ਜਪੋ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ بينا ਪੁਨੀਤ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਜਨ ਕੀ ਧੂਰ ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਨੇ ਠਾਕੁਰ ਗਾਈਏ ਆਤਮ ਰੰਗ ਆਤਮ ਰੰਗ ਅੰਦਰੋਂ ਪਿਆਰ ਨਾਲ ਗਾਓ ਦਿਲੋਂ ਗਾਓ ਕੱਲੀ ਜੀਬ ਨਾ ਬੋਲੇ ਠਾਕੁਰ ਗਾਈਐ ਆਤਮ ਰੰਗ ਦਿਲੋਂ ਗਾਇਆ ਕਰੋ ਭਾਈ ਫਿਰ ਹੋਏਗਾ ਕੀ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਨਾਮ ਨੂੰ ਧਿਆਨ ਵਿੱਚ ਰੱਖ ਕੇ ਸਹਿਜੇ ਹੀ ਸਮਾਈ ਹੋ ਜਾਂਦੀ ਹੈ ਜਿਹੜਾ ਮਲਾਪ ਬੜਾ ਔਖਾ ਹੁੰਦਾ ਹੈ ਪਰ ਛੇਤੀ ਹੋ ਜਾਂਦਾ ਜੇ ਆਵੋ ਸਿੱਖ ਸਤਗੁਰ ਕੇ ਪਿਆਰੇ ਹੋ ਗਾਵੋ ਸੱਚੀ ਗਾਵੋ ਭਾਈ ਗੁਰੂ ਜੀ ਕਹਿੰਦੇ ਸੋ ਜਸ ਤੇਰਾ ਗਵੇ ਸੋ ਜਸ ਤੇਰਾ ਗਵੇ ਸੋ ਜਸ ਤੇਰਾ ਗਵੇ ਸੋ ਜਸ ਤੇ ਜਤੇ ਤੇਰਾ ਗਾਵੇ ਹੋ ਜਨ ਤੇਰਾ ਗਾਵੇ ਹੋ ਜਨ ਤੇਰਾ ਗਾਵੇ ਬਖਸ਼ਲ ਹੈ ਮੇਰੇ ਪਿਆਰੇ ਜਿਸ ਨੂੰ ਬਖਸ਼ਲ ਹੈ ਮੇਰੇ ਪਿਆਰੇ ਜਿਸ ਨੂੰ ਬਖਸ਼ਲ ਹੈ ਮੇਰੇ ਪਿਆਰੇ ਜਿਸ ਨੂੰ ਬਖਸ਼ਲ ਹੈ ਮੇਰੇ ਪਿਆਰੇ ਜਿਸ ਨੂੰ ਬਖਸ਼ਲ ਹੈ ਮੇਰੇ ਪਿਆਰੇ ਜਿਹਦੇ ਤੇ ਬਖਸ਼ਿਸ਼ ਕਰੇ ਕਿਰਪਾ ਕਰੇ ਹਰ ਵੇਲੇ ਹਰ ਸਮੇਂ ਤੇ ਬੜੀ ਔਖੀ ਗੱਲ ਹੈ ਕਈ ਤੇ ਇੱਥੇ ਬੈਠੇ ਨਹੀਂ ਰਹਿੰਦੇ ਭਾਵੇਂ 50 ਵਾਰੀ ਕਹਿ ਦਿਓ ਨਾਲ ਬੋਲੋ ਜੀ ਨਹੀਂ ਕਹਿੰਦੇ ਗਾਉਂਦੇ ਹੀ ਉਹ ਨੇ ਤੇ ਬਖਸ਼ਿਸ਼ ਹੋਵੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਜਿਸ ਨੂੰ ਬਖਸ਼ ਲੈ ਪੜੋ ਸਿੰਘੋ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਭੈੜਾ ਬੋਲੋ ਜਸ ਤੇ ਰਾਗਵੇ ਸੋ ਜਸ ਤੇ ਹਰ ਮਨ ਤਨ ਵਸਿਆ ਸੋਈ ਹਰ ਮਨ ਤਨ ਵਸਿਆ ਸੋਈ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ الله faros ਤੇਰਾ ਨਾਮ ਤੁਲਹਾ ਬੇੜੀ ਤੇਰਾ ਨਾਮ ਤੁਲਹਾ ਬੇੜੀ ਛੱਡ ਕੇ ਪਾਰ ਲੰਘਣਾ ਤੇਰਾ ਨਾਮ ਤੁਲਹਾ ਬੇੜੀ ਛੱਡ ਕੇ ਪਾਰ ਲੰਘਣਾ ਕਾ ਖਾਸ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪੰਡਾਲ ਦਾ ਇਸ ਸਮਾਗਮ ਦਾ ਤੀਸਰਾ ਔਰ ਲਾਸਟ ਦੀਵਾਨ ਹੈ ਦੂਰੋਂ ਨੇੜੋਂ ਚੱਲ ਕੇ ਆਪ ਸਾਰੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲ ਬਣਾਉਣ ਆਏ ਸਤਿਗੁਰੂ ਜੀ ਤੋਂ ਅਕਲ ਲੈਣ ਆਏ ਪਾਠਸ਼ਾਲਾ ਵਿੱਚ ਗੁਰੂ ਜੀ ਦੀ ਪਾਠਸ਼ਾਲਾ ਵਿੱਚ ਪੜਨ ਵਾਸਤੇ ਆਏ ਕੁਝ ਸਿੱਖਣ ਵਾਸਤੇ ਆਏ ਆਪਾਂ ਸਾਰੇ ਤੁਸੀਂ ਨਹੀਂ ਕੱਲੇ ਤੁਸੀਂ ਨਹੀਂ ਮੈਂ ਵੀ ਵਿੱਚ ਹੀ ਆਪਾਂ ਸਾਰੇ ਗੁਰੂ ਜੀ ਤੋਂ ਸਿੱਖਣਾ ਅਕਲ ਲੈਣ ਵਾਸਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਧਰਮ ਨੂੰ ਧੰਦਾ ਨਹੀਂ ਬਣਾਉਣਾ ਧਰਮ ਸਥਲ ਤੇ ਆ ਕੇ ਧਰਮ ਦੀ ਸਿੱਖਿਆ ਹੀ ਲੈਣੀ ਇਥੋਂ ਆਪਾਂ ਅਕਲ ਹੀ ਲੈਣੀ ਸਤਿਗੁਰੂ ਸਾਨੂੰ ਜਿਉਣ ਦਾ ਚੱਜ ਬਖਸ਼ ਸਾਨੂੰ ਅਕਲ ਆਵੇ ਸਮਝ ਆਵੇ ਜ਼ਿੰਦਗੀ ਕਿਵੇਂ ਜਿਉਣੀ ਹੈ ਕੀ ਕਰਨਾ ਹੈ ਕੀ ਕਰ ਰਹੇ ਹਾਂ ਇਹਦਾ ਪਤਾ ਲੱਗਦਾ ਕਿਉਂਕਿ ਜੀਵਨ ਤੋਂ ਹੀ ਪਤਾ ਲੱਗੇਗਾ ਨਾ ਵੇਖਣ ਨੂੰ ਤੇ ਸਭ ਇੱਕੋ ਜਿਹੀ ਹੈ ਜੈਸੇ ਚੂਨੋ ਖਾਂਡ ਸਵੈਤ ਏਕ ਸਹਿ ਦਿਖਾਈ ਦੇਤ ਪਾਈਏ ਤੋ ਸਵਾਦ ਰਸ ਰਸਨਾ ਕੇ ਚਾਖੀ ਆਟਾ ਤੇ ਖੰਡ ਦਾ ਰੰਗ ਤੇ ਇੱਕੋ ਜਿਹਾ ਹੀ ਹੁੰਦਾ ਪਰ ਜੇ ਜੀਭ ਤੇ ਰੱਖੀਏ ਫੇਰ ਹੀ ਪਤਾ ਲੱਗਦਾ ਵੀ ਇਹ ਆਟਾ ਹੈ ਤੇ ਇਹ ਖੰਡ ਹੈ ਇਸੇ ਤਰ੍ਹਾਂ ਜੀ ਜਿਹੜਾ ਪਿੱਤਲ ਦਾ ਜੈਸੇ ਪੀਤ ਬਰਨੀ ਹੇਮ ਅਰ ਪੀਤਰ ਹੋਏ ਜਾਨੀਆਂ ਮਹਿਤ ਪਾਰ ਖਦਗਰ ਰੱਖੀ ਵੇਖਣ ਨੂੰ ਤੇ ਸੋਨੇ ਦਾ ਤੇ ਪਿੱਤਲ ਦਾ ਰੰਗ ਇੱਕੋ ਜਿਹਾ ਹੀ ਹੈ ਸੋਨਾ ਵੀ ਉਦਾਂ ਦਾ ਹੀ ਹੈ ਪਿੱਤਲ ਵੀ ਉਦਾਂ ਦਾ ਜੇ ਕਿਸੇ ਪਾਰਖੂ ਕੋਲ ਰੱਖਣਾ ਫੇਰ ਉਹਨੇ ਕਹਿਣਾ ਵੀ ਐਵੇਂ ਚੌੜਾ ਹੋਇਆ ਛਾਪ ਬਣਾ ਕੇ ਪਾਈ ਫਿਰਦਾ ਵੀ ਕੁੜਮਾਂ ਨੇ ਛਾਪ ਪਾਤੀ ਛਾਪ ਪਾਤੀ ਅੱਧਾ ਤੇ ਤਾਂਬਾ ਹੀ ਹੈ ਇਹ ਤੋਲੇ ਦੀ ਅੱਧਾ ਤੇ ਵਿੱਚ ਇਹਦੇ ਹੈ ਵੇਖਣ ਨੂੰ ਹੀ ਲੱਗਦਾ ਰੰਗ ਤੇ ਜੀ ਤੁਹਾਨੂੰ ਪਤਾ ਪਿੱਛੇ ਜੇ ਅੱਜ ਤੋਂ 20 ਸਾਲ ਪਹਿਲਾਂ ਨਕਲੀ ਗਹਿਣਿਆਂ ਦਾ ਰਿਵਾਜ ਚੱਲਿਆ ਸੀ ਹਰੇਕ ਪਾਈ ਫਿਰਦਾ ਸੀ ਨਕਲੀ ਕੜੇ ਨਕਲੀ ਵੰਗਾ ਬਹੁਤ ਚੱਲਿਆ ਸੀ 200 ਰੁਪਏ ਦੀ ਮਿਲ ਜਾਂਦੀ ਸੀ ਵੰਗ ਵੇਖਣ ਨੂੰ ਲੱਗਦਾ ਸੀ ਵੀ ਅਸਲੀ ਹੋਈ ਹੈ ਅਸਲੀਆਂ ਨੇ ਕਈਆਂ ਨੇ ਸਾਹਮਣੇ ਕੇ ਰੱਖਤੀਆਂ ਵੀ ਸਾਡੇ ਦਾ ਹੁਣ ਕੀ ਫਾਇਦਾ ਹਰੇਕ ਹੀ ਪਾਈ ਫਿਰਦਾ ਪਰ ਉਹ ਨਕਲ ਤੇ ਥੋੜਾ ਕਿ ਜਿਹੜੀ ਰਹੀ ਸਾਲ 2 ਸਾਲ ਚੱਲ ਗਈਆਂ ਬਾਅਦ ਚ ਪਾਲਿਸ਼ਾਂ ਪੂਲਿਸ਼ਾਂ ਪਾਲਿਸ਼ ਹੋਈ ਹੁੰਦੀ ਲੈ ਸੋ ਇਸ ਕਰਕੇ ਪਿੱਤਲ ਦਾ ਤੇ ਸੋਨੇ ਦਾ ਰੰਗ ਤੇ ਇੱਕੋ ਜਿਹਾ ਹੀ ਹੁੰਦਾ ਹੈ ਜੇ ਕਿਸੇ ਪਾਰਖੂ ਕੋਲ ਰੱਖੀਏ ਪਤਾ ਫੇਰ ਲੱਗਦਾ ਹੈ ਇਸੇ ਤਰ੍ਹਾਂ ਭਾਈ ਕਾਂ ਤੇ ਕੋਇਲ ਦਾ ਰੰਗ ਵੀ ਇੱਕੋ ਜਿਹਾ ਹੀ ਹੁੰਦਾ ਜੈਸੇ ਕੌਵਾ ਕੋਕਿਲਾ ਹੈ ਦੋਨੋਂ ਖਗ ਸਿਆਮ ਸ਼ਾਮ ਦਾ ਉਹਨਾਂ ਦਾ ਰੰਗ ਤੇ ਦੋਨਾਂ ਦਾ ਕਾਲਾ ਹੀ ਹੈ ਕਾਂ ਵੀ ਕਾਲਾ ਹੀ ਹੈ ਕੋਇਲ ਵੀ ਕਾਲੀ ਹੀ ਹੈ ਰੰਗ ਤੇ ਦੋਹਾਂ ਦਾ ਇੱਕੋ ਜਿਹਾ ਹੁਣ ਜੇ ਕੋਈ ਬੱਚਾ ਬਾਹਰੋਂ ਆਵੇ ਉਹਨੇ ਕਦੇ ਨਾ ਕੋਇਲ ਵੇਖੀ ਹੋਵੇ ਨਾ ਕਾਂ ਵੇਖਿਆ ਜੰਮਿਆ ਹੀ ਬਾਹਰ ਹੈ ਨਾ ਉੱਥੇ ਕਾਂ ਤੇ ਨਾ ਉੱਥੇ ਕੋਇਲ ਉਹ ਕਿਤੇ ਪਹਿਲੀ ਵਾਰੀ ਜੇ ਕੋਇਲ ਬੋਲਦੀ ਸੁਣ ਲਵੇ ਉਹ ਤੇ ਬਹੁਤ ਖੁਸ਼ ਹੋਏਗਾ ਵੀ ਕਿੰਨੀ ਸੋਹਣੀ ਆਵਾਜ਼ ਹੈ ਕਿੰਨਾ ਸੋਹਣਾ ਗਾਉਂਦੀ ਹੈ ਕਿੰਨੀ ਚੰਗੀ ਲੱਗਦੀ ਹੈ ਉਹ ਤੇ ਬਹੁਤ ਖੁਸ਼ ਹੋਏ ਉਦੋਂ ਬਾਅਦ ਉਹਨੂੰ ਕਾਂ ਮਿਲ ਪਵੇ ਉਹ ਤੇ ਕਹੇਗਾ ਮੈਨੂੰ ਫੜ ਕੇ ਦਿਓ ਜੇ ਉਹ ਨਿੱਕੀ ਜੀ ਇੰਨਾ ਸੋਹਣਾ ਗਾਉਂਦੀ ਹੈ ਤੇ ਬਹੁਤੇ ਵੱਟ ਕੱਢਦਾ ਹੋਣਾ ਤੇ ਵੱਡਾ ਹੈ ਰੰਗ ਤੇ ਕਾਲਾ ਹੀ ਹੈ ਇਹ ਇਹਨੂੰ ਤੇ ਫੜ ਕੇ ਦਿਓ ਮੈਨੂੰ ਤੇ ਜਦੋਂ ਉਹਨੇ ਕਾਂ ਨੇ ਕਾਂ ਕਾਂ ਕਰਨੀ ਹੈ ਉੱਥੇ ਹੀ ਪਤਾ ਲੱਗ ਜਾਣਾ ਵੀ ਇਹ ਤੇ ਐਵੇਂ ਹੀ ਹੈ ਜਦੋਂ ਬੋਲਦੇ ਨੇ ਰੰਗ ਇੱਕੋ ਜਿਹਾ ਹੀ ਹੈ ਪਰ ਬੋਲਣ ਤੋਂ ਪਤਾ ਲੱਗ ਜਾਂਦਾ ਬੜਾ ਫਰਕ ਹੈ ਲਾਸਟ ਪੰਕਤੀ 'ਚ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਈ ਸਾਧ ਤੇ ਅਸਾਧ ਅਸਲੀ ਤੇ ਨਕਲੀ ਪਖੰਡੀ ਤੇ ਅਸਲੀ ਕਹਿੰਦੇ ਕੱਪੜੇ ਲੀੜੇ ਸਭ ਦੇ ਇੱਕੋ ਜਿਹੇ ਨੇ ਪਹਿਰਾਵਾ ਇੱਕੋ ਜਿਹਾ ਹੈ ਪਤਾ ਕਿਵੇਂ ਲੱਗੇ ਕਹਿੰਦੇ ਗੁਰਮਖਾਂ ਦੀਆਂ ਕਰਨੀਆਂ ਬੋਲਣਗੀਆਂ ਤੇ ਪਖੰਡੀਆਂ ਦੀਆਂ ਕਰਤੂਤਾਂ ਦੱਸ ਦੇਣਗੀਆਂ ਆਖੋ ਸਤਨਾਮ ਤੈਸੇ ਹੀ ਅਸਾਦ ਸਾਦ ਚਿਹਨ ਕੇ ਸਮਾਨ ਹੋਤ ਚੇਨ ਤੇ ਇੱਕੋ ਜਿਹੀ ਹੁੰਦੇ ਆ ਕਰਨੀ ਕਰਤੂਤ ਲੱਗ ਲੱਛਣ ਕਰ ਲਖੀਏ ਕਿਤੇ ਲਖਤਾ ਹੋ ਜੂ ਤੈਨੂੰ ਲੱਛਣਾ ਤੋਂ ਪਤਾ ਲੱਗ ਜਾਣਾ ਕਰਨੀ ਤੇ ਕਰਤੂਤ ਇਸ ਕਰਕੇ ਭਾਈ ਆਪਾਂ ਸਾਰੇ ਗੁਰਸਿੱਖ ਵੇਖਣ ਨੂੰ ਸਾਰੇ ਹੀ ਗੁਰਮੁਖ ਲੱਗਦੇ ਆ ਗੁਰਸਿੱਖ ਲੱਗਦੇ ਆ ਪਿਆਰੇ ਲੱਗਦੇ ਆ ਬਾਬੇ ਲੱਗਦੇ ਆ ਭਾਈ ਲੱਗਦੇ ਆ ਬੜਾ ਕੁਝ ਲੱਗਦੇ ਆ ਵੇਖਣ ਨੂੰ ਪਰ ਸਾਡੀ ਕਰਨੀ ਤੋਂ ਪਤਾ ਲੱਗਣਾ ਹੈ ਕਰਨੀ ਕੀ ਕਰਦਾ ਹੈ ਕਮਾਈ ਕੀ ਹੈ ਜੀਵਨ ਕਿਦਾਂ ਦਾ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀ ਕੱਲ ਵਾਲੀ ਬੇਨਤੀ ਕਰਦਾ ਦੁਹਰਾਨਾ ਦੁਆਰਾ ਵੀ ਜਨਮ ਹੋਰ ਚੀਜ਼ ਹੈ ਜੀਵਨ ਹੋਰ ਚੀਜ਼ ਹੈ ਜਨਮ ਤੇ ਹੋ ਗਿਆ ਬੱਚੇ ਦਾ ਪਰ ਜੀਵਨ ਤੇ ਬਾਅਦ ਚ ਸ਼ੁਰੂ ਹੋਣਾ ਹੈ ਆ ਮਾਂ ਆ ਪਿਓ ਹੈ ਉਸ ਤੋਂ ਬਾਅਦ ਹੀ ਸਮਾਜਿਕ ਰਿਸ਼ਤੇ ਬਣਨਗੇ ਸਮਾਜ ਉਸ ਤੋਂ ਬਾਅਦ ਰਾਜਨੀਤੀ ਉਸ ਤੋਂ ਬਾਅਦ ਧਰਮ ਇਹ ਤੇ ਅਗਲਾ ਅੱਗੇ ਜਾ ਕੇ ਹੈ ਪਹਿਲਾਂ ਤੇ ਜਨਮ ਹੋਇਆ ਇਕੱਲਾ ਨਾ ਮਾਂ ਦਾ ਪਤਾ ਹੈ ਨਾ ਪਿਓ ਦਾ ਪਤਾ ਹੈ ਨਾ ਚਾਚੇ ਦਾ ਪਤਾ ਹੈ ਨਾ ਤਾਏ ਦਾ ਪਤਾ ਬਸ ਜੰਮਿਆ ਤੇ ਜੇ ਬੱਚਾ ਜੰਮਿਆ ਤੇ ਸਾਲ ਤੋਂ ਬਾਅਦ ਵਧੇ ਹੀ ਨਾ ਕੋਈ ਮਾਂ ਦਾ ਪਤਾ ਹੀ ਨਾ ਲੱਗੇ ਪਿਓ ਦਾ ਪਤਾ ਹੀ ਨਾ ਲੱਗੇ ਤੇ ਮਾਪਿਓ ਫਿਕਰ ਕਰਦੇ ਨੇ ਕਿਸੇ ਡਾਕਟਰ ਨੂੰ ਵਿਖਾਓ ਇਹ ਤੇ ਪਛਾਣਦਾ ਹੀ ਨਹੀਂ ਇਸੇ ਤਰ੍ਹਾਂ ਅਸੀਂ ਜਦੋਂ ਗੁਰਦੁਆਰੇ ਆਉਣ ਲੱਗ ਪਏ ਆ ਬਹਿ ਗਏ ਇਹ ਜਨਮ ਹੋਇਆ ਅੱਗੇ ਜੀਵਨ ਤੇ ਸ਼ੁਰੂ ਹੋਣਾ ਹੈ ਇਹ ਤੇ ਸਿਰਫ ਜਨਮ ਹੈ ਤੇ ਜੇ ਆਪਾਂ ਨੂੰ 5 5 10 10 ਸਾਲਾਂ ਦੇ ਹੋ ਗਏ ਅਜੇ ਤੱਕ ਨਾ ਜਪਜੀ ਸਾਹਿਬ ਦੀ ਪਛਾਣ ਆਈ ਨਾ ਅਜੇ ਤੱਕ ਗੁਰੂ ਅਰਜਨ ਦੇਵ ਜੀ ਦੇ ਕੀ ਬਚਨ ਨੇ ਗੁਰੂ ਰਾਮਦਾਸ ਜੀ ਨੇ ਕੀ ਆਖਿਆ ਗੁਰੂ ਨਾਨਕ ਸਾਹਿਬ ਨੇ ਕੀ ਆਖਿਆ ਅਜੇ ਤੱਕ ਪਛਾਣ ਹੀ ਨਹੀਂ ਆਈ ਫਿਰ ਗੁਰੂ ਵੀ ਫਿਕਰ ਕਰਨ ਲੱਗ ਜਾਂਦਾ ਵੀ ਵੇਖੋ ਤੇ ਸਹੀ ਇਹ ਜੰਮਿਆ ਤੇ ਹੈ ਸੀ ਤੁਰਿਆ ਹੈ ਹੀ ਨਹੀਂ ਆਖੋ ਸਤਨਾਮ ਵੀ ਜੰਮਿਆ ਤੇ ਹੈ ਗਾਂ ਤੁਰ ਵੀ ਕੱਲ ਕੀਤੀ ਸੀ ਨਾ ਵਿਸਥਾਰ ਨਾਲ ਅੱਧਾ ਘੰਟਾ ਲਾਇਆ ਸੀ ਆਪਾਂ ਇਸ ਟੌਪਿਕ ਤੇ ਤੇ ਜਨਮ ਤੋਂ ਬਾਅਦ ਜੀਵਨ ਵੀ ਤੇ ਜ਼ਰੂਰੀ ਹੈ ਹੁਣ ਛਾਲਾ ਮਾਰ ਗਾ ਭੱਜ ਨੱਠ ਬੱਚਾ ਜੰਮਿਆ ਤੇ ਭੱਜ ਨੱਠ ਵੀ ਹੋਣਾ ਥੋੜੀ ਸਪੀਡ ਵੀ ਤੇ ਫੜ ਐਕਟਿਵ ਵੀ ਤੇ ਹੋ ਇਸੇ ਤਰ੍ਹਾਂ ਭਾਈ ਕੱਲਾ ਆਪਾਂ ਅੰਮ੍ਰਿਤ ਛਕ ਲਿਆ ਗੁਰਦੁਆਰੇ ਆਉਣ ਲੱਗ ਗਏ ਇਹਦੇ ਨਾਲ ਕੱਲਾ ਇਹਦੇ ਨਾਲ ਨਹੀਂ ਸਰਦਾ ਅੱਗੇ ਵੀ ਡਿਵੈਲਪਮੈਂਟ ਕਰੀਏ ਥੋੜੀ ਬਹੁਤ ਅੱਗੇ ਨੂੰ ਚੱਲੀਏ ਥੋੜਾ ਥੋੜਾ ਗੁਰਬਾਣੀ ਦੇ ਗੁਰਬਾਣੀ ਨੂੰ ਸਮਝਣ ਲੱਗ ਜਾਓ ਹੌਲੀ ਹੌਲੀ ਆਪੇ ਤਜਰਬਾ ਹੋ ਜਾਣਾ ਸਾਡੇ 'ਚ ਬਹੁਤੇ ਬੰਦੇ ਇਹੀ ਕਹਿੰਦੇ ਲੈ ਇਦਾਂ ਕਿਵੇਂ ਸਿੱਖ ਲਈਏ ਪਤਾ ਹੀ ਨਹੀਂ ਐ ਕਿਵੇਂ ਆਜੂ ਆਉਣਾ ਹੀ ਨਹੀਂ ਮੋਟਰਸਾਈਕਲ ਪਹਿਲਾਂ ਪਹਿਲਾਂ ਕਿਹੜਾ ਹੈ ਸੀ ਜਦੋਂ ਹੱਥਾਂ 'ਚ ਆ ਕੇ ਚਲਾਣੇ ਵੀ ਆ ਵੀ ਪਹਿਲਾਂ ਟਰੈਕਟਰ ਹੁੰਦੇ ਸੀ ਖੇਤਾਂ ਪੈਲੀਆਂ ਵਿੱਚ ਲੋਕ ਹਲਾ ਬਲਦਾਂ ਨਾਲ ਹੀ ਖੇਤੀਬਾੜੀ ਕਰਦੇ ਸੀ ਜਦੋਂ ਟਰੈਕਟਰ ਸਾਡੇ ਹੱਥਾਂ 'ਚ ਆ ਗਏ ਮੁੰਡਿਆਂ ਨੂੰ ਚਲਾਣੇ ਆਪੇ ਹੀ ਆ ਗਏ ਉਹ ਟਰੈਕਟਰ ਘਰ 'ਚ ਖੜਾ ਹੁੰਦਾ ਆ ਆਪੀ ਹੌਲੀ ਹੌਲੀ ਹੌਲੀ ਹੌਲੀ ਚਲਾਉਣਾ ਵੀ ਆ ਜਾਂਦਾ ਇਦਾਂ ਹੀ ਆ ਗਿਆ ਸਾਰਾ ਕੁਝ ਗੱਡੀਆਂ ਚਲਾਣੀਆਂ ਆ ਗਈਆਂ ਸਭ ਕੁਝ ਆਪੀ ਹੀ ਆ ਜਾਂਦਾ ਫੋਨ ਸਾਡੇ ਹੱਥ 'ਚ ਪਹਿਲੇ ਦਿਨ ਫੜਾਇਆ ਸੀ ਤੇ ਆਪਾਂ ਕਹਿੰਦੇ ਲਾ ਕੇ ਦੇਈ ਮਨ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਹੈ ਕਿਵੇਂ ਹੈ ਜਦੋਂ ਫੜਾਤਾ ਹੌਲੀ ਹੌਲੀ ਵੇਖਦੇ ਰਹੇ ਪੰਗਾ ਲੈਂਦੇ ਰਹੇ ਆਪਾਂ ਫਿਰ ਤੁਹਾਨੂੰ ਪਤਾ ਹੀ ਹੈ ਦੇਸੀ ਕੰਮ ਕਰਦੇ ਰਹੇ ਲੱਭਦੇ ਲੱਭਦੇ ਲੱਭ ਹੀ ਆ ਗਿਆ ਵੀ ਐ ਲਾਈਦਾ ਐ ਬੰਦ ਕਰੀਦਾ ਐ ਨੰਬਰ ਹੁੰਦਾ ਸਭ ਆ ਗਿਆ ਇਸ ਤਰ੍ਹਾਂ ਹੀ ਇਸ ਤਰ੍ਹਾਂ ਭਾਈ ਗੁਰਮਖੋ ਪੋਥੀਆਂ ਹੱਥਾਂ 'ਚ ਫੜੋਗੇ ਘਰਾਂ 'ਚ ਰੱਖੋਗੇ ਜਦੋਂ ਹਰ ਘਰ 'ਚ ਹੋਏਗੀ ਹੋਣਗੀਆਂ ਪੋਥੀਆਂ ਫਿਰ ਥੋੜਾ ਥੋੜਾ ਵਧੋਗੇ ਪੜੋਣਾ ਸ਼ੁਰੂ ਕਰੋਗੇ ਤੇ ਆ ਜਾਣਾ ਆ ਜਾਣਾ ਹੌਲੀ ਹੌਲੀ ਆਪੇ ਆ ਜਾਣਾ ਫਿਰ ਹੁਣ ਜੇ ਤੁਹਾਨੂੰ ਮੈਂ ਕਹਾਂ ਵੀ ਟਰੈਕਟਰ ਚਲਾਉਣਾ ਕਿਵੇਂ ਸਿੱਖ ਗਿਆ ਤੁਸੀਂ ਪਤਾ ਕੀ ਕਹਿੰਦੇ ਸਰਦਾ ਨਹੀਂ ਕੀ ਕਰੀਏ ਹੁਣ ਟਰੈਕਟਰ ਬਿਨਾ ਸਰਦਾ ਨਹੀਂ ਚਲਾਉਣਾ ਹੀ ਸੀ ਫਿਰ ਜੱਟਾਂ ਦੇ ਮੁੰਡਿਆਂ ਨੇ ਕੰਮ ਨਹੀਂ ਕਰਨਾ ਇਸ ਚਲਾਉਣਾ ਹੀ ਹੈ ਸਰਦਾ ਹੀ ਨਹੀਂ ਫੋਨ ਬਿਨਾ ਬੋਲੋ ਫੋਨ ਬਿਨਾ ਸਰਦਾ ਹੀ ਨਹੀਂ ਇਸੇ ਤਰ੍ਹਾਂ ਇਹਨਾਂ ਚੀਜ਼ਾਂ ਬਿਨਾ ਸਰਦਾ ਨਹੀਂ ਹੁਣ ਅਗਲੀ ਗੱਲ ਪੋਥੀ ਕਿਉਂ ਨਹੀਂ ਪੜਿਆ ਇਹਦਾ ਜਵਾਬ ਫਿਰ ਕੀ ਹੈ ਹੁਣ ਅਗਲਾ ਤੁਸੀਂ ਦੱਸੋ ਪੋਥੀ ਕਿਉਂ ਨਹੀਂ ਪੜਿਆ ਕਿਉਂਕਿ ਪੋਥੀ ਬਿਨਾ ਜਵਾਬ ਤੇ ਇਹੀ ਹੋਇਆ ਫਿਰ ਇਹਦਾ ਬੋਲ ਕੇ ਭਾਵੇਂ ਤੁਸੀਂ ਨਾਮ ਹੀ ਕਹੋ ਨਾਮ ਹੀ ਕਹੋ ਬੋਲ ਕੇ ਵੀ ਸਾਡਾ ਤੇ ਭਾਈ ਸਰਦਾ ਹੈ ਬਾਣੀ ਬਿਨਾ ਅਰਥ ਤੇ ਇਹਦਾ ਇਹੀ ਹੈ ਧਿਆਨ ਤੇ ਰੱਖੋ ਜਵਾਬ ਤੇ ਤਾਂ ਤੁਹਾਡਾ ਇਹੀ ਜਵਾਬ ਹੈ ਸਰ ਗਿਆ ਜੀ ਬਸ ਤੇ ਸੋਚ ਕੇ ਵੇਖੋ ਭਾਈ ਜਿਹੜਾ ਬੰਦਾ ਇਹ ਕਹਿ ਰਿਹਾ ਹੈ ਬੋਲ ਕੇ ਭਾਵੇਂ ਨਾ ਕਵੇ ਮਨ ਤੇ ਉਹਦਾ ਇਹ ਕਹਿ ਰਿਹਾ ਕਿ ਸਰ ਗਿਆ ਜੇ ਤੇਰਾ ਗੁਰੂ ਬਿਨਾ ਸਰ ਗਿਆ ਜਾ ਫਿਰ ਗੁਰੂ ਦਾ ਤੇਰੇ ਬਿਨਾ ਸਰ ਗਿਆ ਆਖੋ ਸਤਨਾਮ ਵਾਹ ਜੇ ਤੈਨੂੰ ਲੋੜ ਨਹੀਂ ਤੇ ਸਾਨੂੰ ਕੀ ਲੋੜ ਸੋਚ ਕੇ ਵੇਖੋ ਬੰਦਾ ਇਨਡਾਇਰੈਕਟਲੀ ਤੇ ਇਹੀ ਗੱਲ ਕਹਿ ਰਿਹਾ ਡਾਇਰੈਕਟ ਨਹੀਂ ਕਹਿੰਦਾ ਸਿੱਧਾ ਪਰ ਕਹਿੰਦਾ ਤੇ ਇਹੀ ਅਰਥ ਤੇ ਇਹੀ ਹੁਣ ਇੱਥੇ ਵਾਲੀਆਂ ਜਿਵੇਂ ਹੁਣ ਆਪਣਾ ਕਿਤੇ ਵੀਜ਼ਾ ਲੱਗ ਜੇ ਬਾਹਰ ਦਾ ਆ ਜਿਹੜੀਆਂ ਬੀਬੀਆਂ ਇੱਥੇ ਘਰਾਂ ਇੱਥੇ ਬੈਠੀਆਂ ਨੇ ਨਾ ਜਿਨ੍ਹਾਂ ਨੇ ਕਦੇ ਪਤਾ ਹੀ ਨਹੀਂ ਵੀ ਬਾਹਰ ਅੰਦਰ ਕੀ ਹੁੰਦਾ ਜਦੋਂ ਕਿਤੇ ਇਹ ਭੈਣਾ ਅਮਰੀਕਾ ਚਲੀਆਂ ਜਾਂਦੀਆਂ ਨੇ ਵੀਜ਼ਾ ਲੱਗ ਗਿਆ ਅਮਰੀਕਾ ਕੈਨੇਡਾ ਬੱਚਿਆਂ ਨਾਲ ਜਾਣਾ ਪੈ ਗਿਆ ਪੱਕੇ ਹੋ ਗਏ ਤੇ 2-4 ਸਾਲਾਂ ਵਿੱਚ ਗੱਡੀਆਂ ਚਲਾਉਣ ਲੱਗ ਪੈਂਦੀਆਂ ਨੇ ਉੱਥੇ ਜਾ ਕੇ ਸਭ ਕੁਝ ਆ ਜਾਂਦਾ ਗੱਡੀਆਂ ਵੀ ਚਲਾਉਂਦੀਆਂ ਨੇ ਕੰਮ ਵੀ ਕਰਦੀਆਂ ਨੇ ਤੇ ਜੇ ਉੱਥੇ ਪੁੱਛੋ ਵੀ ਭੈਣ ਜੀ ਤੁਸੀਂ ਗੱਡੀ ਚਲਾਉਣੀ ਕਿਵੇਂ ਸਿੱਖ ਗਏ ਬਾਬਾ ਜੀ ਹੁਣ ਬਾਹਰਲੇ ਦੇਸ਼ਾਂ 'ਚ ਆ ਗਏ ਇੱਥੇ ਸਰਦਾ ਹੀ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਗੱਡੀ 'ਚ ਜਾਣਾ ਪਊ ਬੰਦਾ ਜਿਵੇਂ ਆਪਾਂ ਆਮ ਇਹ ਗੱਲ ਕਹਿੰਦੇ ਨੇ ਜੋ ਸਿਰ ਤੇ ਪੈਂਦੀ ਹੈ ਨਾ ਸਭ ਕੁਝ ਆ ਜਾਂਦਾ ਹੈ ਕਿਸੇ ਦਾ ਪਿਓ ਚੜ੍ਹਾਈ ਕਰ ਜਾਂਦਾ ਪੁੱਤਰ ਨੂੰ ਸਾਰਾ ਕੁਝ ਜ਼ਿੰਮੇਵਾਰੀ ਦੇ ਦਿਓ ਆਪੇ ਹੀ ਸਿੱਖ ਜਾਂਦਾ ਲਾਣੇਦਾਰ ਬਣਾ ਦਿਓ ਸਾਰਾ ਕੁਝ ਆਪੇ ਸਿੱਖ ਜਾਂਦਾ ਸਿਰ ਤੇ ਪਈ ਹੈ ਫਿਰ ਕਰਨਾ ਨਹੀਂ ਤੁਸੀਂ ਆਮ ਹੀ ਆਪਣੇ ਬੱਚਿਆਂ ਨੂੰ ਕਹਿ ਦੇਣੋ ਕਿਸੇ ਨੂੰ ਇਹਦੇ ਸਿਰ ਤੇ ਜ਼ਿੰਮੇਵਾਰੀ ਪਾ ਆਪੇ ਆਪੇ ਭੱਜਿਆ ਫਿਰੂ ਇਹਨੂੰ ਤੂੰ ਵਿਹਲਾ ਛੱਡ ਰੱਖਿਆ ਤੂੰ ਦੇ ਜ਼ਿੰਮੇਵਾਰੀ ਸਾਰੀ ਇਹਨੂੰ ਜ਼ਿੰਮੇਵਾਰੀ ਪਾ ਇਹਦੇ ਸਿਰ ਤੇ ਆਪੇ ਸਿੱਖ ਲੂ ਹੁਣ ਹਾਂਜੀ ਸੁਣਿਓ ਗੁਰੂ ਗੋਬਿੰਦ ਸਿੰਘ ਨੇ ਜਿੱਦਣ ਸਾਨੂੰ ਲੜ ਲਾਇਆ ਸੀ ਨਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਸਭ ਸਿੱਖਣ ਕੋ ਸਾਰਿਆਂ ਨੂੰ ਹੀ ਜ਼ਿੰਮੇਵਾਰੀ ਪਾਤੀ ਸੀ ਮੰਨਿਓ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਚੱਲਿਓ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਬੋਚ ਹੈ ਖੋਜ ਸ਼ਬਦ ਮੈਂ ਸ਼ਬਦ ਦੀ ਖੋਜ ਕਰ ਲਿਓ ਜ਼ਿੰਮੇਵਾਰੀ ਤੇ ਬੜੀ ਵੱਡੀ ਦੇ ਕੇ ਗਏ ਆ ਸੱਚੇ ਪਾਤਸ਼ਾਹ ਪਰ ਆਪਾਂ ਇੱਧਰ ਨੂੰ ਮੂੰਹ ਹੀ ਨਹੀਂ ਕੀਤਾ ਆਪਾਂ ਉਸ ਜ਼ਿੰਮੇਵਾਰੀ ਨੂੰ ਸਮਝਿਆ ਹੀ ਨਹੀਂ ਜਿਆਦਾ ਨਲਾਇਕ ਹੋਵੇ ਜ਼ਿੰਮੇਵਾਰੀਆਂ ਦੇ ਵੀ ਦਿਓ ਤਾਂ ਵੀ ਉਹ ਕੁਝ ਨਹੀਂ ਸਮਝਦਾ ਬਹੁਤਾ ਨਲਾਇਕ ਨਿਆਣਾ ਹੋਵੇ ਉਹ ਨਹੀਂ ਜ਼ਿੰਮੇਵਾਰੀ ਸਮਝਦਾ ਅਸੀਂ ਉਸ ਜ਼ਿੰਮੇਵਾਰੀ ਨੂੰ ਸਮਝਿਆ ਨਹੀਂ ਤੇ ਨਾਲੇ ਭਾਈ ਚੇਤਾ ਰੱਖੋ ਇਹਦੇ ਨਾਲ ਗੁਰੂ ਦਾ ਕੀ ਸਬਰ ਦਾ ਹੈ ਸਬਰ ਦਾ ਤੇ ਸਾਡਾ ਜੀਵਨ ਹੈ ਨਾ ਪੜ ਨਾ ਸਮਝ ਨਾ ਆਖੇ ਲੱਗ ਤੇ ਨਰਕ ਭੋਗਦਾ ਰਹੇ ਮਾਫ ਕਰਨਾ ਜੀ ਨਰਕ ਹੀ ਭੋਗ ਰਹੇ ਕਮੀਆਂ ਕਾਦੀਆਂ ਨੇ ਘਰ ਵੀ ਬਣਿਆ ਹੋਇਆ ਹੈ ਸਭ ਕੁਝ ਹੈ ਸਭ ਕੁਝ ਰੱਬ ਦਾ ਦਿੱਤਾ ਹੋਇਆ ਹੈ ਫਿਰ ਵੀ ਔਖੇ ਹੀ ਆ ਕਿਉਂਕਿ ਅਸਲ ਮਨ ਦੀ ਸ਼ਾਂਤੀ ਸਾਡੇ ਕੋਲ ਨਹੀਂ ਤੇ ਮਨ ਦੀ ਸ਼ਾਂਤੀ ਉਦੋਂ ਹੀ ਆਉਂਦੀ ਹੈ ਜਿੱਦਣ ਗੁਰਬਾਣੀ ਨਾਲ ਜੁੜਾਂਗੇ ਅਸਲ 'ਚ ਤੇ ਭਲੇ ਦਿਨ ਚੰਗੇ ਦਿਨ ਉਦੋਂ ਹੀ ਆਉਣਗੇ ਮਹਾਰਾਜ ਦਾ ਬਚਨ ਪੜ੍ਹਦੇ ਆ ਚਲੋ ਇਹੀ ਪੜੋ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਇਆ ਭਲੇ ਦਿਨ ਆ ਗਏ ਚੰਗਾ ਸਮਾਂ ਆ ਗਿਆ ਆਨੰਦ ਆ ਗਿਆ ਜ਼ਿੰਦਗੀ ਬਦਲ ਗਈ ਭਲਾ ਆ ਗਿਆ ਸਭ ਬੋਲ ਕੇ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਬਿਦਾਤਾ ਪਾਏ ਮਹਾ ਆ ਰਿਹਾ ਹੈ ਕੀਰਤਨ ਸਦਾ ਸੁਰਤ ਕਰਦੀ ਰਹਿੰਦੀ ਹੈ ਸਾਜਾਂ ਦੀ ਲੋੜ ਹੀ ਨਹੀਂ ਮਨ ਹੀ ਕੀਰਤਨ ਕਰਦਾ ਰਹਿੰਦਾ ਹੈ ਮਨ ਉਹਦੀ ਕੀਰਤੀ ਕਰਦਾ ਰਹਿੰਦਾ ਹਰ ਵੇਲੇ ਮਾਲਕਾ ਆ ਵੀ ਤੇਰਾ ਹੀ ਦਿੱਤਾ ਹੈ ਆ ਵੀ ਤੇਰਾ ਹੀ ਦਿੱਤਾ ਹੈ ਆ ਵੀ ਤੇਰੇ ਰੰਗ ਆ ਵੀ ਤੇਰੇ ਰੰਗ ਆ ਵੀ ਤੇਰੇ ਰੰਗ ਮਨ ਕੀਰਤੀ ਹਰ ਵੇਲੇ ਕਰੀ ਜਾਂਦਾ ਗੁਰਸਿੱਖਾਂ ਦਾ ਗੁਰਮੁਖਾਂ ਦਾ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਪਰ ਭਲੇ ਦਿਨ ਆਏ ਕਦੋਂ ਇਹ ਜਿਹੜਾ ਆਨੰਦ ਆਨੰਦ ਜਿਹਾ ਬਣ ਗਿਆ ਮਨ ਵਿੱਚ ਖੇੜਾ ਖੇੜਾ ਬਣ ਗਿਆ ਅੰਦਰ ਸਰੂਰ ਬਣ ਗਿਆ ਮਨ ਖੁਸ਼-ਖੁਸ਼ ਹੋ ਗਿਆ ਮਨ ਚਾਓ ਭਇਆ ਇਹ ਮਨ ਚਾਓ ਕਿਵੇਂ ਬਣ ਗਿਆ ਇਹ ਖੁਸ਼ੀ ਇਹ ਖੇੜਾ ਇਹ ਆਨੰਦ ਇਹ ਮਸਤੀ ਜੀ ਕਿਵੇਂ ਬਣ ਗਈ ਇਹ ਸਰੂਰ ਜਿਹਾ ਕਿਵੇਂ ਬਣ ਗਿਆ ਇਹ ਨਸ਼ਾ ਜਿਹਾ ਕਿਵੇਂ ਬਣ ਗਿਆ ਭਾਈ ਜਬ ਤੇ ਦਰਸ਼ਨ ਭੇਟੇ ਸਾਧੂ ਸਾਧੂ ਮਤਲਬ ਸਤਿਗੁਰੂ ਜਦੋਂ ਤੋਂ ਸਤਿਗੁਰੂ ਨਾਲ ਜੁੜ ਗਏ ਉਦੋਂ ਤੋਂ ਕਹਿੰਦੇ ਭਲੇ ਭਲੇ ਦੇ ਨਾਰੇ ਭਲੇ ਆ ਸਾਧੂਆਂ ਦੇ ਕਿਤੇ ਇੱਕ ਹੈ ਇੱਥੇ 35 ਨੇ 35 ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਆਪਾਂ ਦਰਸ਼ਨ ਕਰਦੇ ਆਂ ਦੀਦਾਰ ਕਰਦੇ ਆਂ ਜਦੋਂ ਤੋਂ ਮੇਲ ਹੋਇਆ ਭਲੇ ਹੀ ਭਲੇ ਦਿਨ ਆਏ ਅਰਥ ਕਰੋ ਇਹਦਾ ਮੇਲਾ ਹੋਇਆ ਸਾਧੂਆਂ ਦਾ ਫਿਰ ਤਾਂ ਭਲੇ ਹੀ ਭਲੇ Oh. ਸਾਹਿਬ ਸਾਧੂ ਭਗਤ ਰਵਿਦਾਸ ਜੀ ਸਾਧੂ ਭਗਤ ਧੰਨਾ ਜੀ ਸਾਧੂ ਤਨ ਗੁਰੂ ਨਾਨਕ ਸਾਧੂ ਆ ਸਾਰੇ ਹੀ ਸਾਧੂ ਬਚਨ ਪੜਦੇ ਆ ਜਿਨ੍ਹਾਂ ਦੇ ਆਪਾਂ ਇਹ ਸਾਰੀ ਸੰਤਾਂ ਦੀ ਟੋਲੀ ਆਖੋ ਸਤਨਾਮ ਵਾਹਿਗੁਰੂ ਬਸ ਸਾਡੇ ਘਰ ਜਦੋਂ ਆ ਕੇ ਗੁਰਬਾਣੀ ਦਾ ਜਾਪ ਹੋ ਜਾਂਦਾ ਹੈ ਗੁਰਬਾਣੀ ਪੜ੍ਹੀ ਜਾਂਦੀ ਹੈ ਸੰਤ ਸਮਾਗਮ ਹੀ ਹੋ ਰਿਹਾ ਅਖੰਡ ਪਾਠ ਸਾਹਿਬ ਚੱਲਦਾ ਜਦੋਂ ਜਦੋਂ ਤੋਂ ਪਿਆਰ ਪਿਆ ਜਦੋਂ ਤੋਂ ਗੁਰਬਾਣੀ ਨੂੰ ਸਮਝਣ ਲੱਗ ਪਏ ਜਦੋਂ ਤੋਂ ਚੱਜ ਆ ਗਿਆ ਜਦੋਂ ਤੋਂ ਅਕਲ ਆ ਗਈ ਜੇ ਅਕਲ ਨਾ ਹੋਵੇ ਭਾਈ ਠੋਕਰਾਂ ਹੀ ਖਾਂਦੇ ਆ ਜਿਵੇਂ ਬੰਦਾ ਹਨੇਰੇ ਵਿੱਚ ਠੋਕਰਾਂ ਹੀ ਖਾਂਦਾ ਹੈ ਜੇ ਹਨੇਰਾ ਹੋਵੇ ਨਾ ਬੈੱਡ ਸੁੱਖ ਦੇਣ ਵਾਲੀ ਚੀਜ਼ ਹੈ ਸੋਫਾ ਸੁੱਖ ਦੇਣ ਵਾਲੀ ਚੀਜ਼ ਹੈ ਟੇਬਲ ਸੁੱਖ ਦੇਣ ਵਾਲੀ ਚੀਜ਼ ਹੈ ਇੱਕਦਮ ਲਾਈਟ ਭੱਜ ਜੇ ਸੁਖ ਦੇਣ ਵਾਲੀ ਚੀਜ਼ ਵਿੱਚ ਹੀ ਲੱਤ ਵੱਜਣੀ ਹੈ ਜ਼ੋਰ ਨਾਲ ਗੋਡਾ ਵੱਜਣਾ ਹੈ ਛਿੱਲਿਆ ਜਾਣਾ ਹੈ ਟੇਬਲ ਦਿੰਦਾ ਤੇ ਸੁਖ ਹੈ ਹਨੇਰੇ ਵਿੱਚ ਉਹੀ ਲੱਤ ਛਿੱਲ ਦੇਗਾ ਸੁਖ ਦੇਣ ਵਾਲੀਆਂ ਚੀਜ਼ਾਂ ਵੀ ਹਨੇਰੇ 'ਚ ਦੁੱਖ ਦਿੰਦੀਆਂ ਨੇ ਨਾ ਤਖਤਾ ਤੇ ਚੰਗੀ ਚੀਜ਼ ਹੈ ਥਾ ਮੱਥਾ ਵੱਜੂ ਜੇ ਲਾਈਟ ਭੱਜ ਗਈ ਹਨੇਰੇ ਦੇ ਵਿੱਚ ਠੋਕਰਾਂ ਹੀ ਖਾਏਗਾ ਇਸੇ ਤਰ੍ਹਾਂ ਸੁਖ ਦੇਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਆਪਾਂ ਨੂੰ ਹੁਣ ਸਾਰੀਆਂ ਦੁੱਖ ਦਿੰਦੀਆਂ ਨੇ ਕਿਉਂ ਭਲਾ ਕਿਉਂਕਿ ਅੰਦਰ ਹਨੇਰਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਨੂੰ ਕੋਈ ਚੀਜ਼ ਸੁਖ ਨਹੀਂ ਦਿੰਦੀ ਹਰੇਕ ਚੀਜ਼ ਹੀ ਔਖਾ ਕਰਦੀ ਹੈ ਕਿਉਂਕਿ ਹਨੇਰੇ 'ਚ ਤੇ ਜਦੋਂ ਚਾਨਣ ਹੋ ਗਿਆ ਦਿਸਣ ਲੱਗ ਪਿਆ ਫਿਰ ਆਨੰਦ ਆ ਜਾਂਦਾ ਫਿਰ ਖਿੜ ਜਾਗੇ ਤਾਂ ਕਰਕੇ ਭਾਈ ਆ ਬਜਨ ਨੂੰ ਦਿਮਾਗ 'ਚ ਰੱਖੋ ਭਲੇ ਦਿਨ ਸਲਿਆਉਣਾ ਚਾਹੁੰਦੇ ਹੋ ਸੰਗਤ ਕਰਨੀ ਸ਼ੁਰੂ ਕਰ ਦਿਓ ਧੰਨ ਗੁਰੂ ਨਾਨਕ ਦੀ ਦਿਲੋਂ ਤੇ ਹੁਣ ਮਾਫ ਕਰਨਾ ਜੀ ਆਪਾਂ ਸਾਰੇ ਇੱਥੇ ਹੁਣ ਬੈਠੇ ਹੀ ਆ ਅੱਜ ਇੱਥੇ ਬੈਠੇ ਆ ਕੱਲ ਨੂੰ ਐਦਾਂ ਪਤਾ ਲੱਗ ਜੇ ਵੀ ਸਮਾਣੇ ਖੁੱਲਾ ਅਖਾੜਾ ਲੱਗਣਾ ਫਿਰ ਉਧਰ ਨੂੰ ਮੂੰਹ ਚੁੱਕ ਲਾਂਗੇ ਖੁੱਲਾ ਅਖਾੜਾ ਜੀ ਦਿਲ ਤੇ ਚੱਲੋ ਜੀ ਤੇ ਜਿੱਦਣ ਦੀਵਾਨ ਲੱਗਣਾ ਫਿਰ ਉਧਰ ਵੀ ਚੱਲੀਏ ਅੱਜ ਰੱਖ ਲੈਣਾ ਗਾਜੇਵਾਸ ਵਾਲਿਆਂ ਨੂੰ ਕਹਿ ਦੋ ਵੀ ਟੂਰਨਾਮੈਂਟ ਰੱਖ ਲਓ 10 ਲੱਖ ਵਾਲਾ ਗਾਉਣ ਵਾਲਾ ਉਹ 2 ਘੰਟੇ ਲਾਊਗਾ 10 ਲੱਖ ਲੈ ਜਾਊਗਾ ਫਿਰ ਵੀ ਤਿਆਰ ਆ ਆਉਣ ਨੂੰ ਫਿਰ ਵੀ ਆਵਾਂਗੇ ਫਿਰ ਅਸੀਂ ਅਜੇ ਤੱਕ ਫੈਨ ਨਹੀਂ ਬਣੇ ਗੁਰੂ ਦੇ ਅਜੇ ਪੱਕੀ ਸੰਗਤ ਨਹੀਂ ਨਾ ਮਿਲੀ ਅਜੇ ਡਾਵਾ ਢੋਲ ਹੈ ਇਹਨੂੰ ਕਹਿੰਦੇ ਨੇ ਕਬੀਰ ਡਗਮਗ ਕਿਆ ਕਰਹਿ ਕਹਾਂ ਡਲਾਵੇ ਜੀਓ ਕਿਉਂ ਡਲਾਉਣਾ ਮਨ ਆਪਣਾ ਸਰਬ ਕੋ ਨਾਇਕੋ RAM ਨਾਮ ਰਸ ਰਸ ਪੀਓ ਤੂੰ ਰਸ ਪੀ ਤੇਰਾ ਮਨ ਡੋਲਦਾ ਹੈ ਜੇ ਤੂੰ ਡਬਲ ਮਾਈਂਡਡ ਹੈ ਡੂ ਮਨੀ ਹੈ ਡੂ ਮਨੀ ਡਬਲ ਮਾਈਂਡਡ ਜਿਹੜਾ ਡਬਲ ਮਾਈਂਡਡ ਹੁੰਦਾ ਹੈ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਤੇ ਡੁੱਬੇਗਾ ਹੀ ਅਜੇ ਤੂੰ ਅੰਦਰੋਂ ਤੇ ਡਬਲ ਮਾਈਂਡਡ ਹੈ ਨਾਲੇ ਧਾਰਨਾ ਵੀ ਸੁਣ ਲਈ ਦੀਵਾਨ ਵੀ ਸੁਣ ਲਿਆ ਸ਼ਬਦ ਵੀ ਸੁਣ ਲਿਆ ਉਹ ਦੂਜਾ ਵੀ ਸੁਣ ਲਿਆ ਯਾਰ ਉਹ ਵੀ ਕੈਸਟ ਬੇਸਲੀ ਕਰਨੀ ਆ ਵੀ ਨਹੀਂ ਕਰਨੀ ਬਹੁਤ ਨੇ ਮੈਂ ਇਥੇ ਹੰਬਣਾ ਦਾ ਇਲਾਕਾ ਸੀ ਇਧਰ ਲੁਧਿਆਣੇ ਦੇ ਨੇੜੇ ਮੈਂ ਗਿਆ ਉੱਥੇ ਪ੍ਰੋਗਰਾਮ ਸੀ ਸਮਾਪਤੀ ਤੋਂ ਬਾਅਦ ਇੱਕ ਪਰਿਵਾਰ ਵਾਲੇ ਕਹਿੰਦੇ ਚੱਲ ਪਾਣੀ ਛਕ ਜੋ ਮੈਂ ਚੱਲ ਗਿਆ ਲੰਘਦਾ ਸੀ ਉੱਥੋਂ ਕਹਿੰਦੇ ਕੋਈ ਦੀਵਾਨ ਮਿਸ ਨਹੀਂ ਕਰਦੇ ਮੈਂ ਕਿਹਾ ਬੜੀ ਚੰਗੀ ਗੱਲ ਹੈ ਬੀਬੀ ਕਹਿੰਦੀ ਸ਼ਰਾਬ ਨਹੀਂ ਛੱਡਦਾ ਦੀਵਾਨ ਮਿਸ ਨਹੀਂ ਕਰਦਾ ਇਹਨੂੰ 10 ਸਾਲ ਹੋ ਗਏ ਦੀਵਾਨ ਸੁਣਦੇ ਮੈਂ ਕਿਹਾ ਛੱਡ ਦੇ ਕਹਿੰਦਾ ਬਾਬਾ ਜੀ ਮੈਂ ਕਰਾਂ ਕੀ ਕਹਿੰਦਾ ਕੀ ਨਾ ਤੇ ਮੇਰਾ ਇਹਦੇ ਬਿਨਾ ਸਰਦਾ ਨਾ ਮੇਰਾ ਉਹਦੇ ਬਿਨਾ ਸਰਦਾ ਮੈਂ ਕਿਹਾ ਕਿਉਂ ਕਹਿੰਦਾ ਜਦੋਂ ਧਾਰਨਾ ਪੜਦੇ ਹੋ ਨਾ ਕਈ ਵਾਰੀ ਮੈਂ ਕਿਹਾ ਫੇਰ ਕਹਿੰਦਾ ਜੀ ਇਹਦਾ ਨਸ਼ਾ ਹੋ ਜਾਂਦਾ ਉਹ ਆਪਣੇ ਹਿਸਾਬ ਨਾਲ ਹੀ ਅਰਥ ਕੱਢਦਾ ਉਹ ਆਪਣੇ ਹਿਸਾਬ ਨਾਲ ਹੀ ਹੈ ਨਾ ਵੇਖੋ ਵੀ ਉਹ ਕਹਿੰਦਾ ਮੈਂ ਕੀ ਕਰਾਂ ਮੇਰਾ ਸਰਦਾ ਨਹੀਂ ਨਾਲੇ ਉੱਥੇ ਵੀ ਪੱਕਾ ਜਾਣਾ ਹੈ ਨਾਲੇ ਇੱਥੇ ਵੀ ਪੱਕਾ ਜਾਣਾ ਫਿਰ ਇਹ ਤੇ ਦੋ ਬੇੜੀਆਂ ਹੋ ਗਈਆਂ ਨਾ ਕੁਝ ਬਦਲ ਵੀ ਚੇਂਜ ਵੀ ਆਵੇ ਜੀ ਆਪਣੇ 'ਚ ਬੜੇ ਬੰਦੇ ਹੋਣਗੇ ਦੀਵਾਨ ਨਹੀਂ ਛੱਡਦੇ ਨੇੜੇ ਤੇੜੇ ਕਿਸੇ ਦਾ ਵੀ ਹੋਵੇ ਜ਼ਰੂਰ ਜਾਣਨੇ ਆ ਜ਼ਰੂਰ ਪਹੁੰਚਦੇ ਆ ਪਰ ਦੂਜੇ ਪਾਸੇ ਵੀ ਅੱਗੇ ਬੈਠੇ ਹੁੰਦੇ ਸਾਰਿਆਂ ਇੱਧਰ ਵੀ ਅੱਗੇ ਉੱਥੇ ਵੀ ਇਹ ਤਾਂ ਮੈਂ ਕਹਿ ਰਿਹਾ ਵੀ ਭਾਈ ਦੋ ਬੇੜੀਆਂ 'ਚ ਪੈਰ ਕਿਉਂ ਰੱਖਦਾ ਜੇ ਤੂੰ ਸਾਧੂਆਂ ਨਾਲ ਭਾਵ ਆ ਸੱਚੇ ਸਾਧੂ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਮੈਂ ਤੇ ਅੱਜ ਗਿਆ ਤੁਹਾਡੇ ਪਿੰਡ ਅੱਜ ਆਇਆ ਮੇਰਾ ਖਿਆਲ ਪਹਿਲਾਂ ਵੀ ਲੱਗੇ 10 ਕੁ ਸਾਲ ਪਹਿਲਾਂ ਲੱਗੇ ਦੀਵਾਨ ਇੱਥੇ 10 12 ਸਾਲ ਹੋ ਗਏ ਮੁੜ ਕੇ 12 ਸਾਲ ਬਾਅਦ ਲੈ ਅੱਜ ਆਇਆ ਮੈਂ ਤੇ ਗਿਆ ਕਬੀਰ ਸਾਹਿਬ ਕੌਣ ਖੋਲੇਗਾ ਤੁਹਾਡੇ ਤੋਂ ਕਬੀਰ ਸਾਧੂ ਤੇ ਤੇਰੇ ਘਰ 'ਚ ਹੀ ਹੈ ਲੈ ਆ ਪੋਥੀ ਬਾਬਾ ਫਰੀਦ ਸਾਹਿਬ ਦੇ ਤੇਰੇ ਘਰ 'ਚ ਹੀ ਰਹਿਣੇ ਨੇ ਉਹਨਾਂ ਦੇ ਬਚਨ ਹੀ ਸੁਣਾ ਰਿਆਂ ਤੈਨੂੰ ਤੇਰੇ ਪਿੰਡ ਚ ਆ ਕੇ ਨਾਲੇ ਤੇਰੇ ਪਿੰਡ 'ਚ ਹੀ ਬੈਠੇ ਨੇ ਆਖੋ ਸਤਨਾਮ ਹੁਣ ਮੈਂ ਦੱਸੋ ਕੁਝ ਬਾਹਰੋਂ ਸੁਣਾਇਆ ਇੱਥੇ ਆ ਕੇ ਮੈਂ ਵੱਖਰਾ ਕੀ ਸੁਣਾਇਆ ਹੈ ਮੈਂ ਵੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਤੋਂ ਬੋਲ ਕੇ ਪੜਦਾ ਸ਼ਬਦ ਜਿਹੜਾ ਆਪਾਂ ਪੜ ਰਹੇ ਆ ਇਹ ਤੁਹਾਡੇ ਪਿੰਡ ਦੇ ਵਿੱਚ ਹੀ ਇਹ ਸ਼ਬਦ ਕਿ ਮੈਂ ਬਾਹਰੋਂ ਲਿਆਂਦਾ ਕੁਝ ਤੇਰੇ ਘਰ 'ਚ ਗੁਰਬਾਣੀ ਦੀਆਂ ਦੋ ਪੋਥੀਆਂ ਪਈਆਂ ਨੇ ਉਹਦੇ ਵਿੱਚ ਲਿਖਿਆ ਉਹੀ ਮੈਂ ਪੜ੍ਹ ਕੇ ਸੁਣਾਉਣਾ ਵੱਖਰਾ ਕੀ ਹੈ ਮੈਂ ਤੇ ਇੱਥੋਂ ਤੱਕ ਵੀ ਕਹਿ ਦੇਣਾ ਉਹਨਾਂ ਵੀ ਕਿਉਂ ਖਰਚੇ ਕਰਦੇ ਹੋ ਏਡੇ ਏਡੇ ਵੱਡੇ ਆਪ ਹੀ ਲੱਗ ਜੋ ਬਾਣੀ ਪੜਨ ਤੁਹਾਨੂੰ ਲੋੜ ਕੀ ਹੈ ਦਵਾਨਾਂ ਦੀ ਐਨੇ ਤੇ ਸਾਲ ਹੋ ਗਏ ਹੁਣ ਜੁੜਦਿਆਂ ਦੇ ਅਜੇ ਵੀ ਲੋੜ ਹੈ ਮੈਨੂੰ ਲੱਗਦਾ ਸਾਨੂੰ ਸਦਾ ਹੀ ਲੋੜ ਹੈ ਸਦਾ ਹੀ ਉਹ ਠੀਕ ਹੈ ਗੱਲ ਇਹ ਤੇ ਲਾਗ ਲਾਉਣ ਵਾਸਤੇ ਹੁੰਦੀ ਹੈ ਦੀਵਾਨ ਹੋਏ ਬਾਣੀ ਪੜਨ ਲੱਗ ਕੇ ਪੋਥੀਆਂ ਘਰ ਚ ਲੈ ਆਓ ਸਮਝਣ ਲੱਗ ਪਏ ਬਾ ਪਿਆਰ ਪੈ ਗਿਆ ਗੁਰੂ ਨਾਲ ਇਹ ਤਾਂ ਹੈ ਤੁਸੀਂ ਮੈਨੂੰ ਦੱਸੋ ਤੁਹਾਡੇ ਘਰ ਚ ਦੋ ਪੋਥੀਆਂ ਦੋ ਭਾਗ ਪਏ ਨੇ ਦੋ ਭਾਗ ਗੁਰੂ ਗ੍ਰੰਥ ਸਾਹਿਬ ਦੇ ਲਿਆਓ ਸਹਿਜ ਪਾਠ ਕਰੋ ਉਹ ਆਪ ਪੜ ਲਓ ਸਮਝ ਲਓ ਉਹ ਕਬੀਰ ਸਾਹਿਬ ਕੌਣ ਲੈ ਜਾਏਗਾ ਤੇਰੇ ਕੋਲੋਂ ਗੁਰੂ ਨਾਨਕ ਦੇ ਬਚਨ ਤੇਰੇ ਕੋਲ ਨੇ ਬਚਨ ਹੀ ਗੁਰੂ ਹੁੰਦਾ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਨਾਨਕ ਦੀ ਬਾਣੀ ਹੀ ਗੁਰੂ ਨਾਨਕ ਹੈ ਭਗਤ ਕਬੀਰ ਸਾਹਿਬ ਦੀ ਬਾਣੀ ਹੀ ਕਬੀਰ ਹੈ ਬਾਬਾ ਫਰੀਦ ਸਾਹਿਬ ਦੀ ਬਾਣੀ ਹੀ ਫਰੀਦ ਹੈ ਸ਼ਰੀਰ ਨਹੀਂ ਸ਼ਬਦ ਸਾਡਾ ਗੁਰੂ ਸ਼ਬਦ ਹੈ ਕਿ ਸ਼ਰੀਰ ਹੈ ਬੋਲੋ ਸਾਡਾ ਗੁਰੂ ਸ਼ਬਦ ਹੈ ਕਿ ਸ਼ਰੀਰ ਹੈ ਸ਼ਬਦ ਤੇ ਸ਼ਬਦ ਸਾਡੇ ਕੋਲ ਹੈ ਸ਼ਬਦ ਤੇਰੇ ਘਰ 'ਚ ਹੈ ਇਹਦਾ ਮਤਲਬ ਗੁਰੂ ਨਾਨਕ ਤੇਰੇ ਕੋਲ ਹੈ ਗੁਰੂ ਅਰਜਨ ਤੇਰੇ ਕੋਲ ਹੈ ਗੁਰਬਾਣੀ ਤੇਰੇ ਕੋਲ ਹੈ ਇਹਨਾਂ ਨਾਲ ਬਣ ਨਹੀਂ ਆਉਂਦੀ ਸਾਡੀ ਘਰ ਪਏ ਨੇ ਪੋਥੀਆਂ ਘਰ ਪਈਆਂ ਨੇ ਛਿਪਕਲੀਆਂ ਮਰ ਜਾਂਦੀਆਂ ਨੇ ਵਿੱਚ ਪੋਥੀਆਂ ਘਰਾਂ 'ਚ ਪਈਆਂ ਗਲ ਜਾਂਦੀਆਂ ਨੇ ਪੜਦੇ ਨਹੀਂ ਵੇਖਦੇ ਨਹੀਂ ਪੂਜਾ ਰੂਮ ਬਣਾਇਆ ਜੀ ਅਸੀਂ ਪੂਜਾ ਰੂਮ ਕਈ ਵਾਰੀ ਲੈ ਜਾਣਗੇ ਘਰਾਂ 'ਚ ਆ ਪੂਜਾ ਰੂਮ ਚ ਆਓ ਬਾਬਾ ਜੀ ਸਾਡੇ ਮੈਂ ਕਿਹਾ ਅੱਛਾ ਚਲੋ ਤੇ ਖੋਲਣਗੇ ਬੂਹਾ ਇੰਨੀ ਹਮਸ ਉਹਦੇ ਚ ਹੁੰਦੀ ਮੈਂ ਕਹਿੰਦਾ ਪੜਦੇ ਨਹੀਂ ਕਦੇ ਤੁਸੀਂ ਅੰਦਰ ਬਾਬਾ ਖਾਨ ਨੂੰ ਬਣਾਇਆ ਵੀ ਪਾਠ ਕਰਨ ਵਾਲਾ ਕਮਰਾ ਜੀ ਸਾਡਾ ਬਾਬਾ ਖਾਨ ਨੂੰ ਹੀ ਹੈ ਇਸ ਕਰਕੇ ਮੇਰੀ ਬੇਨਤੀ ਨੂੰ ਸਮਝੋ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਤੂੰ ਇਹਨਾਂ ਨਾਲ ਭੇਂਟ ਕਰ ਲੈ ਤੇਰੀ ਭੇਂਟ ਹੋ ਜੇ ਇਹਨਾਂ ਨਾਲ ਮਲਾਪ ਕਰ ਲੈ ਕਬੀਰ ਸਾਹਿਬ ਤੇਰੇ ਘਰ ਹੀ ਨੇ ਮਿਲ ਲੈ ਉਹਨਾਂ ਨੂੰ ਗੁਰੂ ਨਾਨਕ ਤੇਰੇ ਘਰ ਤੇਰੇ ਪਿੰਡ 'ਚ ਨੇ ਗੁਰਦੁਆਰਾ ਸਾਹਿਬ ਦਰਸ਼ਨ ਕਰ ਮਿਲ ਤੇ ਮਿਲਣ ਦਾ ਮਤਲਬ ਸਰੀਰ ਨੂੰ ਮਿਲਣਾ ਨਹੀਂ ਹੁੰਦਾ ਜੀ ਬਚਨਾਂ ਨੂੰ ਮਿਲੋ ਗੁਰੂ ਦੇ ਬਚਨਾਂ ਨੂੰ ਮਿਲੋ ਕਬੀਰ ਦੇ ਬਚਨਾਂ ਨੂੰ ਮਿਲੋ ਆਪਣੀ ਸੁਰਤ ਮਲਾ ਇਹਨੂੰ ਕਹਿੰਦੇ ਨੇ ਮਿਲਣਾ ਅੰਤਰਾਤਮੇ ਜੋ ਮਿਲਿਆ ਮਿਲਿਆ ਕਹੀਏ ਸੋਏ ਮਿਲਣਾ ਤੇ ਆਤਮਿਕ ਮਿਲਣਾ ਹੀ ਹੁੰਦੀ ਹੈ ਬਾਹਰੋਂ ਕਾਹਦਾ ਮਿਲਣਾ ਹੈ ਬਾਹਰੀਆਂ ਬਾਹਰ ਦੀਆਂ ਮਿਲਦੀਆਂ ਕਾਹਦੀਆਂ ਨੇ ਜਿਵੇਂ ਅੱਜ ਕੱਲ ਕੁੜਮਾਂ ਨੂੰ ਮਿਲਣਗੇ ਮੇਲ ਲਿਓ ਮਹਾਰਾਜ ਵੇਲਾ ਮਿਲਣੀ ਦਾ ਉਹ ਇਦਾਂ ਹਾਰ ਪਾਉਂਦੇ ਨੇ ਜੱਫੀਆਂ ਪਾ ਕੇ ਫੋਟੋ ਗਿਆ ਉਹ ਜੀ ਕੁੜਮ ਕੁੜਮ ਮਿਲ ਰਹੇ ਨੇ ਮਨ ਮਿਲਦੇ ਨੇ ਉਹ ਕਹਿੰਦੇ ਮੋਟਰਸਾਈਕਲ ਦੇਣ ਜੋਗੇ ਆ ਉਹ ਕਹਿੰਦੇ ਅਸੀਂ ਗੱਡੀ ਲਵਾਂਗੇ ਉਹ ਕਹਿੰਦੇ 2 ਲੱਖ ਦੇਣ ਜੋਗੇ ਆ ਉਹ ਕਹਿੰਦੇ 5 ਲੱਖ ਲਵਾਂਗੇ ਕਾਦੀ ਮਿਲਣੀ ਰਹੇਗੀ ਸਰੀਰ ਮਿਲੇ ਮਨ ਤੇ ਨਹੀਂ ਮਿਲਿਆ 20 ਲੱਖ ਰੁਪਈਆ 20 ਲੱਖ ਰੁਪਈਆ ਲੜਕੀ ਦੇ ਵਿਆਹ ਤੇ ਲਾਤਾ 20 ਲੱਖ ਰੁਪਈਆ ਵਿਆਹ ਤੇ ਲਾਤਾ ਉਦੋਂ ਬਾਅਦ ਉਹਦਾ ਪਿਓ ਬਿਮਾਰ ਪਿਆ ਹੈ ਸਾਰਿਆਂ ਦਾ ਧਿਆਨ ਉਧਰ ਜਾਈ ਜਾਂਦਾ ਧਿਆਨ ਬੱਚਿਆਂ ਦਾ ਖਿਆਲ ਰੱਖਣਾ ਥੋੜਾ ਹਾਂਜੀ ਵੇਖਿਓ ਹੁਣ ਇੱਧਰ ਰੱਖਿਓ ਕੋਈ ਨਹੀਂ 20 ਲੱਖ ਰੁਪਈਆ ਲਾਤਾ ਵਿਆਹ ਤੇ ਲੜਕੀ ਦਾ ਪਿਓ ਉਦਣ ਦਾ ਹੀ ਮੰਜੇ ਤੇ ਪਿਆ ਹੁਣ ਕਰਜ਼ਾ ਚੜ ਗਿਆ 5 ਲੱਖ 5 ਲੱਖ ਕੋਲ ਸੀ 15 ਲੱਖ ਦਾ ਕਰਜ਼ਾ ਦੇਣਾ ਮੰਜੇ ਤੇ ਪਿਆ ਮੁੜ ਕੇ ਕੁੜਮ ਆ ਕੇ ਪੁੱਛਦਾ ਮੁੰਡੇ ਦਾ ਪਿਓ ਭਾਈਆ ਤੇਰਾ ਕੀ ਹਾਲ ਹੈ ਕਹਿੰਦਾ ਜਿੱਦਣ ਦਾ ਤੁਹਾਡੇ ਨਾਲ ਮੱਥਾ ਲੱਗਾ ਬੁਰਾ ਹੀ ਹਾਲ ਹੈ ਉਦਣ ਦੇ ਹੀ ਮੰਜੇ ਤੇ ਪਏ ਆ ਜਿੱਦਣ ਦਾ ਤੁਹਾਡੇ ਨਾਲ ਮੱਥਾ ਲੱਗਾ ਤੂੰ ਹਾਲ ਕੀ ਪੁੱਛਦਾ ਬਿਮਾਰ ਹੀ ਤੂੰ ਕੀਤਾ ਮੈਨੂੰ ਬਿਮਾਰੀ ਤੇਰਾ ਕੀਤਾ ਹੋਇਆ ਆ ਹਾਲ ਹੈ ਸਾਡਾ ਇਹ ਕਾਦੀਆਂ ਮਿਲਦੀਆਂ ਨੇ ਅੰਦਰੋਂ ਮਿਲੋ ਜੇ ਮਿਲਣਾ ਹੈ ਵਿਚਾਰ ਮਿਲਣ ਤੇ ਤਾਂ ਗੱਲ ਬਣੇ ਨਾ ਹੁਣ ਪਤੀ ਪਤਨੀ ਵੀ ਉਹੀ ਨੇ ਨਾ ਜਿਨ੍ਹਾਂ ਦੇ ਵਿਚਾਰ ਮਿਲਣ ਜੇ ਵਿਚਾਰ ਹੀ ਨਾ ਮਿਲਣ ਪਤੀ ਪਤਨੀ ਕਾਦੇ ਹੋਏ ਦੇਹ ਕੋਲ ਦੇਹ ਰਹਿੰਦੀ ਹੈ ਦੇਹ ਕੋਲ ਦੇਹ ਬੈਠੀ ਹੈ ਧੰਨ ਫਿਰ ਇਹ ਨਾਖੀਏ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਐ ਸੋਏ ਪਤੀ ਪਤਨੀ ਇੱਕ ਨੇ ਜਿਨ੍ਹਾਂ ਦੇ ਵਿਚਾਰ ਇੱਕ ਨੇ ਇਸੇ ਤਰ੍ਹਾਂ ਆਪਣੀ ਦੇਹ ਤੇ ਗੁਰੂ ਦੀ ਦੇਹ ਆਪਾਂ ਨੇੜੇ ਨੇੜੇ ਆ ਹੁਣ ਇਸ ਵੇਲੇ ਬਿਲਕੁਲ ਹੀ ਨਾਲ ਬੈਠੇ ਆ ਦੇਹ ਕੋਲ ਦੇਹ ਬਹਿ ਗਈ ਪਰ ਵਿਚਾਰ ਜਿੱਦਣ ਮਿਲਣਗੇ ਸਿੱਖ ਤੇ ਗੁਰੂ ਦਾ ਮਲਾਪ ਉਦੋਂ ਹੀ ਹੋਣਾ ਆਖੋ ਸਤਨਾਮ ਵਿਚਾਰ ਮਿਲ ਵਿਚਾਰ ਬਣਾਓ ਵਿਚਾਰ ਅਸਲ ਫੇਰ ਬਣੇ ਭੇਂਟ ਦਾ ਮਤਲਬ ਹੀ ਭਾਈ ਸਾਧੂ ਨੂੰ ਮਿਲਣ ਦਾ ਮਤਲਬ ਹੀ ਕੀ ਹੈ ਆ ਇਹਨਾਂ ਮਹਾਪੁਰਖਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ ਕਬੀਰ ਸਾਹਿਬ ਜੀ ਬੈਠੇ ਆ ਬਾਬਾ ਫਰੀਦ ਸਾਹਿਬ ਬੈਠੇ ਆ ਇਹ ਸਾਰਿਆਂ ਨੂੰ ਜਿਨ੍ਹਾਂ ਨੂੰ ਅਸੀਂ ਮਿਲਣਾ ਹੈ ਇਹਨਾਂ ਦੇ ਵਿਚਾਰਾਂ ਨਾਲ ਤੱਕ ਪਹੁੰਚੋ ਇਹ ਹੈ ਜਬ ਤੇ ਦਰਸ਼ਨ ਭੇਟੇ ਸਾਧੂ ਫੇਰ ਭਲੇ ਦਿਨ ਸੂਏ ਆਏ ਕਹਿੰਦੇ ਉਸ ਤੋਂ ਬਾਅਦ ਤੇ ਦੇਣੀ ਭਲੇ ਆਇਆ ਫਿਰ ਦਿਨ ਭਲੇ ਆ ਜਾਣਗੇ ਫਿਰ ਭਾਵੇਂ ਜੈਸੀ ਮਰਜ਼ੀ ਸਿਚੁਏਸ਼ਨ ਹੋਵੇ ਜੈਸੇ ਮਰਜ਼ੀ ਜ਼ਿੰਦਗੀ ਦੇ ਵਿੱਚ ਹਾਲਾਤ ਹੋਣ ਤੇਰਾ ਹਾਸਾ ਤੇਰਾ ਖੇੜਾ ਤੇਰੀ ਖੁਸ਼ੀ ਤੇਰੇ ਮਨ ਦਾ ਆਨੰਦ ਕੋਈ ਖੋ ਹੀ ਨਹੀਂ ਸਕਦਾ ਫਿਰ ਭਾਵੇਂ ਜਿੱਦਾਂ ਦੇ ਮਰਜ਼ੀ ਹਾਲਾਤ ਬਣ ਜਾਣ ਅੰਦਰ ਤੇਰਾ ਖੁਸ਼ ਰਹੇਗਾ ਕਿਉਂਕਿ ਖੁਸ਼ੀਆਂ ਦਾ ਮਾਲਕ ਅੰਦਰ ਆ ਕੇ ਬਹਿ ਗਿਆ ਨਾ ਹੁਣ ਆਪਾਂ ਪੜਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਇਹਦਾ ਅਰਥ ਇਹ ਨਹੀਂ ਆ ਸਮਝੋ ਸਿੱਧਾ ਅਰਥ ਪਤਾ ਕੀ ਕਰਦੇ ਆ ਭਾਈ ਲੱਖਾਂ ਹੀ ਖੁਸ਼ੀਆਂ ਪਾਤਸ਼ਾਹੀਆਂ ਉਹਨਾਂ ਨੂੰ ਮਿਲਣਗੀਆਂ ਜਿਨ੍ਹਾਂ ਤੇ ਗੁਰੂ ਨਦਰ ਕਰਦਾ ਲੱਖਾਂ ਹੀ ਖੁਸ਼ੀਆਂ ਆ ਜਾਣ ਪਾਤਸ਼ਾਹੀਆਂ ਅਸਲ ਵਿੱਚ ਕੀ ਹੈ ਸਤਗੁਰ ਦੀ ਨਦਰ ਹੀ ਮੇਰੇ ਲਈ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਨੇ ਜਿੰਨੂੰ ਗੁਰੂ ਮਿਲ ਪਿਆ ਉਹਦੇ ਵਿੱਚ ਹੀ ਖੁਸ਼ੀਆਂ ਪਾਤਸ਼ਾਹੀਆਂ ਆ ਗਈਆਂ ਪਿੱਛੇ ਕੀ ਰਹਿ ਗਿਆ ਹੁਣ ਆਪਾਂ ਨੂੰ ਗੁਰੂ ਮਿਲ ਪਿਆ ਅਕਲ ਆ ਗਈ ਜਿਹੜਾ ਬੰਦਾ ਗੁਰਬਾਣੀ ਨਾਲ ਪਿਆਰ ਪੈ ਗਿਆ ਗੁਰੂ ਸਾਹਿਬ ਨੇ ਉਹਨੂੰ ਅਕਲ ਦੇ ਦਿੱਤੀ ਗਿਆਨ ਹੋ ਗਿਆ ਸਮਝ ਆ ਗਈ ਉਹ ਫਿਰ ਪਤਾ ਕੀ ਕਹੇਗਾ ਵੀ ਸੱਚੇ ਪਾਤਸ਼ਾਹ ਮੈਨੂੰ ਹੁਣ ਖੁਸ਼ੀਆਂ ਕੁਝ ਵੱਖਰੀਆਂ ਦਿਓ ਉਹ ਕਹੇਗਾ ਮਹਾਰਾਜ ਤੁਸੀਂ ਮਿਲ ਗਏ ਜਿੱਦਣ ਤੇ ਦਿਨ ਦੀਆਂ ਖੁਸ਼ੀਆਂ ਪਾਤਸ਼ਾਹੀਆਂ ਆ ਗਈਆਂ ਮਗਰ ਕੀ ਰਹਿ ਗਿਆ ਅੰਦਰੋਂ ਤੇ ਮੈਨੂੰ ਰਜਾਤਾ ਤੁਸੀਂ ਪਾਤਸ਼ਾਹ ਬਣਾਤਾ ਰਾਜਾ ਕੌਣ ਹੈ ਰੱਜਿਆ ਹੋਏ ਵੀ ਜਿਹੜਾ ਜਿੱਦਣ ਤੋਂ ਤੁਸੀਂ ਮੈਨੂੰ ਅਕਲ ਦੇਤੀ ਮੈਨੂੰ ਤੇ ਖੁਸ਼ ਕਰਤਾ ਰਜਾਤਾ ਮੇਰੀ ਤੇ ਡਿਮਾਂਡ ਰਹੀ ਕੋਈ ਨਹੀਂ ਮੇਰੀ ਕੋਈ ਇੱਛਾ ਰਹੀ ਹੋਈ ਨਹੀਂ ਬਸ ਤੁਸੀਂ ਮਿਲ ਗਏ ਤੇ ਸਭ ਕੁਝ ਮਿਲ ਗਿਆ ਤੇ ਤੁਹਾਡਾ ਕੋਈ ਬਚਨ ਮੰਨਣਾ ਮੈਨੂੰ ਬੋਝ ਨਹੀਂ ਲੱਗਦਾ ਜਿਵੇਂ ਹੁਣ ਆਪਾਂ ਸਾਰੇ ਕਹਿੰਦੇ ਆ ਨਾ ਬੋਝ ਜਿਹਾ ਲੱਗਦਾ ਔਖਾ ਜਿਹਾ ਲੱਗਦਾ ਕੋਸ਼ਿਸ਼ ਤੇ ਬਹੁਤ ਕਰਦੇ ਆ ਫਿਰ ਵੀ ਔਖਾ ਲੱਗਦਾ ਪਰ ਨਾ ਭਾਈ ਔਖਾ ਉਹਦੀ ਗੱਲ ਹੀ ਮੰਨਣੀ ਲੱਗਦੀ ਹੈ ਜਿਹਦੇ ਨਾਲ ਪਿਆਰ ਨਾ ਹੋਵੇ ਹੁਣ ਨਾ ਜੀ ਵੇਖੋ ਤੁਹਾਨੂੰ ਕੋਈ ਬੰਦਾ ਰਿਸ਼ਤੇਦਾਰ ਆ ਕੇ ਆਖੇ ਭਾਈ ਮੈਨੂੰ 40000 ਰੁਪਈਆ ਚਾਹੀਦਾ ਆਪਾਂ ਕਹਾਂਗੇ ਬਾਲੇ ਔਖੇ ਆ ਨਾ ਆਪਣਾ ਪੁੱਤਰ ਆ ਕੇ ਕਹਿੰਦਾ 40000 ਰੁਪਈਆ ਦੇ ਦੇ ਬਾਪੂ ਮੋਟਰਸਾਈਕਲ ਲਿਆਉਣਾ ਹੈ ਉਹ ਨਹੀਂ ਨਹੀਂ ਕੋਈ ਨਹੀਂ ਹੈ ਮੜ ਜਿਹਾ ਉਹਦੇ ਉਹ ਬਾਪੂ ਬਣ ਕੇ ਦੇ ਦੇ ਯਾਰ ਉਹ ਬਾਪੂ ਬਣ ਕੇ ਕਰਦੇ ਮੜਾ ਜਿਆ ਫਿਰ ਉਹ ਇਦਾਂ ਜੇ ਉੱਤੋਂ ਦੇ ਹੱਥ ਜਿਆ ਪਾ ਕੇ ਕਹਦੇ ਫਿਰ ਚੰਗਾ ਫਿਰ ਚੱਲ ਲੈ ਲੈ ਫੜ ਲੈ ਫੜ ਲੈ ਆੜਤੀ ਤੇ ਫੜ ਲੈ ਚੱਲ ਕੋਈ ਹੁਣ ਮੰਨ ਲਿਆ ਉਹ ਜਿਹੜਾ ਪਹਿਲਾਂ 40000 ਮੰਗਦਾ ਸੀ ਉਹਨੂੰ ਨਹੀਂ ਦਿੱਤਾ ਜਿੱਥੇ ਪਿਆਰ ਹੋਵੇ ਉੱਥੇ ਗੱਲ ਮੰਨਣੀ ਬੜੀ ਸੌਖੀ ਹੋ ਜਾਂਦੀ ਹੈ ਪਿਆਰ ਗੁਰੂ ਨਾਲ ਪਾ ਲਓ ਇੱਕ ਵਾਰੀ ਫਿਰ ਹਰ ਬਚਨ ਮੰਨਣਾ ਵੇਖੋ ਟੈਂਡੀ ਬੰਦਸ਼ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਭਾਣਾ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਹੁਣੇ ਇਹਦਾ ਅਰਥ ਸਮਝੋ ਟੈਂਡੀ ਬੰਦਸ਼ ਮੈਂ ਕੋਏ ਨਾ ਤੇਰਾ ਕੋਈ ਵੀ ਬਚਨ ਮੈਨੂੰ ਬੰਧਨ ਨਹੀਂ ਲੱਗਦਾ ਔਖਾ ਨਹੀਂ ਲੱਗਦਾ ਤੇਰਾ ਕੋਈ ਵੀ ਬਚਨ ਕਿਉਂਕਿ ਮੈਂ ਵੇਖ ਲਿਆ ਵੀ ਤੂੰ ਹੀ ਤੇ ਮੈਨੂੰ ਮਾਲਕ ਨੂੰ ਮਿਲਾਉਣ ਵਾਲਾ ਵਿਚੋਲਾ ਹੈ ਮੈਂ ਵੇਖ ਦਿੱਠਾ ਮੈਂ ਵੇਖ ਲਿਆ ਮੈਨੂੰ ਸਮਝ ਆ ਗਈ ਮੈਂ ਵੇਖ ਲਿਆ ਤੇਰਾ ਬਚਨ ਮੈਨੂੰ ਕੋਈ ਬੋਝ ਨਹੀਂ ਲੱਗਦਾ ਤੈਂਡੀ ਬੰਦਸ਼ ਮੈਂ ਕੋਏ ਨਾ ਮੈਨੂੰ ਕੋਈ ਨਹੀਂ ਲੱਗਦਾ ਤੇਰਾ ਬੰਦਸ਼ ਨਹੀਂ ਲੱਗਦਾ ਕੋਈ ਬਚਨ ਤੇਰਾ ਮੈਨੂੰ ਪਿਆਰਾ ਲੱਗਦਾ ਤੇਰਾ ਬਚਨ ਕਿਉਂ ਕਿਉਂਕਿ ਮੈਂ ਵੇਖ ਲਿਆ ਤੈਂਡੀ ਬੰਦਸ਼ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਤੂੰ ਮੇਰੇ ਮਨ ਨੂੰ ਭਾ ਗਿਆ ਜਦੋਂ ਤੂੰ ਮੇਰੇ ਮਨ ਨੂੰ ਪਸੰਦ ਆ ਗਿਆ ਮੈਂ ਵੇਖ ਲਿਆ ਵੀ ਤੇਰੇ ਬਿਨਾ ਮੇਰਾ ਸਰਦਾ ਹੀ ਨਹੀਂ ਤੇਰਾ ਹਰ ਬਚਨ ਮੇਰੇ ਕੰਮ ਦਾ ਹੈ ਤੂੰ ਹੀ ਮੇਰਾ ਵਿਚੋਲਾ ਹੈ ਫਿਰ ਤੇਰਾ ਬਚਨ ਕੋਈ ਵੀ ਮੈਨੂੰ ਬੋਝ ਨਹੀਂ ਲੱਗਦਾ ਤੈਂਦੀ ਬੰਦਸ਼ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਭਾਣਾ ਭੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣ ਤੇਰੇ ਕਰਕੇ ਤੇ ਮੈਨੂੰ ਪਰਮਾਤਮਾ ਨਾਲ ਮਲਾਪ ਹੋ ਰਿਹਾ ਮੇਰਾ ਤੇਰਾ ਬਚਨ ਮੈਨੂੰ ਬੋਝ ਕਿਵੇਂ ਲੱਗੇਗਾ ਤੇਰਾ ਕੋਈ ਵੀ ਬਚਨ ਮੈਨੂੰ ਔਖਾ ਕਿਵੇਂ ਲੱਗੇਗਾ ਇਸ ਕਰਕੇ ਜਿਹੜੇ ਬੰਦੇ ਕਹਿੰਦੇ ਨੇ ਜੀ ਮੰਨਿਆ ਨਹੀਂ ਜਾਂਦਾ ਔਖਾ ਬੜਾ ਹੈ ਜੀ ਉਹੀ ਨੇ ਜਿਹੜੇ ਪਿਆਰ ਨਹੀਂ ਕਰਦੇ ਪਿਆਰ ਕਰਨ ਵਾਲੇ ਨੂੰ ਗੁਰੂ ਦਾ ਕੋਈ ਬਚਨ ਬੋਝ ਨਹੀਂ ਲੱਗਦਾ ਉਹ ਤੇ ਖੁਸ਼ੀ-ਖੁਸ਼ੀ ਮੰਨਦਾ ਹੈ ਖੁਸ਼ੀ-ਖੁਸ਼ੀ ਕਿਵੇਂ ਹੁਣ ਗੁਰੂ ਸਾਹਿਬ ਨੇ ਕਹਿ ਦਿੱਤਾ ਭਾਈ ਸ਼ਰਾਬ ਮਾੜੀ ਹੈ ਨਹੀਂ ਪੀਣੀ ਛੱਡੋ ਯਾਰ ਗੁਰੂ ਜੀ ਕਹਿੰਦੇ ਨੇ ਆਪਣੇ ਮਹਾਰਾਜ ਬਾਣੀ 'ਚ ਲਿਖਦੇ ਆਪਾਂ ਕਿਉਂ ਪੀਏ ਛੱਡੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਐਵੇਂ ਨਿੰਦਿਆ ਨਹੀਂ ਕਰੀ ਜਾਈਦੀ ਛੱਡ ਦੋ ਗੁਰੂ ਗ੍ਰੰਥ ਸਾਹਿਬ 'ਚ ਇਦਾਂ ਜਿਹੜਾ ਬਚਨ ਲਿਖਿਆ ਬਸ ਮੰਨੀ ਚਾਹੋ ਗੁਰੂ ਦਾ ਬਚਨ ਕੋਈ ਵੀ ਬੋਝ ਹੁੰਦਾ ਹੀ ਨਹੀਂ ਹਰ ਬਚਨ ਹੀ ਪਿਆਰਾ ਲੱਗਦਾ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰ ਆ ਪੰਡਾਲ ਦੇ ਨਾ ਇਧਰਲੇ ਪਾਸੇ ਬੱਚੇ ਦੋ ਚਾਰ ਫਿਰਦੇ ਨੇ ਇੱਕ ਦੋ ਸੇਵਾਦਾਰ ਜਿਹੜੇ ਬਾਹਰ ਖੜੇ ਹੋ ਸੇਵਾਦਾਰ ਜਿਹੜਾ ਜਾਇਓ ਇਧਰਲੇ ਪਾਸੇ ਸਿੰਘਾਂ ਵਾਲੇ ਪਾਸੇ ਨੇ ਇੱਕ ਦੋ ਹੀ ਜਾਇਓ ਬਾਕੀ ਨੂੰ ਜਾਇਓ ਪਿਆਰ ਨਾਲ ਬੱਚਿਆਂ ਨੂੰ ਉਧਰਲੇ ਪਾਸੇ ਭੇਜ ਦਿਓ ਕਿ ਉਧਰ ਖੇਡੋ ਚੱਲ ਕੇ ਹਾਂਜੀ ਗੁਰੂ ਸਾਹਿਬ ਦਾ ਕੋਈ ਵੀ ਬਚਨ ਗੁਰਸਿੱਖ ਨੂੰ ਬੋਝ ਨਹੀਂ ਲੱਗਦਾ ਇਹ ਬੋਝ ਕਿੰਨਾ ਤੇ ਪੈ ਜਾਂਦਾ ਹੈ ਜਿਹੜੇ ਪ੍ਰੇਮ ਨਹੀਂ ਕਰਦੇ ਜਿਹੜੇ ਪਿਆਰ ਕਰਦੇ ਨੇ ਜਿਨ੍ਹਾਂ ਨੇ ਪਛਾਣ ਲਿਆ ਜਿਨ੍ਹਾਂ ਨੇ ਵੇਖ ਲਿਆ ਉਹ ਤੇ ਮੈਂ ਵੇਖਿਓ ਰੀ ਸਕੀ ਉੱਚਾ ਮੋਹਨ ਸਭ ਤੇ ਉੱਚਾ ਉਹਨਾਂ ਨੂੰ ਤੇ ਆਪਣਾ ਗੁਰੂ ਸਭ ਤੋਂ ਉੱਚਾ ਲੱਗਦਾ ਹੈ ਉਹ ਨਹੀਂ ਬੋਝ ਮੰਨਦੇ ਉਹਨਾਂ ਨੂੰ ਤੇ ਹਰ ਬੋਲ ਹੀ ਪਿਆਰਾ ਲੱਗਦਾ ਹੈ ਸੱਚੇ ਪਾਤਸ਼ਾਹ ਤੇਰੇ ਬਚਨ ਸੁਣਦੇ ਹੀ ਰਹੀਏ ਮੰਨਦੇ ਹੀ ਰਹੀਏ ਬਹੁਤ ਵਾਰ ਪੜ੍ਹਦੇ ਹੁੰਦੇ ਆ ਨਾ ਪੜੋ ਤੇਰੇ ਦਰਬਾਰ ਦੀ ਸੁਭਾ ਹਰ ਦਮ ਮਹਿੰਗਾਈ ਜਾਵਾਂ ਤੇਰੇ ਦਰਬਾਰ ਸੋਭਾ ਹਮੇਸ਼ਾ ਗਾਈਏ ਜੋ ਗੁਰੂ ਜੀ ਨੇ ਕਿਹਾ ਉਹਨੂੰ ਪੱਲੇ ਬੰਨੀਏ ਜੋ ਵੀ ਕੁਝ ਮਿਲ ਜੇ ਉਥੋਂ ਝੋਲੀ ਵਿੱਚ ਇਹ ਨਹੀਂ ਵੀ ਗੋਲਕ ਮਿਲ ਜੇ ਉਹ ਘਰ ਨੂੰ ਲੈ ਜਾਓ ਦੁੱਧ ਮਿਲ ਜੇ ਉਹ ਲੈ ਜਾਓ ਜੋ ਮਿਲ ਜੇ ਆਟਾ ਮਿਲ ਜੇ ਘਰ ਨੂੰ ਖਿੱਚੀ ਚੱਲ ਤਾਂ ਢੋਂਦੇ ਨੇ ਨਾ ਬਹੁਤ ਬੰਦੇ ਵੇਖੇ ਨੇ ਘਰ ਨੂੰ ਢੋਣ ਲੱਗ ਪੈਂਦੇ ਨੇ ਸਾਰਾ ਜੇ ਮੌਕਾ ਮਿਲ ਜੇ ਉਹਨਾਂ ਨੂੰ ਸਭ ਕੁਝ ਢੋ ਕੇ ਘਰ ਨੂੰ ਲੈ ਜਾਂਦੇ ਨੇ ਹੁੰਦੇ ਨੇ ਬਹੁਤ ਯਾ ਖੁਦਾਇਆ हवश के बंदे वफा को बेच देते हैं खुदा के घर की क्या बात है वो तो खुदा को बेच देते हैं ਰੱਬ ਦੇ ਘਰ ਦੀ ਕੀ ਹੈ ਉਹ ਤਾਂ ਰੱਬ ਨੂੰ ਵੇਚ ਦੇਣਗੇ ਜੇ ਮਿਲ ਗਿਆ ਵੇਚਦੇ ਹੀ ਨੇ ਲੋਕ ਰੱਬ ਦਾ ਰੱਬ ਦਾ ਨਾਮ ਵੇਚਦੇ ਨੇ ਅੱਜ ਕੱਲ੍ਹ ਇਸ ਕਰਕੇ ਜੋ ਵੀ ਕੁਝ ਮਿਲ ਜੇ ਜੋ ਬਚਨ ਤੇਰੇ ਦਰ ਤੋਂ ਜੋ ਮਿਲਿਆ ਠੀਕ ਹੈ ਦੁੱਖ ਸੁੱਖ ਜੋ ਵੀ ਮਿਲ ਰਿਹਾ ਮੇਰੀ ਜ਼ਿੰਦਗੀ ਵਿੱਚ ਉਹਨੂੰ ਖੁਸ਼ ਹੋ ਕੇ ਚੱਲੋ ਪ੍ਰਵਾਨ ਕਰੋ ਦੁੱਖ ਦੱਸੋ ਦੁਨੀਆ ਵਿੱਚ ਇੱਕ ਬੰਦੇ ਦਾ ਨਾਮ ਲਓ ਭਾਈ ਤੁਹਾਡੇ ਚ ਕੋਈ ਬੰਦਾ ਖੜਾ ਹੋ ਕੇ ਨਾ ਲਵੇ ਉਸ ਬੰਦੇ ਦਾ ਜਿੰਨੂੰ ਕਦੇ ਕੋਈ ਦੁੱਖ ਨਾ ਆਇਆ ਹੋਵੇ ਦੁਨੀਆ 'ਚ ਅੱਜ ਤੱਕ ਜਿੰਨੇ ਪੈਗੰਬਰ ਪੀਰ ਪੈਗੰਬਰ ਵੀ ਆਏ ਗੁਰੂ ਪੀਰ ਵੀ ਆਏ ਔਲੀਏ ਅਵਤਾਰ ਵੀ ਆਏ ਕਿਸੇ ਬੰਦੇ ਦਾ ਨਾਮ ਲੈ ਦਿਓ ਚਾਹੇ ਟਾਟਾ ਬਿਰਲਾ ਅੱਜ ਕੱਲ ਸਭ ਤੋਂ ਅਮੀਰ ਬੰਦਿਆਂ ਦਾ ਨਾਮ ਲਓ ਕੀ ਉਹਨਾਂ ਨੂੰ ਦੁੱਖ ਨਹੀਂ ਆਉਂਦਾ ਸਾਡੇ ਨਾਲੋਂ ਜ਼ਿਆਦਾ ਆਉਂਦੇ ਨੇ ਅਗਲੀ ਗੱਲ ਸੁਣੋ ਉਸ ਬੰਦੇ ਦਾ ਨਾਮ ਲਓ ਜਿਹੜੇ ਬੰਦੇ ਤੇ ਦੁੱਖ ਆਏ ਹੋਣ ਪਰ ਉਹਨੇ ਦੁੱਖ ਨੂੰ ਜਾਣਿਆ ਹੀ ਨਾ ਹੋਵੇ ਆ ਸਾਰੇ ਉਹੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ ਆਖੋ ਸਤਨਾਮ ਦੁੱਖ ਤੇ ਆਉਂਦੇ ਨੇ ਦੁੱਖ ਨੂੰ ਬੰਦਾ ਜਾਣਦਾ ਨਹੀਂ ਗੁਰੂ ਗੋਬਿੰਦ ਸਿੰਘ ਤੇ ਦੁੱਖ ਤੇ ਬਹੁਤ ਆਏ ਪਰ ਉਹਨਾਂ ਨੇ ਦੁੱਖਾਂ ਨੂੰ ਜਾਣਿਆ ਨਹੀਂ ਦੁੱਖ ਆਏ ਆਵੇ ਨਾ ਇਹੋ ਜਿਹਾ ਕੋਈ ਬੰਦਾ ਹੀ ਨਹੀਂ ਪਰ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ ਦੁੱਖ ਆਣਗੇ ਪਰ ਦੁੱਖ ਨੂੰ ਜਾਣੂ ਨਹੀਂ ਉਹ ਦੁੱਖ ਨੂੰ ਹਾਵੀ ਨਹੀਂ ਹੋਣ ਦਿੰਦਾ ਆਪਣੇ ਆਪ ਉੱਤੇ ਦੁੱਖਾਂ ਦੀ ਪਰਵਾਹ ਨਹੀਂ ਕਰਦਾ ਤੇ ਮੈਂ ਬਹੁਤ ਵਾਰ ਕਹਿੰਦਾ ਨਾ ਵੇਖੋ ਨੇ ਇੱਕ ਬੰਦਾ ਤੇ ਉਹ ਕਿਸੇ ਬੰਦੇ ਨੂੰ ਡਾਕਟਰ ਨੇ ਕਹਿ ਦਿੱਤਾ ਤੈਨੂੰ ਸ਼ੂਗਰ ਹੋ ਗਈ ਉਹ 50 ਨੂੰ ਫੋਨ ਕਰਦਾ ਮੈਂ ਡਾਕਟਰ ਕੋਲ ਗਿਆ ਸੀ ਚੈੱਕਅਪ ਕਰਾਉਣ ਮੈਨੂੰ ਕਹਿੰਦੇ ਤੈਨੂੰ ਸ਼ੂਗਰ ਹੋ ਗਈ ਬਸ ਜੀ ਸ਼ੂਗਰ ਵਾਲੇ ਮਰੀਜ਼ ਦਾ ਕੀ ਹੈ ਨਾ ਕੁਝ ਖਾਣਾ ਨਾ ਕੁਝ ਬਸ ਜ਼ਿੰਦਗੀ ਫਿੱਕੀ ਹੋ ਗਈ ਤੱਕੇ ਨਾਲ ਹੀ ਰੋਈ ਜਾਂਦਾ ਬੈਠਾ ਸ਼ੂਗਰ ਹੋ ਗਈ ਬਸ ਮੇਰਾ ਹੁਣ ਕਾਦਾ 10 ਸਾਲ ਹੀ ਹੈ ਹੋਰ ਕੀ ਹੈ ਜਾਣ ਜਾਣ ਕੇ ਲੋਕਾਂ ਨੂੰ ਦੱਸਦਾ ਮੈਨੂੰ ਸ਼ੂਗਰ ਹੈ ਚੰਗਾ ਭਲਾ ਹੋਏਗਾ ਭਾਈ ਮੇਰੇ ਲਈ ਫਿੱਕੀ ਲਿਆਇਓ ਮੈਨੂੰ ਸ਼ੂਗਰ ਹੈ ਡਾਕਟਰਾਂ ਨੇ ਦੱਸਿਆ ਹੈ ਬਾਲੀ ਰਹਿੰਦੀ ਹੈ 10 ਨਾਲ ਇਹ ਵੀ ਦੱਸ ਦੂੰ 350 ਰਹਿੰਦੀ ਹੈ ਉਹਨੂੰ ਰਸੋਈ 'ਚ ਗਈ ਨੂੰ ਆਵਾਜ਼ਾਂ ਮਾਰ-ਮਾਰ ਦਰਦਾ ਮੈਨੂੰ ਤੇ 350 ਹੈ ਸ਼ੂਗਰ ਬੱਚੇ ਬੱਚੇ ਨੂੰ ਪਤਾ ਹੁੰਦਾ ਮੈਨੂੰ ਸ਼ੂਗਰ ਤੇ ਇੱਕ ਬੰਦਾ ਉਹ ਹੈ ਅਗਲਾ ਅਗਲਾ ਦੁੱਖ ਨਾ ਇੱਕ ਉਹ ਹੈ ਉਹਨੂੰ ਪੁੱਛ ਲਓ ਫਲਾਣਾ ਆਪ ਤੁਸੀਂ ਪੁੱਛੋਗੇ ਤੈਨੂੰ ਅਸੀਂ ਸੁਣਿਆ ਹੈ ਤੈਨੂੰ ਸ਼ੂਗਰ ਹੋ ਗਈ ਉਹ ਪਤਾ ਕੀ ਕਹਿੰਦਾ ਉਹ ਫੇਰ ਕਿਹੜੀ ਗੱਲ ਹੈ ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੇ ਜਿੱਥੇ ਇੰਨਾ ਕੁਝ ਫਿਰਦਾ ਹੀ ਹੈ ਢਿੱਡ 'ਚ ਇੰਨਾ ਕੁਝ ਹੈ ਉੱਥੇ ਵਿਚਾਰੀ ਇਹ ਵੀ ਤੁਰੀ ਫਿਰੂ ਵਿੱਚ ਹੀ ਫੇਰ ਕਿਹੜੀ ਗੱਲ ਹੈ ਹੁਣ ਇਹ ਕੌਣ ਹੈ ਬੰਦਾ ਇਹ ਕੈਮ ਹੈ ਇਹ ਕੌਨਫੀਡੈਂਸ ਵਿੱਚ ਹੈ ਇਹ ਚੜ੍ਹਦੀ ਕਲਾ 'ਚ ਹੈ ਇਹਦੇ 'ਚ ਸਪਿਰਿਟ ਹੈ ਇਹ ਉਹ ਹੈ ਇਹਨੂੰ ਅਕਲ ਹੈ ਦੁੱਖ ਨੂੰ ਜਾਣਦਾ ਕੁਝ ਨਹੀਂ ਆਇਆ ਦੋਨਾਂ ਤੇ ਹੀ ਹੈ ਇੱਕ ਚੀਕਾ ਮਾਰਦਾ ਇੱਕ ਕੈਮ ਹੈ ਆਇਆ ਦੋਨਾਂ ਤੇ ਆਪਾਂ ਕਹਾਂਗੇ ਲੈ ਕਿਤੇ ਸੌਖਾ ਹੈ ਉਹ ਸਾਨੂੰ ਤੇ ਸਾਡਾ ਤੇ ਇਤਿਹਾਸ ਗਵਾਹ ਹੈ ਕਲਗੀਧਰ ਸੱਚੇ ਪਾਤਸ਼ਾਹ ਜਿਨੇ ਦੁਖੜੇ ਕਿਦੇ ਤੇ ਆਉਣਗੇ ਕੰਡਿਆਂ ਦੀ ਸੇਜ ਵਿਚਾ ਵਿਛਾ ਕੇ ਵੀ ਪਏ ਆ ਉੱਥੇ ਵੀ ਪੁੱਛਦਾ ਹੈ ਭਾਈ ਦਇਆ ਸਿੰਘ ਮਹਾਰਾਜ ਕੀ ਹਾਲ ਹੈ ਮਾਰ ਕਹਿੰਦੇ ਦਇਆ ਸਿੰਘ ਅੱਜ ਵੀ ਜੜਤੀ ਕਲਾਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਮਾਲ ਹੋ ਗਈ ਨਾ ਹਮਾਲ ਹੋ ਗਈ ਸਰਸਾ ਦੇ ਕੰਡੇ ਤੇ ਬੈਠੇ ਨੇ ਆਨੰਦਪੁਰ ਸਾਹਿਬ ਮੁਲਜਾਂ ਨੇ ਉੱਥੇ ਵੀ ਚੜ੍ਹਦੀ ਕਲਾ ਸਰਸਾ ਦੇ ਕੰਡੇ ਤੇ ਸਵੇਰੇ ਸਵੇਰੇ ਨਿਤਨੇਮ ਕੀਤਾ ਹੈ ਉਦੋਂ ਵੀ ਚੜ੍ਹਦੀ ਆ ਪੁਆਇੰਟ ਨੋਟ ਕਰਨਾ ਚੜ੍ਹਦੀ ਕਲਾ ਇਹਦੇ ਨਾਲ ਆਉਂਦੀ ਹੈ ਨਿਤਨੇਮ ਕਰਨਾ ਬਾਣੀ ਨਾਲ ਜੁੜੇ ਰਹਿਣਾ ਸਰਸਾ ਦੇ ਕੰਡੇ ਦੇ ਸਾਰੇ ਟੱਬਰ ਨੂੰ ਬਾ ਕੇ ਨਿਤਨੇਮ ਕੀਤਾ ਸੀ ਕਿਤੇ ਜੋਰਾਵਰ ਸਿੰਘ ਤੂੰ ਵੀ ਪੜ ਸ਼ਬਦ ਫਤਿਹ ਸਿੰਘ ਤੂੰ ਵੀ ਪੜਿਆ ਕਰ ਆ ਪੌੜੀਆਂ ਤੂੰਗਾ ਪੜ ਪੜ ਤੂੰ ਵੀ ਨਾਲ ਸਾਰਾ ਟੱਬਰ ਲਿਆ ਸੀ ਆਲੇ ਦੁਆਲੇ ਸਾਰੀ ਸੰਗਤ ਭਾ ਕੇ ਸਰਸਾ ਦੇ ਕੰਡੇ ਤੇ ਵੀ ਨਿਤਨੇਮ ਕਰਾਇਆ ਕਿਉਂ ਕਾਇਮ ਹੋ ਜੀਏ ਮਨ ਚੜ੍ਹਦੀ ਕਲਾ 'ਚ ਬਾਣੀ ਨਾਲ ਹੀ ਰਹਿੰਦਾ ਗੁਰਬਾਣੀ ਨਾਲ ਉਹ ਟੁੱਟ ਗਿਆ ਚੜ੍ਹਦੀ ਕਲਾ ਗਈ ਬੰਦਾ ਕਹਿੰਦੇ ਡੁੱਬ ਗਿਆ ਪਰ ਪੜਦੇ ਪੰਕਜ ਮੋਹ ਪਗ ਨਹੀਂ ਚੱਲ ਲੈ ਹਮ ਦੇਖਾ ਹਮ ਦੇਖਾ ਤਹਿ ਡੁੱਬੀ ਹਲੇ ਮੈਂ ਕਹਿੰਦੇ ਵੇਖਿਆ ਡੁੱਬ ਕੇ ਡੁੱਬਣਾ ਕੀ ਹੈ ਜਿਹੜੇ ਬੰਦੇ ਦਾ ਨਿਤਨੇਮ ਡੁੱਬ ਗਿਆ ਉਹ ਡੁੱਬ ਗਿਆ ਨੋਟ ਕਰਿਓ ਜਿਹੜੇ ਬੰਦਰੇ ਬੰਦੇ ਚੋਂ ਦਇਆ ਡੁੱਬ ਗਈ ਉਹ ਡੁੱਬ ਗਿਆ ਜਿਹੜੇ ਬੰਦੇ ਤੋਂ ਸੱਚ ਗਿਆ ਉਹ ਡੁੱਬ ਗਿਆ ਜਿਹੜੇ ਬੰਦੇ ਚੋਂ ਸੰਤੋਖ ਡੁੱਬ ਗਿਆ ਉਹ ਡੁੱਬ ਗਿਆ ਜਿਹੜੇ ਬੰਦੇ ਚੋਂ ਧੀਰਜ ਡੁੱਬ ਗਿਆ ਡੁੱਬ ਗਿਆ ਜਿਹੜੇ ਬੰਦੇ ਚੋਂ ਸਹਿਜ ਡੁੱਬ ਗਿਆ ਡੁੱਬ ਗਿਆ ਇਹ ਸਾਰਾ ਕੁਝ ਆ ਸਕਦਾ ਜੇ ਗੁਰਬਾਣੀ ਆ ਗਈ ਨਿਤਨੇਮ ਆ ਗਿਆ ਤੇ ਤਰ ਗਿਆ ਜਿਹਦਾ ਨਿਤਨੇਮ ਡੁੱਬ ਗਿਆ ਉਹ ਡੁੱਬ ਗਿਆ ਬਸ ਨਿਤਨੇਮ ਨਹੀਂ ਛੱਡਣਾ ਨਹੀਂ ਤੇ ਵਿਕਾਰਾਂ ਵਿੱਚ ਡੁੱਬ ਜਾਾਂਗੇ ਇਸ ਭਵ ਸਾਗਰ 'ਚ ਡੁੱਬ ਜਾਾਂਗੇ ਜਿਉਂਦੇ ਹੀ ਡੁੱਬ ਜਾਾਂਗੇ ਭਾਈ ਨਿਤਨੇਮ ਨਹੀਂ ਛੱਡਣਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਡੁੱਬਣ ਨਹੀਂ ਦਿੱਤਾ ਕਰੋ ਨਿਤਨੇਮ ਆਪ ਬਹਿ ਕੇ ਕਰਨਾ ਨਾਲ ਕਹਿਣਾ ਕਰੋ ਆਓ ਕਰੀਏ ਇਹ ਕਰਦੇ ਸੀ ਸਾਰੇ ਸਰਸਾ ਦੇ ਕੰਡੇ ਤੇ ਵੀ ਨਿਤਨੇਮ ਕੀਤਾ ਫਿਰ ਚਮਕੌਰ ਦੀ ਗੜੀ ਦਾ ਇਤਿਹਾਸ ਪੜ੍ਹ ਲਓ 10 ਲੱਖ ਫੌਜਾਂ ਚੜ ਕੇ ਆਈਆਂ ਨੇ ਖੰਡੇ ਖੜਕਾਏ ਨੇ ਪਰ ਖੰਡੇ ਖੜਕਾਣ ਤੋਂ ਪਹਿਲਾਂ ਸਵੇਰੇ ਸਵੇਰੇ ਸੁਰੰਦੇ ਤੇ ਖੜਤਾਲਾਂ ਵੀ ਖੜਕੀਆਂ ਨੇ ਆਖੋ ਸਤਨਾਮ ਜਿਹੜਾ ਖੜਤਾਲਾਂ ਖੜਤਾਲਾਂ ਖੜ ਖੜ ਖੜਕਣ ਖੜਕਾਉਣ ਨਹੀਂ ਜਾਣਦਾ ਉਹ ਖੰਡੇ ਕੀ ਖੜਕਾਊ ਖੜਤਾਲਾਂ ਦਾ ਅਰਥ ਇਹ ਨਾ ਸਮਝ ਲਿਓ ਭਾਵ ਕਿ ਜਿਹੜਾ ਕੀਰਤਨ ਨਹੀਂ ਜਿੰਨੇ ਕੀਤਾ ਨਿਤਨੇਮ ਨਹੀਂ ਕੀਤਾ ਸਵੇਰੇ ਉੱਠ ਕੇ ਬਾਣੀ ਦਾ ਖੰਡਾ ਜਿਹਦੇ ਅੰਦਰ ਨਹੀਂ ਖੜਕਿਆ ਉਹ ਬਾਹਰਲੇ ਖੰਡੇ ਨਹੀਂ ਖੜਕਾ ਸਕਦਾ ਇਹ ਖੰਡਾ ਅੰਦਰ ਖੜਕਦਾ ਹੈ ਆ ਪੰਜ ਪਿਆਰੇ ਅੰਮ੍ਰਿਤ ਸੰਚਾਰ ਕਰਾਉਂਦੇ ਨੇ ਖੰਡਾ ਖੜਕਾਉਂਦੇ ਨੇ ਉਹ ਪੰਜ ਬਾਣੀਆਂ ਰੋਜ਼ ਪੜਦੀਆਂ ਨੇ ਤਾਂ ਜੋ ਸਾਡੇ ਅੰਦਰ ਵੀ ਰੋਜ਼ ਖੰਡਾ ਖੜਕਦਾ ਰਵੇ ਉਹ ਖੰਡਾ ਰੋਜ਼ ਖੜਕੇ ਜਿਹੜੀਆਂ ਉਹ ਪੰਜ ਬਾਣੀਆਂ ਜਿਹੜੀਆਂ ਉੱਥੇ ਪੰਜ ਪਿਆਰਿਆਂ ਨੇ ਪੜੀਆਂ ਸੀ ਨਿਤਨੇਮ ਤੈਨੂੰ ਨਾਲ ਹੀ ਕਹਿਤਾ ਸੀ ਵੀ ਰੋਜ਼ ਕਰੀ ਸਿੰਘੋ ਸੁਣਿਓ ਧਿਆਨ ਨਾਲ ਨਿਤਨੇਮ ਰੋਜ਼ ਕਰੀ ਉੱਥੇ ਜਿਹੜਾ ਖੰਡਾ ਖੜਕਿਆ ਸੀ ਜਦੋਂ ਨਿਤਨੇਮ ਕਰੇਗਾ ਉਹ ਖੰਡਾ ਤੇਰੇ ਅੰਦਰ ਰੋਜ਼ ਖੜਕੇਗਾ ਰੋਜ਼ ਕਾਇਮ ਹੋਏਗਾ ਰੋਜ਼ ਮਠਾਸ ਆਏਗੀ ਤੈਨੂੰ ਉਹ ਸਵਾਦ ਰੋਜ਼ ਆਏਗਾ ਔਰ ਉਸ ਦਿਨ ਦਾ ਜਦੋਂ ਅੰਦਰ ਖੰਡਾ ਖੜਕਦਾ ਹੈ ਫੇਰ ਹੀ ਬਾਹਰ ਗੱਲ ਬਣਦੀ ਹੈ ਵਿਚਾਰ ਚੰਗੇ ਅੰਦਰ ਹੁੰਦੇ ਨੇ ਤਲਵਾਰ ਫੇਰ ਹੀ ਚੱਲਦੀ ਹੈ ਦੋਵਾਂ ਦੀ ਲੋੜ ਹੈ ਮੀਰੀ ਦੀ ਵੀ ਤੇ ਪੀਰੀ ਦੀ ਭਗਤੀ ਦੀ ਵੀ ਤੇ ਸ਼ਕਤੀ ਦੀ ਦੋਵਾਂ ਦੀ ਲੋੜ ਹੈ ਇਸ ਕਰਕੇ ਭਾਈ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਦੇ ਕੰਢੇ ਤੇ ਵੀ ਨਿਤਨੇ ਚਮਕੌਰ ਦੀ ਗੜੀ 'ਚ ਵੀ ਨਿਤਨੇ ਫੇਰ 10 ਲੱਖ ਫੌਜਾਂ ਚੜ ਕੇ ਆਉਂਦੀਆਂ ਨੇ ਕੱਲੇ ਕੱਲੇ ਦਾ ਮੁਕਾਬਲਾ ਹੋਇਆ ਹੈ 8-8 ਸਿੰਘਾਂ ਨੇ 10-10 ਲੱਖ ਦਾ ਮੁਕਾਬਲਾ ਕੀਤਾ ਹੈ ਆ ਗੁਰਬਾਣੀ ਕੀ ਕੋਲ ਚਿੜੀਆਂ ਸੇ ਮੈਂ ਬਾਜ तड़ाऊं सवा लाख से एक लड़ाऊं तबे गोविंद सिंह नाम फिर ਚਮਕੌਰ ਦੀ ਗੜੀ ਵਿੱਚ ਵੀ ਨਿਤਨੇਮ ਹੋ ਗਿਆ ਸ਼ਾਮ ਦੇ ਵੇਲੇ ਜਦੋਂ ਜੰਗ ਬੰਦ ਹੋਇਆ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਵੀ ਸ਼ਹੀਦ ਹੋਏ ਜੋਰਾਵਰ ਵਾਹਿਗੁਰੂ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋਏ ਦੋਵੇਂ ਪੁੱਤਰ ਸ਼ਹੀਦ ਹੋਣ ਤੋਂ ਬਾਅਦ ਕਲਗੀਆਂ ਵਾਲੇ ਕਹਿੰਦੇ ਸੀ ਮੈਂ ਜੰਗ 'ਚ ਜਾਵਾਂਗਾ ਜੂਝ ਕੇ ਸ਼ਹੀਦੀ ਪ੍ਰਾਪਤ ਕਰਾਂਗਾ ਭਾਈ ਮੈਂ ਜਾਣਾ ਹੁਣ ਤੇ ਸਿੰਘਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਸਾਡੇ ਵਰਗੇ ਲੱਖਾਂ ਬਣਾ ਦਿਓਗੇ ਅਸੀਂ ਲੱਖਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਤੁਸੀਂ ਲੱਖਾਂ ਸਾਡੇ ਵਰਗੇ ਬਣਾ ਸਕਦੇ ਹੋ ਅਸੀਂ ਲੱਖਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਬਣ ਸਕਦਾ ਦੂਜਾ ਕਈਆਂ ਨੇ ਬਣਨ ਦੀ ਕੋਸ਼ਿਸ਼ ਕੀਤੀ ਹੈ ਕਲਗੀਆਂ ਲਾਣ ਦੀ ਕੋਸ਼ਿਸ਼ ਕੀਤੀ ਹੈ ਅੰਮ੍ਰਿਤ ਦੀ ਨਕਲ ਕੀਤੀ ਹੈ ਕਈਆਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਪਰ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣ ਸਕਦਾ ਕੋਈ ਝੂਠਾ ਅਤੇ ਪਖੰਡੀ ਟੋਲਾ ਸ਼ੇਰਾਂ ਵਿੱਚ ਖਲੋ ਨਹੀਂ ਸਕਦਾ ਗੁਰੂ ਗ੍ਰੰਥ ਦੇ ਬਾਝੋਂ ਸਾਡਾ ਹੋਰ ਗੁਰੂ ਕੋਈ ਹੋ ਨਹੀਂ ਸਕਦਾ ਸ੍ਰੀ ਅਕਾਲ ਗੁਰਗੱਦੀ ਤੇ ਕਿਉਂ ਬੈਠੇ ਜਿਹੜਾ ਤੱਤੀ ਤਵੀ ਤੇ ਬਹਿ ਨਹੀਂ ਸਕਦਾ ਦੁੱਖ ਤਸੀਹੇ ਸਹਿ ਨਹੀਂ ਸਕਦਾ ਪੰਥ ਖਾਲਸਾ ਆਪ ਗੁਰੂ ਹੈ ਗੁਰੂ ਗੈਰ ਨੂੰ ਕਹਿ ਨਹੀਂ ਸਕਦਾ ਇਸ ਕਰਕੇ ਕੋਈ ਗੁਰੂ ਗੋਬਿੰਦ ਸਿੰਘ ਦੀ ਕੀ ਰੀਸ ਕਰ ਲਏਗਾ ਕੋਈ ਬਥੇਰੇ ਫਿਰਦੇ ਨੇ ਕੋਈ ਨਕਲ ਨਹੀਂ ਕਰ ਸਕਦਾ ਜਦੋਂ ਸੱਚ ਬੋਲਦੇ ਅਗਲਾ ਕਹਿੰਦਾ ਨਿੰਦਿਆ ਕਰਦੇ ਨਿੰਦਿਆ ਨਹੀਂ ਤੂੰ ਚੌੜਾ ਹੋਇਆ ਕਹੀ ਜਾਂਦਾ ਮੇਰਾ ਸਾਈਕਲ ਜਾਂਦਾ ਜੀ 20 ਦੀ ਸਪੀਡ ਤੇ ਮੇਰਾ ਸਾਈਕਲ ਜਾਂਦਾ 20 ਦੀ ਸਪੀਡ ਤੇ ਗਵਾਂਢੀ ਨੇ ਮੋਟਰਸਾਈਕਲ ਲੈ ਆਂਦਾ ਹੁਣ ਕਰ ਗੱਲ ਜਦੋਂ ਵੱਡੀ ਲਕੀਰ ਖਿੱਚ ਦਿੰਨੇ ਆ ਉਦੋਂ ਤੈਨੂੰ ਤੇਰੀ ਲਕੀਰ ਛੋਟੀ ਲੱਗਣ ਲੱਗ ਜਾਂਦੀ ਹੈ ਨਿੰਦਿਆ ਨਹੀਂ ਕਰਦੇ ਤੈਨੂੰ ਤੇਰੇ ਵਾਲਾ ਉਹਦੇ ਚ ਗੁਣ ਦਿਸਦਾ ਹੀ ਕੋਈ ਨਹੀਂ ਜਦੋਂ ਗੁਰੂ ਗੋਬਿੰਦ ਸਿੰਘ ਦੇ ਗੁਣਾਂ ਦੀ ਗੱਲ ਤੁਰ ਪਵੇ ਗੱਲ ਚੱਲੇ ਕਲਗੀਆਂ ਵਾਲੇ ਦੀ ਸਿਰ ਉੱਚਾ ਫਕਰ ਨਾਲ ਹੋ ਜਾਵੇ ਜਦੋਂ ਗੱਲ ਤੁਰ ਪਵੇ ਗੁਰੂ ਗੋਬਿੰਦ ਸਿੰਘ ਦੀ ਤੇਰੇ ਵਾਲਾ ਰਹਿੰਦਾ ਹੀ ਕੱਖ ਨਹੀਂ ਸਤਿ ਸ੍ਰੀ ਅਕਾਲ ਫਿਰ ਤੁਰੇ ਫਿਰੋ ਪ੍ਰਸ਼ਾਸਨ ਕੋਲ ਇਹ ਜੀ ਨਿੰਦਿਆ ਕਰਨਗੇ ਇਹ ਜੀ ਮਾੜਾ ਬੋਲਣਗੇ ਸਾਡੇ ਗੁਰੂ ਨੂੰ ਧਿਆਨ ਰੱਖਿਓ ਸਾਡਾ ਗੁਰੂ ਮਾੜਾ ਕੀ ਬੋਲਾਂਗੇ ਅਸੀਂ ਤੇ ਆਪਣੇ ਗੁਰੂ ਦੀ ਵਡਿਆਈ ਕਰਾਂਗੇ ਜਦੋਂ ਕਲਗੀ ਧਰਤੀ ਦਾ ਨਾਮ ਲੈ ਤਾਂ ਬਰਾਬਰ ਖੜਨਾ ਹੀ ਕੋਈ ਨਹੀਂ ਸੱਚ ਤੇ ਕੋਈ ਵੀ ਨਹੀਂ ਉਹਨਾਂ ਦੀ ਰੀਜ਼ ਕਰ ਸਕਦਾ ਅਸੀਂ ਗੁਰੂ ਗੋਬਿੰਦ ਸਿੰਘ ਦੀ ਸੋਭਾ ਕਰਦੇ ਆ ਕਿਸੇ ਨੂੰ ਕੀ ਮਾੜਾ ਕਹਿੰਦੇ ਸਾਰੇ ਹੀ ਬੌਣੇ ਹੋ ਜਾਂਦੇ ਨੇ ਉਹਨਾਂ ਦਾ ਕਾਦੀ ਇੰਨਾ ਉੱਚਾ ਹੈ ਆਖੋ ਸਤਨਾਮ ਵਾਹ ਉਹਨਾਂ ਦੇ ਬਰਾਬਰ ਹੈ ਹੀ ਕੋਈ ਨਹੀਂ ਜਦੋਂ ਗੱਲ ਗੁਰੂ ਗੋਬਿੰਦ ਸਿੰਘ ਦੀ ਕਰਦੇ ਤੈਨੂੰ ਲੱਗਦਾ ਵਿਰੋਧ ਵਿਰੋਧਤਾ ਕਾਦੀ ਸੱਚ ਕਹਿੰਦੇ ਅਸਲੀ ਜੰਗਾਂ ਦੀ ਗੱਲ ਕਰਦੇ ਆ ਇੱਥੇ ਅਸਲੀ ਜੰਗ ਜਦੋਂ ਚਮਕੌਰ ਦੀ ਗੜੀ 'ਚ ਹੋਇਆ ਠੱਠ ਲੜੇ ਹੁਣ ਜਿਹੜੇ ਨੇ ਅਸਲੀ ਜੰਗ ਦੀ ਗੱਲ ਕਰਨੀ ਹੈ ਨਕਲੀ ਵਾਲਾ ਤੇ ਆਪੇ ਹੀ ਵੀ ਉਹ ਨਕਲੀ ਡਿਸ਼ੂ ਡਿਸ਼ੂ ਕਰਦਾ ਬੱਲੇ ਬੱਲੇ ਵੀ ਆਹਾ ਆਹ ਇਹਨੇ ਮਾਰ ਦਿਆ ਇਹ ਤੇ ਨਕਲੀ ਹੋ ਗਿਆ ਸਾਰਾ ਕੁਝ ਹੁਣ ਨਕਲੀ ਵਾਲਿਆਂ ਨੇ ਤੇ ਆਪੇ ਹੀ ਪਿੱਟਣਾ ਤੇ ਮਾਫ ਕਰਨਾ ਨਕਲੀ ਨਕਲੀ ਲੜਾਈਆਂ ਹੀ ਲੜ ਸਕਦਾ ਅਸਲੀ ਹੋਈ ਅਸਲੀ ਲੜੂਗਾ ਖੋਸਾ ਸੁਣਾ ਸ੍ਰੀ ਵਾਹ ਅਸਲੀ ਹੋਈ ਅਸਲੀ ਲੜੂਗਾ ਅਸਲੀ ਅਸਲੀ ਲੜੂ ਭਾਈ ਜੇ ਕੋਈ ਝੂਠ ਹੈ ਮੈਨੂੰ ਦੱਸੋ ਜੇ ਝੂਠ ਹੈ ਤੇ ਦੱਸੋ ਇਸ ਕਰਕੇ ਅਸਲੀ ਲੜਾਈ ਦੀ ਗੱਲ ਕਰਦੇ ਆ ਚਮਕੌਰ ਦੀ ਗੜੀ ਦੀ ਕਰੋ ਧਰਮ ਜੁੱਧ ਧਰਮ ਦੇ ਵਾਸਤੇ ਕਿਸੇ ਗਰੀਬ ਲਈ ਕਿਸੇ ਲੋੜਵੰਦ ਲਈ ਆਵਾਜ਼ ਉਠਾਓ ਬੁਲੰਦ ਕਰੋ ਅਸਲੀ ਲੜਾਈ ਲੜੋ ਕੋਈ ਚੰਗਾ ਕਰੋ ਐਸਾ ਤੁਹਾਡੀਆਂ ਵੀ ਵਾਰਾਂ ਗਈਆਂ ਜਾਣਗੀਆਂ ਕੁਝ ਕਰੋ ਤੇ ਸਹੀ ਅਸੀਂ ਵੀ ਕਾਂਗੇ ਬਹੁਤ ਅਸੀਂ ਵੀ ਕਾਂਗੇ ਚੰਗੇ ਨੂੰ ਚੰਗਾ ਕਾਂਗੇ ਬਿਲਕੁਲ ਕਾਂਗੇ ਵੀ ਹਾਂ ਫਿਰ ਕਿਉਂ ਕਮਾਂ ਕਿਸੇ ਸੋ ਇਸ ਕਰਕੇ ਭਾਈ ਸੁਣੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਨਿਤਨੇਮ ਹੋਇਆ ਚਮਕੌਰ ਦੀ ਗੜੀ ਵਿੱਚ ਵੀ ਸਵੇਰੇ ਨਿਤਨੇਮ ਹੋਇਆ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਮਹਾਰਾਜ ਕਹਿੰਦੇ ਅਸੀਂ ਜੰਗ 'ਚ ਜਾਵਾਂਗੇ ਜਾ ਕੇ ਇੱਧਰ ਧਿਆਨ ਰੱਖ ਲਓ ਭਾਈ ਇੱਧਰ ਰੱਖੋ ਧਿਆਨ ਇਕਾਗਰਤਾ ਬਣਾ ਕੇ ਮਹਾਰਾਜ ਕਹਿੰਦੇ ਅਸੀਂ ਜੰਗ 'ਚ ਜਾਵਾਂਗੇ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਾਂਗੇ ਮਹਾਰਾਜ ਸਾਡੇ ਵਰਗੇ ਲੱਖਾਂ ਬਣਾ ਦਿਓਗੇ ਤੁਹਾਡੇ ਵਰਗੇ ਲੱਖਾਂ ਰਲ ਕੇ ਇੱਕ ਨਹੀਂ ਬਣਾ ਸਕਦੇ ਗੁਰੂ ਗੋਬਿੰਦ ਸਿੰਘ ਦੂਜਾ ਇੱਕ ਨਹੀਂ ਬਣ ਸਕਦਾ ਚਲੋ ਜੀ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਹੁਕਮ ਮੰਨ ਲਿਆ ਕਹਿੰਦੇ ਜੇ ਨਹੀਂ ਮੰਨੋਗੇ ਪੰਜ ਪਿਆਰੇ ਹੁਕਮ ਕਰਨਗੇ ਤੁਹਾਨੂੰ ਖੜੇ ਹੋ ਪੰਜ ਪਿਆਰੇ ਕਰਨਗੇ ਹੁਕਮ ਪੰਜ ਸਿੰਘ ਅਸੀਂ ਇਕੱਠੇ ਹੋ ਕੇ ਹੁਕਮ ਕਰ ਦਿਆਂਗੇ ਫਿਰ ਤੁਹਾਨੂੰ ਮੰਨਣੀ ਪੈਣੀ ਹੈ ਸਤਿਗੁਰਾਂ ਨੇ ਹੱਥ ਜੋੜਤੇ ਸੀ ਉਥੇ ਤੇ ਮੰਨ ਲਿਆ ਸੀ ਆ ਸਾਡੇ ਵਾਲੇ ਜਥੇਦਾਰਾਂ ਨੇ ਨਹੀਂ ਮੰਨਿਆ ਪੰਜ ਪਿਆਰਿਆਂ ਨੂੰ ਕੱਢ ਕੇ ਮਾਰਿਆ ਕਹਿੰਦੇ ਚਲੋ ਤੁਸੀਂ ਕੋਈ ਬਾਹਰ ਤੁਹਾਨੂੰ ਬਾਹਰ ਦਾ ਰਾਹ ਦਿੱਤਾ ਉਹਨਾਂ ਨੂੰ ਹੀ ਬਰਖਾਸਤ ਕਰਤਾ ਉਹਨਾਂ ਨੂੰ ਨੌਕਰੀ ਤੋਂ ਕੱਢਤਾ ਐਸਜੀਪੀਸੀ ਤੋਂ ਬਾਹਰ ਕੱਢਤੇ ਪੰਜ ਪਿਆਰੇ ਕਿਉਂ ਕਹਿੰਦੇ ਤੁਸੀਂ ਕੌਣ ਹੁੰਨੇ ਹੋ ਸਾਨੂੰ ਇਹ ਗੱਲ ਕਹਿਣ ਵਾਲੇ ਉਹਨਾਂ ਨੇ ਅਣਖ ਜਗਾਈ ਹੈ ਠੀਕ ਹੈ ਪੰਜ ਪਿਆਰੇ ਨੌਕਰੀ ਕਰਦੇ ਨੇ ਪੰਜ ਸਿੰਘ ਉੱਥੇ ਨੌਕਰੀ ਕਰਦੇ ਨੇ ਉਹ ਪੰਜ ਸਿੰਘ ਨੇ ਉਹਨਾਂ ਦੇ ਅਲੱਗ-ਅਲੱਗ ਇਨਾਮ ਨੇ ਮਾਫ ਕਰਨਾ ਨਾਮ ਨੇ ਨਾਮ ਨਾਮ ਅਲੱਗ-ਅਲੱਗ ਨੇ ਉਸ ਵੇਲੇ ਉਹ ਨੌਕਰੀ ਕਰਦੇ ਨੇ ਮੁਲਾਜ਼ਮ ਨੇ ਪਰ ਜਿਸ ਵੇਲੇ ਉਹ ਪੰਜ ਪਿਆਰਿਆਂ ਦਾ ਬਾਣਾ ਪਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਾਣੀ ਦੀ ਰੋਸ਼ਨੀ ਮੁਤਾਬਕ ਕੋਈ ਫੈਸਲਾ ਲੈਂਦੇ ਨੇ ਉਹਨਾਂ ਦਾ ਉਹ ਪੰਜ ਪਿਆਰੇ ਨੇ ਬਰਖਾਸਤ ਪੰਜ ਸਿੰਘ ਕੀਤੇ ਜਾ ਸਕਦੇ ਨੇ ਨੌਕਰ ਕੀਤੇ ਜਾ ਸਕਦੇ ਨੇ ਪਰ ਪੰਜ ਪਿਆਰੇ ਨਹੀਂ ਪੰਜ ਪਿਆਰੇ ਬਰਖਾਸਤ ਨਹੀਂ ਹੁੰਦੇ ਪੰਜ ਪਿਆਰੇ ਗੁਰੂ ਦਾ ਰੂਪ ਹੁੰਦੇ ਨੇ ਐਡਾ ਵੱਡਾ ਕਨਸੈਪਟ ਹੈ ਸਾਡੇ ਧਰਮ ਦਾ ਜ਼ੀਰੋ ਕਰਨ ਵਾਲੀ ਗੱਲ ਹੋਈ ਪਈ ਹੈ ਸਾਡੇ ਸਿਧਾਂਤਾਂ ਨੂੰ ਜ਼ੀਰੋ ਕਰਨ ਵਾਲੀ ਗੱਲ ਹੈ ਮਜ਼ਾਕ ਉਡਾਇਆ ਜਾਂਦਾ ਵੱਡੇ ਵੱਡੇ ਚੈਨਲਾਂ ਤੇ ਬਹਿ ਕੇ ਪੰਜ ਪਿਆਰੇ ਬਰਖਾਸਤ ਕਰਦੇ ਪੰਜ ਪਿਆਰੇ ਕੌਣ ਬਰਖਾਸਤ ਕਰ ਸਕਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ ਨੇ ਗੁਰੂ ਗੋਬਿੰਦ ਸਿੰਘ ਦੇ ਨਵਾਜੇ ਹੋਏ ਨੇ ਪੰਜ ਪਿਆਰੇ ਉਹ ਵੇਖੋ ਉਹਨਾਂ ਦੇ ਅੰਦਰ ਇੱਕ ਸਪਿਰਟ ਆਇਆ ਇੱਕ ਜੋਸ਼ ਆਇਆ ਗੁਰਬਾਣੀ ਦੀ ਰੋਸ਼ਨੀ ਮੁਤਾਬਕ ਉਹਨਾਂ ਨੇ ਪੰਥਕ ਫੈਸਲਾ ਕਰਤਾ ਇਹਨਾਂ ਪੰਜ ਪਿਆਰਿਆਂ ਨੂੰ ਲਾ ਦਿਓ ਥੱਲੇ ਵਾਹਿਗੁਰੂ ਪੰਜ ਸਿੰਘ ਪੰਜ ਸਿੰਘ ਸਹਿਬਾਨ ਜਿਹੜੇ ਪੰਜ ਜਥੇਦਾਰ ਥੱਲੇ ਲਾ ਦਿਓ ਇਹਨਾਂ ਨੂੰ ਜਥੇਦਾਰਾਂ ਦੇ ਅਹੁਦੇ ਛੱਡੋ ਲਾਓ ਇਹਨਾਂ ਜਥੇਦਾਰਾਂ ਨੂੰ ਪਰ ਉਹਨਾਂ ਨੇ ਜਥੇਦਾਰਾਂ ਨੂੰ ਨਹੀਂ ਲਾਇਆ ਕਹਿੰਦੇ ਪੰਜ ਪਿਆਰਿਆਂ ਨੂੰ ਕਹਿੰਦੇ ਤੁਹਾਨੂੰ ਹੀ ਬਾਹਰ ਦਾ ਰਾਹ ਵਿਖਾ ਦਿੰਦੇ ਇਹ ਮਜ਼ਾਕ ਉੱਡਣ ਵਾਲੀ ਗੱਲ ਹੈ ਸਾਡੀ ਕੌਮ ਦਾ ਤਾਂ ਕਰਕੇ ਦੁੱਖ ਨਾਲ ਕਹਿਣਾ ਪੈਂਦਾ ਹੈ ਅੱਜ ਇਹਨਾਂ ਇਹਨਾਂ ਜਥੇਦਾਰਾਂ ਦੀਆਂ ਕਰਤੂਤਾਂ ਕਰਕੇ ਐਦਾਂ ਲੱਗਦਾ ਜਿਵੇਂ ਸਾਡੀ ਸਿੱਖ ਕੌਮ ਵੈਂਟੀਲੇਟਰ ਤੇ ਪਈ ਹੋਵੇ ਵੈਂਟੀਲੇਟਰ ਤੇ ਪਈ ਹੋਵੇ ਜਿਵੇਂ ਆ ਹਾਲ ਅੱਜ ਸਾਡਾ ਹੋਇਆ ਪਿਆ ਸੋ ਇਸ ਕਰਕੇ ਪੰਜ ਪਿਆਰਿਆਂ ਨੇ ਜਦੋਂ ਕਿਹਾ ਵੀ ਮਹਾਰਾਜ ਅਸੀਂ ਕਵਾਂਗੇ ਮਹਾਰਾਜ ਨੇ ਹੱਥ ਜੋੜ ਲਏ ਫਿਰ ਚਮਕੌਰ ਦੀ ਗੱਡੀ ਚੋਂ ਨਿਕਲਦੇ ਨੇ ਤੁਹਾਨੂੰ ਪਤਾ ਹੈ ਫਿਰ ਜਦੋਂ ਕਹਿੰਦੇ ਲੁੱਕ ਕੇ ਨਹੀਂ ਜਾਣਾ ਲਲਕਾਰ ਕੇ ਜਾਣਾ ਤਾੜੀ ਮਾਰ ਕੇ ਨਿਕਲੇ ਠੰਡ ਭਰੀ ਬੜੀ ਸੀ ਜੋੜਾ ਆਪ ਲਾਤਾ ਕਹਿੰਦੇ ਜੋੜਾ ਕਿਉਂ ਲਾਤਾ ਕਹਿੰਦੇ ਬਾਹਰ ਸਿੰਘਾਂ ਦੇ ਸਰੀਰ ਪਏ ਹੋਣੇ ਨੇ ਕਿਸੇ ਸਿੰਘ ਦੇ ਸਰੀਰ ਨਾਲ ਮੇਰਾ ਪੈਰ ਨਾ ਲੱਗ ਜੇ ਜੋੜਾ ਨਾ ਲੱਗ ਜੇ ਬੇਅਦਬੀ ਨਾ ਜੋੜਾ ਆਪ ਲਾਇਆ ਬੱਦਲਾਂ ਵਿੱਚ ਬਿਜਲੀ ਲਿਸ਼ਕੇ ਸਾਡਾ ਇਤਿਹਾਸ ਦੱਸਦਾ ਕਹਿੰਦੇ ਬੱਦਲਾਂ 'ਚ ਬਿਜਲੀ ਸੀ ਸੀਗੀ ਮਾਰਦੀ ਹੋਈ ਰਸਨਾਈ ਜਾਂ ਸੁਨਹਿਰੀ ਜਹੀ ਤਾਰ ਦੀ ਦਇਆ ਸਿੰਘ ਵੱਲ ਨਿਗਾ ਪਈ ਜਾਦਾ ਤਾਰ ਦੀ ਉਹ ਗੋਦ ਵਿੱਚ লাশ ਲੈ ਕੇ ਬੈਠਾ ਸੀ ਜੁਝਾਰ ਦਇਆ ਸਿੰਘ ਵੱਲ ਨਿਗਾ ਪੈਂਦੀ ਹੈ ਉਹ ਜੁਝਾਰ ਸਿੰਘ ਦਾ ਸਰੀਰ ਗੋਦ ਵਿੱਚ ਲੈ ਕੇ ਬੈਠਾ ਹੈ ਕਲਗੀਆਂ ਵਾਲੇ ਕੋਲੋਂ ਇਦਾਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਜਦੋਂ ਇਹਦਾ ਲੰਘ ਕੇ ਜਾਣਦੇ ਹੀ ਨਹੀਂ ਤੇ ਉਦੋਂ ਫਿਰ ਉਹਨੇ ਆਖਿਆ ਕੀ ਸੀ ਗਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਤੁਹਾਡੀ ਤਿਆਗ ਦੀ ਮਹਿੰਦੀ ਲੈਣੀ ਨਹੀਂ ਸੀ ਸੁੱਕਾ ਹੱਥ ਆਪਣੇ ਬੱਚੇ ਤੇ ਫੇਰ ਜਾਂਦੇ ਐਦਾਂ ਲੰਘ ਕੇ ਜਿਵੇਂ ਜਾਣਦੇ ਹੀ ਨਹੀਂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲਖਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਚੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਰਣ ਦਾ ਚੋਰ ਕਹਿ ਲਵੇ ਭਾਵੇਂ ਕੋਈ ਮੈਨੂੰ ਪਰ ਮੈਂ ਹੱਥ ਨਹੀਂ ਫੇਰਨਾ ਕਿਉਂ ਕਹਿੰਦੇ ਜੇ ਹੱਥ ਫੇਰੂ ਤੇ ਸਾਰਿਆਂ ਤੇ ਨਹੀਂ ਤੇ ਆਪਣਿਆਂ ਤੇ ਬਾਕੀ ਵੀ ਤੇ ਮੇਰੇ ਹੀ ਨੇ ਆ ਜਿਹੜੇ ਬਾਕੀ ਪਏ ਨੇ ਵੀ ਤੇ ਮੇਰੇ ਹੀ ਨੇ ਇੰਨਾ ਪਿਆਰ ਕਰਦੇ ਸੀ ਸਤਿਗੁਰੂ ਦਇਆ ਸਿੰਘ ਕਹਿੰਦਾ ਇੱਕ ਪੁੱਤਰ ਰੱਖ ਲੈਣਾ ਸੀ ਕਲਗੀਆਂ ਵਾਲੇ ਕਹਿੰਦੇ ਨੇ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਜਾਂ ਕੌਮ ਰਹਿਣੀ ਸੀ ਜਾਂ ਪੁੱਤਾਂ ਦਾ ਪਿਆਰ ਰਹਿਣਾ ਸੀ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਆਪਣੀ ਕੌਮ ਰੱਖ ਲਈ ਮੈਂ ਪੁੱਤਾਂ ਦਾ ਪਿਆਰ ਨਹੀਂ ਰੱਖਿਆ ਹੋਰ ਸੁਣਿਓ ਦਇਆ ਸਿੰਘ ਨੇ ਆਖਿਆ ਮਹਾਰਾਜ ਜੇ ਤੁਸੀਂ ਨਹੀਂ ਕੁਝ ਕੱਪੜਾ ਪਾਉਣਾ ਇਹਨਾਂ ਤੇ ਮੈਂ ਪਾ ਦਿਆਂ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸ਼ਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਕਫਨੋਂ ਬਗੈਰ ਦੱਸ ਕੀ ਦੇ ਪੁੱਤ ਗਏ ਨੇ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ ਅੱਗੋ ਸਨ ਬੋਲੇ ਦਸ਼ਮੇਸ਼ ਲਲਕਾਰ ਕਿਉਂ ਲੈਣਾ ਕੀ ਅਸੀਂ ਤਾਂ ਮੇਰੇ ਪੁੱਤਾਂ ਨੂੰ ਪਿਆਰ ਕੇ ਦੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਦੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਚੁੱਕਿਆ ਨਹੀਂ ਸ਼ਰੀਰ ਦਇਆ ਸਿੰਘਾ ਮੋਹ ਵਾਲੇ ਤਿਨਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਓਏ ਕੌਮ ਦੇ ਸ਼ਹੀਦ ਲਈਓ ਕਫਣਾ ਨੂੰ ਲੋੜ ਦੇ ਜਿਹੜੇ ਕੌਮ ਦੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਕਫਣ ਦੀ ਲੋੜ ਨਹੀਂ ਕੌਮ ਦੇ ਸ਼ਹੀਦ ਨਹੀਂਓ ਕਫਣਾ ਨੂੰ ਲੋੜ ਦੇ ਇਹਦਾ ਹੀ ਨਿਸ਼ਾਨਾ ਇਹਦੇ ਮੁਖ ਉੱਤੇ ਮੋੜ ਦੇ ਦਇਆ ਸਿੰਘਾ ਮੋਹ ਦੀਆਂ ਕਿਉਂ ਦਈ ਜਾਂਦਾ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੱਗੀਆਂ ਕਮਾਲ ਦੀ ਗੱਲ ਤੇ ਇਹ ਹੈ ਗੁਰਮੁਖੋ ਵੇਖੋ ਆਪਣੇ ਪੁੱਤ ਪਏ ਆ ਉਥੇ ਮਹਾਰਾਜ ਤੁਹਾਡੇ ਇੱਕ ਤੇ ਰੱਖ ਲੈਣਾ ਸੀ ਮਹਾਰਾਜ ਕਹਿੰਦੇ ਸਾਰੇ ਮੇਰੇ ਹੀ ਨੇ ਆਪੇ ਸਿੱਖੀ ਨੂੰ ਵਧਾਉਣਗੇ ਸਿੱਖੀ ਜਾਇਦਾਦ ਹੈ ਮੇਰੀ ਸਿੱਖੀ ਸਿੱਖੀ ਜਾਇਦਾਦ ਹੈ ਇਹ ਦੁੱਗਣੀ ਚੌਗਣੀ ਕਰ ਦੇਣਗੇ ਕਿੱਡੀਆਂ ਜ਼ਿੰਮੇਵਾਰੀਆਂ ਸਤਿਗੁਰਾਂ ਨੇ ਸਾਡੇ ਮੋਢਿਆਂ ਤੇ ਪਾਈਆਂ ਆਪਾਂ ਨਲਾਇਕ ਨਿਕਲੇ ਆਪਣੇ ਵਾਲੇ ਕਿਉਂ ਮਾਰਦੇ ਕਹਿੰਦੇ ਇਹ ਬਤਾਉਣਗੇ ਆ ਮੇਰੇ ਹੀ ਨੇ ਸਾਰੇ ਇਹ ਸਿੱਖੀ ਦਾ ਪ੍ਰਚਾਰ ਕਰਨਗੇ ਇਹ ਦਾੜੀਆਂ ਰੱਖਣਗੇ ਕੇਸ ਰੱਖਣਗੇ ਦੁਨੀਆ ਨੂੰ ਦੱਸਣਗੇ ਸਿੱਖੀ ਕੀ ਹੁੰਦੀ ਹੈ ਦੁਨੀਆ ਨੂੰ ਦੱਸਣਗੇ ਗੁਰੂ ਨਾਨਕ ਦੀ ਬਾਣੀ ਕੀ ਹੁੰਦੀ ਹੈ ਇਹ ਪੁੱਤਰ ਬਣ ਕੇ ਮੇਰੇ ਪੁੱਤਰ ਬਣ ਕੇ ਮੇਰੇ ਪੁੱਤਰ ਬਣ ਕੇ ਇਹ ਨਿਭਾਉਣਗੇ ਫਰਜ਼ ਆਪਾਂ ਨਲਾਇਕ ਨਿਕਲੇ ਅੱਜ ਤੇ ਸਿੱਖਾਂ ਦੇ ਮੁੰਡਿਆਂ ਨੂੰ ਕਹਿਣਾ ਪੈਂਦਾ ਯਾਰ ਦਾੜੀ ਰੱਖ ਲੈ ਕੇਸ ਰੱਖ ਲੈ ਪੱਗ ਬੰਨਿਆ ਕਰ ਭਰਾਵਾ ਸੋਹਣਾ ਲੱਗਦਾ ਯਾਰ ਪੱਗ ਬੰਨਿਆ ਕਰ ਅੱਜ ਕਹਿਣਾ ਪੈਂਦਾ ਆਪਾਂ ਤੇ ਗੁਰੂ ਦੇ ਲਾਇਕ ਪੁੱਤਰ ਬਣ ਕੇ ਹੋਰਾਂ ਨੂੰ ਬਣਾਉਣਾ ਸੀ ਆਪਾਂ ਤੇ ਹੋਰਾਂ ਨੂੰ ਦੱਸਦੇ ਆ ਸਿੱਖੀ ਆ ਵੇਖੋ ਸਿੱਖੀ ਕੌਣ ਬਣ ਜਾਏਗਾ ਗੁਰੂ ਗੋਬਿੰਦ ਸਿੰਘ ਵਰਗਾ ਫਿਰ ਇਦਾਂ ਹੀ ਚਲੇ ਗਏ ਨਾ ਜੋੜਾ ਏ ਨਾ ਘੋੜਾ ਏ ਨਾ ਬਾਜ ਏ ਨਾ ਸਿਰ ਤੇ ਚਰਨੀ ਦਿਸੇ ਨਾ ਮਖਮਲੀ ਜੋੜਾ ਜਵਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਇੱਕ ਸ੍ਰੀ ਸਾਹਿਬ ਸੀ ਉਹ ਵੀ ਬਿਨਾ ਮਿਆਨੋ ਇੱਕ ਤਲਵਾਰ ਸੀ ਕੋਲ ਨੰਗੀ ਤਲਵਾਰ ਬਿਨਾ ਮਿਆਨ ਤੋਂ ਰਾਹ ਵਿੱਚ ਕੰਡੇ ਵੱਜ-ਵੱਜ ਕੇ ਚਰਨਾ ਵਿੱਚ ਕੰਡੇ ਵੱਜ-ਵੱਜ ਕੇ ਖੂਨ ਸਿੰਮਦਾ ਰਿਹਾ ਝਾੜੀਆਂ ਵਿੱਚ ਅੜ ਅੜ ਕੇ ਚੋਲਾ ਪਾਟ ਗਿਆ ਜਾਮਾ ਪਾਟ ਗਿਆ ਪਜਾਮੀ ਪਾਈ ਹੋਈ ਕਈ ਥਾਵਾਂ ਤੋਂ ਪਾਟ ਗਈ ਵੱਡੇ ਵੱਡੇ ਕੰਡੇ ਚਰਨਾਂ ਵਿੱਚ ਖੁੱਭ ਗਏ ਸਤਿਗੁਰੂ ਚੱਲਦੇ ਚੱਲਦੇ ਚੱਲਦੇ ਚੱਲਦੇ ਆਏ ਫਿਰ ਬਹਿਲੋਲਪੁਰ ਪਿੰਡ ਵਿੱਚ ਬਹਿਲੌਲਪੁਰ ਪਿੰਡ ਵਿੱਚ ਸਤਗੁਰਾਂ ਦਾ ਇੱਕ ਮਸੰਦ ਰਹਿੰਦਾ ਹੈ ਪੂਰਨ ਮਸੰਦ ਉਹਦਾ ਨਾਮ ਉਹਨੇ ਕਈ ਵਾਰੀ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਘਰੇ ਚਰਨ ਪਾਇਓ ਘਰ ਆਇਆ ਜੇ ਸੱਚੇ ਪਾਤਸ਼ਾਹ ਸਤਿਗੁਰੂ ਕਹਿੰਦੇ ਆਵਾਂਗੇ ਟਾਈਮ ਦੇਾਂਗੇ ਕਦੇ ਸਮਾਂ ਬਣੇਗਾ ਆਵਾਂਗੇ ਅੱਜ ਸਤਿਗੁਰੂ ਕੁਦਰਤੀ ਉਸ ਪਿੰਡ ਵਿੱਚ ਆ ਕੇ ਕੁਦਰਤੀ ਖੇਡ ਇਦਾਂ ਦੀ ਸੀ ਪਿੰਡ ਦੇ ਬਾਰ-ਬਾਰ ਇੱਕ ਛੱਪੜ ਹੈ ਟੋਬਾ ਹੈ ਟੋਬੇ ਤੇ ਇੱਕ ਬ੍ਰਾਹਮਣ ਨਹਾਉਣ ਵਾਸਤੇ ਆਇਆ ਸੀ ਰਾਮ ਰਾਮ ਰਾਮ ਰਾਮ ਰਾਮ ਰਾਮ ਕਰਦਾ ਹੱਥ 'ਚ ਲਾਲਟੈਨ ਫੜੀ ਹੈ ਨਹਾਉਣ ਆਇਆ ਗੁਰੂ ਸਾਹਿਬ ਜੀ ਨੇ ਵੇਖ ਲਿਆ ਕਹਿੰਦੇ ਗੱਲ ਸੁਣ ਰਾਮ ਦੇ ਆ ਭਗਤਾ ਉਹ ਲਾਲਟੈਨ ਨਾਲ ਵੇਖਦਾ ਹੁਣ ਸਤਿਗੁਰਾਂ ਦੇ ਕਲਗੀ ਵੀ ਮਹਾਰਾਜ ਨੇ ਸੰਗਤ ਸਿੰਘ ਦੇ ਸੀਸ ਤੇ ਸਜਾਤ ਸੀ ਨਾਂ ਤੇ ਕਲਗੀ ਸੀ ਨਾ ਜੋੜਾ ਸੀ ਨਾ ਘੋੜਾ ਸੀ ਪਾਟੇ ਕੱਪੜੇ ਹੋਵੇ ਚਿੱਕੜ ਨਾਲ ਚਰਨ ਲਿਬੜੇ ਪਏ ਸੀ ਖੂਨ ਚੱਲਦਾ ਸੀ ਵੱਡੇ ਵੱਡੇ ਕੰਡੇ ਲੱਗੇ ਪਏ ਸੀ ਚਰਨਾਂ 'ਚ ਪਛਾਣ ਕੀ ਆਉਣੀ ਸੀ ਮਹਾਰਾ ਕਹਿੰਦੇ ਪਿੰਡ ਕਿਹੜਾ ਭਾਈ ਉਹ ਬ੍ਰਹਮਣ ਨੂੰ ਪੁੱਛਦੇ ਇਹ ਪਿੰਡ ਕਿਹੜਾ ਹੈ ਉਹ ਕਹਿੰਦਾ ਜੀ ਇਹ ਪਿੰਡ ਹੈ ਬਹਿਲੋਲਪੁਰ ਸਤਿਗੁਰੂ ਕਹਿੰਦੇ ਅੱਛਾ ਅੱਛਾ ਇੱਥੇ ਪੂਰਨ ਮਸੰਦ ਨਹੀਂ ਰਹਿੰਦਾ ਇੱਕ ਕਹਿੰਦਾ ਜੀ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਕ ਹੈ ਮਹਾਰਾਜ ਕਹਿੰਦੇ ਹਾਂ ਹਾਂਜੀ ਰਹਿੰਦਾ ਹੈ ਉਹਦੇ ਘਰ ਲੈ ਚੱਲੇਗਾ ਹਾਂ ਕਹਿੰਦਾ ਜੀ ਨਾ ਬਾਅਦ ਚਲੋ ਪਹਿਲਾਂ ਤੁਹਾਨੂੰ ਛੱਡ ਹੀ ਆਉਣਾ ਆਜੂ ਗੱਲੀ ਉਹਨੂੰ ਤਰਸ ਆ ਗਿਆ ਹਾਲ ਵੇਖ ਕੇ ਗੁਰੂ ਸਾਹਿਬ ਨੂੰ ਛੱਡਣ ਵਾਸਤੇ ਚਲਿਆ ਗਿਆ ਜਦੋਂ ਉਹਦੇ ਘਰ ਪਹੁੰਚੇ ਇਹ ਆਪ ਤੇ ਰਹਿੰਦਾ ਸੀ ਚਵਾਰਿਆਂ 'ਚ ਉੱਪਰ ਥੱਲੇ ਰੱਖੇ ਹੋਏ ਸੀ ਪਸ਼ੂ ਮੱਝਾਂ ਗਾਵਾਂ ਥੱਲੇ ਰੱਖੀਆਂ ਸੀ ਉੱਪਰ ਚਵਾਰਿਆਂ 'ਚ ਆਪ ਰਹਿੰਦਾ ਸੀ ਮੱਝਾਂ ਗਾਵਾਂ ਪਸ਼ੂਆਂ ਨੂੰ ਸਾਂਭਣ ਲਈ ਨੌਕਰ ਰੱਖਿਆ ਸੀ ਜਿਉਣਾ ਉਹਦਾ ਨਾਂ ਸੀ ਨੌਕਰ ਜਦੋਂ ਉੱਥੇ ਆਪਣੇ ਤੇ ਉਹਨੇ ਬੂਹਾ ਖੜਕਾਇਆ ਅੰਦਰੋਂ ਜਿਉਣੇ ਨੇ ਬੂਹਾ ਖੋਲਿਆ ਬ੍ਰਾਹਮਣ ਕਹਿੰਦਾ ਭਾਈ ਆ ਤੇਰੇ ਮਾਲਕ ਨੂੰ ਮਿਲਣ ਕੋਈ ਆਇਆ ਹੈ ਮੈਨੂੰ ਮਿਲ ਪਿਆ ਠੰਡ ਬਹੁਤ ਹੈ ਲੈ ਤੂੰ ਇਹਨੂੰ ਅੰਦਰ ਵਾੜ ਲੈ ਮੈਂ ਚੱਲਿਆ ਨਹਾਉਣ ਜਿਉਣੇ ਨੇ ਅੰਦਰ ਵਾੜ ਲਿਆ ਮਹਾਰਾਜ ਨੂੰ ਉਹ ਚੱਲਿਆ ਗਿਆ ਗੇਟ ਕਰਤਾ ਬੰਦ ਹਵੇਲੀ ਦਾ ਬੂਹਾ ਬੰਦ ਕਰਤਾ ਉਹਨੇ ਲਾਲਟੈਨ ਜਗਾਈ ਮਹਾਰਾਜ ਨੂੰ ਵੇਖਦਾ ਉਹਨੂੰ ਉਹਨੂੰ ਪਛਾਣ ਨਹੀਂ ਸੁਣਿਆ ਗੁਰੂ ਗੋਬਿੰਦ ਸਿੰਘ ਬਾਰੇ ਬਹੁਤ ਹੈ ਉਹਨੇ ਪਰ ਪਛਾਣ ਨਹੀਂ ਘਰ ਵਿੱਚ ਸਤਸੰਗ ਹੁੰਦਾ ਸੀ ਨੌਕਰ ਨੂੰ ਸਭ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਜਾਂਦੇ ਨੇ ਸਭ ਪਤਾ ਸੀ ਇਹ ਵੇਖਦਾ ਵੀ ਰੂਹ ਤੇ ਬੜੀ ਪਿਆਰੀ ਜੀ ਲੱਗਦੀ ਹੈ ਕੌਣ ਹੈ ਸਤਿਗੁਰੂ ਨੂੰ ਆਪਣੀ ਮੰਜੀ ਜਿਹੜੀ ਉਹਦੀ ਡੰਗਰਾਂ ਦੇ ਵਿੱਚ ਹੀ ਮੰਜੀ ਡਾਈ ਸੀ ਉਹਦੇ ਤੇ ਬਾ ਲਿਆ ਜਿੱਤੇ ਤੋਂ ਸੁੱਤਾ ਉੱਠਿਆ ਸੀ ਉਸੇ ਮੰਜੀ ਤੇ ਮਹਾਰਾਜ ਇੱਥੇ ਬਹਿ ਜਾਓ ਜੀ ਲੈ ਗਏ ਕਹਿੰਦਾ ਜੀ ਦੱਸੋ ਕੀ ਸੇਵਾ ਕਰੀਏ ਮਹਾਰਾਜ ਕਹਿੰਦੇ ਭਾਈ ਤੂੰ ਆਪਣੇ ਉਹਨੂੰ ਪੂਰਨ ਮਸੰਦ ਨੂੰ ਸੱਦ ਕਹਿੰਦਾ ਜੋ ਤੇ ਸੁੱਤੇ ਪਏ ਨੇ ਆਰਾਮ ਕਰਦੇ ਨੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ ਭਾਈ ਅਜੇ ਸੁੱਤਾ ਹੀ ਪਿਆ ਜਾ ਸੱਤ ਕਹਿੰਦਾ ਜੀ ਸੱਤ ਸੱਤ ਤੇ ਲੈਨੇ ਆ ਪਹਿਲਾਂ ਐ ਤੇ ਦੱਸੋ ਵੀ ਕੌਣ ਆਇਆ ਕੀ ਕਹੀਏ ਜਾ ਕੇ ਵੀ ਕੌਣ ਆਇਆ ਨਾਂ ਦੱਸੋ ਐਡਰੈਸ ਦੱਸੋ ਪਤਾ ਦਿਓ ਗੁਰੂ ਜੀ ਨੂੰ ਦੱਸਣਾ ਪਿਆ ਕਹਿੰਦੇ ਜਾ ਜਾ ਕੇ ਕਹੇ ਵੀ ਆਨੰਦਪੁਰ ਤੋਂ ਗੋਬਿੰਦ ਸਿੰਘ ਆਇਆ ਗੋਬਿੰਦ ਸਿੰਘ ਇੱਕਦਮ ਉਹ ਹੈਰਾਨ ਜਿਹਾ ਹੋਇਆ ਉਦੋਂ ਸੁਣਿਆ ਸੀ ਬਾਜਾਂ ਤਾਜਾਂ ਵਾਲੇ ਰਾਜਿਆਂ ਦੇ ਰਾਜੇ ਐਦਾਂ ਫੌਜਾਂ ਵਾਲੇ ਹਾਥੀ ਫੌਜਾਂ ਘੋੜੇ ਨਾਲ ਹੁੰਦੇ ਨੇ ਆਨੰਦਪੁਰ ਐਡਾ ਕਿਲਾ ਸਾਰਾ ਕੁਝ ਪਤਾ ਸੀ ਇਹਨੂੰ ਕਹਿੰਦਾ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕੋਈ ਨਹੀਂ ਪੁੱਛਿਆ ਮਹਾਰਾਜ ਕਹਿੰਦੇ ਹਾਂ ਜਦੋਂ ਇੰਨੀ ਗੱਲ ਸੁਣੀ ਠਠੰਬਰ ਗਿਆ ਉੱਥੇ ਹੀ ਸਤਿਗੁਰਾਂ ਦੇ ਲਿਬੜਿਆਂ ਦੇ ਚਰਨਾਂ ਉੱਤੇ ਹੀ ਇਹਨੇ ਸਿਰ ਰੱਖਤਾ ਚਿੱਕੜ ਦੇ ਲਿਬੜਿਆਂ ਫਟਾਫਟ ਕੱਪੜਾ ਲਿਆ ਸਾਫ਼ ਕਰਦਾ ਚਰਨ ਕੰਡੇ ਕੱਢਦਾ ਖੂਨ ਚੱਲਦਾ ਵੇਖਦਾ ਛੇਤੀ ਛੇਤੀ ਧੂਣੀ ਬਾਲਤੀ ਅੱਗ ਬਾਲਤੀ ਲੱਕੜ ਰੱਖਤੀ ਉੱਤੇ ਲਓ ਮਰਗ ਹੱਥ ਸੇਕੋ ਪੈਰ ਠੰਡ ਬਹੁਤ ਠੰਡ ਹੈ ਹੀ ਜ਼ਿਆਦਾ ਫਿਰ ਭੱਜਿਆ ਛੇਤੀ ਛੇਤੀ ਮੈਂ ਪੂਰਨ ਮਸੰਦ ਨੂੰ ਸੱਦ ਕੇ ਲਿਆਉਣਾ ਜੀ ਮਾਲਕ ਆਪਣੇ ਨੂੰ ਦੌੜਿਆ ਉੱਤੇ ਛੱਤ ਤੇ ਚੜ ਗਿਆ ਪੌੜੀਆਂ ਚੜਿਆ ਜਾ ਕੇ ਬੂਹਾ ਖੜਕਾਵੇ ਛੇਤੀ ਬੂਹਾ ਖੋਲੋ ਛੇਤੀ ਬੂਹਾ ਖੋਲੋ ਅੰਦਰੋਂ ਬਾਹਰ ਨਿਕਲਿਆ ਕੀ ਹੋ ਗਿਆ ਜਿਉਣਿਆ ਸਵੇਰੇ ਸਵੇਰੇ ਰੌਲਾ ਪਾਤਾ ਉਹ ਕੱਪੜੇ ਪਾਉਂਦਾ ਬਾਹਰ ਨੂੰ ਆਵੇ ਕਹਿੰਦੇ ਛੇਤੀ ਥੱਲੇ ਚੱਲ ਕਹਿੰਦੇ ਥੱਲੇ ਚੱਲਦੇ ਆ ਪਹਿਲਾਂ ਟਿਕ ਸਾਹ ਲੈ ਗੱਲ ਦੱਸ ਹੋਇਆ ਕੀ ਹੈ ਕਹਿੰਦਾ ਥੱਲੇ ਗੁਰੂ ਗੋਬਿੰਦ ਸਿੰਘ ਆਏ ਗੁਰੂ ਗੋਬਿੰਦ ਸਿੰਘ ਥੱਲੇ ਆਏ ਨੇ ਜੀ ਛੇਤੀ ਚੱਲੋ ਠੰਡ ਬਹੁਤ ਹੈ ਚਰਨ ਲਿਬੜੇ ਪਏ ਐ ਪੰਜਾਬੀ ਪਾਟੀ ਪਈ ਐ ਚੋਲਾ ਪਾਟਿਆ ਪਿਆ ਵੱਡੇ ਵੱਡੇ ਕੰਡੇ ਉਹਨਾਂ ਦੇ ਚਰਨਾਂ ਵਿੱਚ ਲੱਗੇ ਹੋਏ ਨੇ ਕਹਿੰਦੇ ਬੜੀ ਠੰਡ ਐ ਛੇਤੀ ਆ ਜਾਓ ਇਹ ਥੱਲੇ ਨਹੀਂ ਉਤਰਿਆ ਖੜ ਗਿਆ ਪੂਰਨ ਮਸੰਦ ਉੱਥੇ ਹੀ ਕਰ ਨਾ ਤੈਨੂੰ ਕੀ ਕਹਿੰਦੇ ਆ ਕੇ ਕਹਿੰਦੇ ਮਿਲਣਾ ਲੈ ਕੇ ਕੌਣ ਆਇਆ ਕਹਿੰਦੇ ਉਹ ਬ੍ਰਾਹਮਣ ਲੈ ਕੇ ਆਇਆ ਨਾਲ ਕੌਣ ਹੈ ਕਹਿੰਦੇ ਇਕੱਲੇ ਹੀ ਜੋੜਾ ਘੋੜਾ ਕੁਛ ਨਹੀਂ ਇੱਕ ਸ੍ਰੀ ਸਾਹਿਬ ਹੱਥ 'ਚ ਉਹਦੇ ਵੀ ਮਿਆਨ ਨਹੀਂ ਲੰਗੀ ਇੱਕੋ ਸ੍ਰੀ ਸਾਹਿਬ ਹੈ ਬਸ ਅੱਛਾ ਕਹਿੰਦਾ ਜੀ ਛੇਤੀ ਲਿਆਓ ਰਜਾਈ 'ਚ ਭਾਓ ਗਰਮ ਗਰਮ ਦੁੱਧ ਪਿਆਓ ਸੇਵਾ ਕਰੀਏ ਛੇਤੀ ਛੇਤੀ ਲਿਆਓ ਉੱਪਰ ਲਿਆਓ ਜਾ ਕੇ ਬੇਨਤੀ ਕਰੋ ਉੱਤੇ ਲਿਆਓ ਬਿਸਤਰੇ 'ਚ ਭਾਓ ਨਾਲ ਕੋਈ ਨਹੀਂ ਕਹਿੰਦੇ ਕੋਈ ਕੱਲੇ ਹੀ ਨੇ ਕੱਲੇ ਹੀ ਥੋੜਾ ਚਿਰ ਤੇ ਸੋਚਦਾ ਰਿਹਾ ਤੈਨੂੰ ਆ ਕੇ ਕੀ ਪੁੱਛਿਆ ਕਹਿੰਦੇ ਜੀ ਤੁਹਾਡੇ ਬਾਰੇ ਪੁੱਛਿਆ ਤੂੰ ਕੀ ਕਿਹਾ ਮੈਂ ਕਿਹਾ ਮੈਂ ਸੱਦ ਕੇ ਲਿਆਉਣਾ ਉੱਤੇ ਹੀ ਨਹੀਂ ਕਹਿੰਦਾ ਕਮਲਿਆ ਤੂੰ ਇਹ ਕਹਿ ਦੇਣਾ ਸੀ ਮੈਂ ਘਰ ਹੀ ਨਹੀਂ ਤੂੰ ਇਹ ਕਿਉਂ ਕਿਹਾ ਮੈਂ ਘਰੇ ਜਾ ਹੁਣ ਥੱਲੇ ਜਾ ਕੇ ਕਹਿ ਦੇ ਸਿੱਧਾ ਹੀ ਕਹਿ ਦੇ ਹੁਣ ਵੀ ਸਾਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਜੇ ਦਰਸ਼ਨ ਕਰਨੇ ਹੋਣਗੇ ਅਨੰਦਪੁਰ ਆ ਜਾਾਂਗੇ ਸਾਡੇ ਘਰੋਂ ਹੁਣੇ ਬਾਹਰ ਸਾਡੇ ਘਰੋਂ ਨਿਕਲ ਜਾਓ ਤੇ ਵੇਖੋ ਆ ਵੱਡੇ ਵੱਡੇ ਸੋਹਣੇ ਘਰ ਨੇ ਆਪਾਂ ਅੱਜ ਜੋ ਸੁੱਖ ਸਹੂਲਤਾਂ ਉਹਨਾਂ ਕਰਕੇ ਨੇ ਉਹ ਕਿੰਨੇ ਦੁੱਖ ਉਹਨਾਂ ਨੇ ਸਾਡੇ ਲਈ ਕੱਲੇ ਆ ਉਹ ਜਦੋਂ ਇੰਨੀ ਗੱਲ ਕਹੀ ਜਿਉਣੇ ਨੂੰ ਜਿਉਣਾ ਤੇ ਰੋਣ ਲੱਗ ਪਿਆ ਕਹਿੰਦਾ ਜੀ ਐ ਨਾ ਕਰੋ ਇੱਕ ਵਾਰੀ ਚਾਹ ਪਾਣੀ ਤੇ ਦੁੱਧ ਤੇ ਪਿਆ ਦਿਓ ਇੱਕ ਵਾਰੀ ਕੱਪੜੇ ਬਸਤਰ ਤੇ ਬਦਲਾ ਦਈਏ ਆਪਾਂ ਇੱਕ ਵਾਰੀ ਤੇ ਲੈ ਆਓ ਕਹਿੰਦਾ ਨਾ ਨਾ ਹੁਣੇ ਹੀ ਕਹਿ ਦੇ ਖਤਰਾ ਆ ਜਾਣਾ ਹੈ ਸਰਕਾਰ ਇਹਨਾਂ ਦੇ ਪਿੱਛੇ ਲੱਗੀ ਫਿਰਦੀ ਹੈ ਖਤਰਾ ਹੈ ਉਹ ਤੇ ਨਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੁੰਦੇ ਸਕੇ ਹੈ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾਵਤ ਨੇ ਫਿਰ ਤੇ ਖੜਦਾ ਹੀ ਕੋਈ ਕੋਈ ਹੈ ਯਾਰੀ ਪਰ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਤਲਵਾਰਾਂ ਦੀ ਉਹ ਪਤਾ ਤੇ ਲੱਗਦਾ ਹੀ ਉਦੋਂ ਹੁੰਦਾ ਆ ਪਿੱਛੇ ਜੇ ਜਦੋਂ ਰੌਲਾ ਪਿਆ ਸੀ ਨਾ ਬਕੂਰੇ ਸਾਡੇ ਦੀਵਾਨ ਲਵਾ ਲਏ ਇੱਕ ਬੰਦੇ ਨੇ ਬਾਹਰੋਂ ਆ ਗਿਆ ਮੈਂ ਦੀਵਾਨ ਲਵਾਉਣੇ ਨੇ ਮੈਂ ਉਹਨੂੰ ਕਿਹਾ ਚਲੋ ਡੇਟ ਦੇ ਦਿੱਤੀ ਪਹਿਲਾਂ ਨਹੀਂ ਦਿੱਤੀ 6 ਮਹੀਨੇ ਦੀ ਉਧਰੋਂ ਰੌਲਾ ਚੱਲ ਪਿਆ ਤੇ ਕਮਾਲ ਦੀ ਗੱਲ ਉਹਨੂੰ ਕੋਈ ਖਤਰਾ ਨਹੀਂ ਸੀ ਖਤਰਾ ਕੋਈ ਨਹੀਂ ਸੀ ਲਾਸਟ ਦੀਵਾਨ ਹੈ ਉਹਦੇ ਮੈਂ ਪਿੰਡ 'ਚ ਗਿਆ ਸਟੇਜ ਤੇ ਨਹੀਂ ਆਇਆ ਦੀਵਾਨ 'ਚ ਨਹੀਂ ਆਇਆ ਲੁਕਦਾ ਫਿਰਦਾ ਰਿਹਾ ਕਹਿੰਦਾ ਜੇ ਮੈਂ ਸਟੇਜ ਤੇ ਆ ਗਿਆ ਕਿਤੇ ਮੈਨੂੰ ਕੋਈ ਖਤਰਾ ਹੀ ਨਾ ਪੈ ਜਾਵੇ ਕਹਿੰਦਾ ਜੇ ਮੈਂ ਸਰੂਪਾ ਪਾਤਾ ਤੁਹਾਨੂੰ ਕਿਤੇ ਮੈਨੂੰ ਨਾ ਘੇਰ ਲੈਣ ਲੱਗਾ ਕਹਿੰਦਾ ਕਿਤੇ ਮੈਨੂੰ ਖਤਰਾ ਹੀ ਨਾ ਪੈ ਜਾਵੇ ਐਦਾਂ ਦੇ ਲੋਕ ਹੁੰਦੇ ਨੇ ਤੁਰਨ ਵਾਲੇ ਲੱਖਾਂ ਹੋਣਗੇ ਖੜਨ ਵਾਲਾ ਕੋਈ ਕੋਈ ਨਹੀਂ ਤੁਰਨ ਵਾਲੇ ਤੇ ਲੱਖਾਂ ਹੀ ਹੁੰਦੇ ਨੇ ਪਰ ਖੜਦਾ ਕੋਈ ਕੋਈ ਹੁੰਦਾ ਹੈ ਪਤਾ ਤੇ ਲੱਗਦਾ ਹੀ ਉਦੋਂ ਹੈ ਜਦੋਂ ਕੋਈ ਸਮਾਂ ਬਣ ਜੇ ਤੇ ਮੈਨੂੰ ਉਹ ਮਿਲ ਕੇ ਨਹੀਂ ਗਿਆ ਮੁੜ ਕੇ ਆਇਆ ਸਪੈਸ਼ਲ ਸੀ ਪ੍ਰੋਗਰਾਮ ਕਰਾਉਣ ਮੈਂ ਪ੍ਰੋਗਰਾਮ ਕਰਕੇ ਆਇਆ ਉਹਦੇ ਪਰ ਬਾਹਰ ਦੀ ਬਾਹਰ ਹੀ ਨਿਕਲ ਗਿਆ ਉੱਥੋਂ ਜਾ ਕੇ ਫੋਨ ਕੀਤਾ ਕਹਿੰਦਾ ਮੈਂ ਵਾਪਸ ਵੀ ਆ ਗਿਆ ਮੈਂ ਕਿਹਾ ਤੈਨੂੰ ਹੋ ਕੀ ਗਿਆ ਕਹਿੰਦਾ ਮੈਨੂੰ ਦਰਜਾ ਲੱਗਦਾ ਸੀ ਵੀ ਕਿਤੇ ਕੋਈ ਚੱਕਰ ਹੀ ਨਾ ਪੈ ਜਾਵੇ ਮੈਂ ਕਿਹਾ ਤੈਨੂੰ ਐਵੇਂ ਹੀ ਚੱਕਰ ਆਈ ਜਾਂਦੇ ਨੇ ਤੈਨੂੰ ਕਾਹਦਾ ਚੱਕਰ ਪੈਣਾ ਤੂੰ ਕੋਈ ਪਾਪ ਕੀਤਾ ਹੈ ਤੇ ਜਾਂ ਕੋਈ ਅਸੀਂ ਪਾਪ ਕੀਤਾ ਕੋਈ ਮਾੜਾ ਕੰਮ ਕੀਤਾ ਜਿਹਦੇ ਕਰਕੇ ਤੈਨੂੰ ਫਸ ਜਾਏਗਾ ਵੀ ਅਸੀਂ ਕੋਈ ਗਲਤ ਕੰਮ ਕੀਤਾ ਤਾਂ ਦੱਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ ਉਹਦੇ ਕਰਕੇ ਤੇ ਕੋਈ ਵੀ ਬੋਲ ਸਕਦਾ ਖੜ ਸਕਦਾ ਹੈ ਤੇ ਕੋਈ ਗੱਲ ਹੀ ਨਹੀਂ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਅਜੇ ਤੱਕ ਲੱਭੇ ਨਹੀਂ ਦੋਸ਼ੀ ਸੀਬੀਆਈ ਕੋਲ ਜਾਂਚ ਹੈ ਸਰਕਾਰ ਇਹੀ ਕਹਿੰਦੀ ਹੈ ਸੀਬੀਆਈ ਕੋਲ ਜਾਂਚ ਹੈ ਸੋ ਇਸ ਕਰਕੇ ਪਤਾ ਤੇ ਦੁੱਖ ਵੇਲੇ ਲੱਗਦਾ ਕਹਿੰਦੇ ਹੁਣੇ ਹੀ ਜਾਓ ਜੀ ਸਾਡੇ ਘਰੋਂ ਬਾਹਰ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਹੁਣੇ ਹੀ ਜਾਓ ਜਿਉਣਾ ਥੱਲੇ ਨੂੰ ਤੁਰਿਆ ਆਵੇ ਉਹਨੇ ਬੂਹਾ ਬੰਦ ਕਰ ਲਿਆ ਫਟਾਫਟ ਅੰਦਰ ਵੜ ਕੇ ਗੁਰੂ ਨੂੰ ਸਾਹਮਣੇ ਉਹਨੇ ਬੂਹਾ ਬੰਦ ਕਰ ਲਿਆ ਜਿਉਣਾ ਥੱਲੇ ਨੂੰ ਤੁਰਿਆ ਆਵੇ ਹੁਣ ਮੈਂ ਕਿਵੇਂ ਕਵਾਂ ਵੀ ਜਾਓ ਜਿਉਣਾ ਕਹਿੰਦਾ ਮੈਂ ਤੇ ਫਸ ਗਿਆ ਮੈਂ ਕਿੱਦਾਂ ਕਵਾਂ ਥੱਲੇ ਨੂੰ ਤੁਰਿਆ ਆਵੇ ਹੌਲੀ ਹੌਲੀ ਤੇ ਗੁਰੂ ਸਾਹਿਬ ਕਹਿੰਦੇ ਮਹਾਰਾਜ ਨੇ ਉੱਚੀ ਸਾਰੀ ਕਹਿੰਦੇ ਜਿਉਣਿਆ ਆ ਜਾ ਆ ਜਾ ਓਏ ਆ ਜਾ ਭਾਈ ਮੈਂ ਸਾਰਾ ਕੁਝ ਹੀ ਸੁਣ ਲਿਆ ਓਏ ਜਿਉਣ ਜੋਗਿਆ ਜਿਉਣਿਆ ਆ ਜਾ ਆ ਜਾ ਸੁਣ ਲਿਆ ਮੈਂ ਸਾਰਾ ਕੁਝ ਹੀ ਆ ਜਾ ਫੇਰ ਉਹ ਜਦੋਂ ਮਹਾਰਾਜ ਕੋਲ ਆਇਆ ਕਹਿੰਦਾ ਮਹਾਰਾਜ ਮੈਂ ਗਰੀਬ ਆ ਮੇਰੇ ਕੋਲ ਹੈ ਹੀ ਕੱਖ ਨਹੀਂ ਮੇਰੇ ਕੋਲ ਤੇ ਆਪਣਾ ਹੀ ਘਰ-ਬਾਰ ਨਹੀਂ ਮੈਂ ਤੇ ਇਹਦੇ ਰਹਿਣਾ ਇੱਥੇ ਰੋਟੀ ਖਾਣਾ ਇੱਥੇ ਡੰਗਰਾਂ 'ਚ ਸੌਂ ਜਾਣਾ ਅੱਜ ਮੈਨੂੰ ਬਹੁਤ ਦੁੱਖ ਹੈ ਵੀ ਜੇ ਮੇਰਾ ਕੋਈ ਛੱਪਰੀ ਵੀ ਹੁੰਦੀ ਮੈਂ ਤੁਹਾਨੂੰ ਉਹਦੇ 'ਚ ਲੈ ਜਾਣਾ ਸੀ ਮੇਰੇ ਕੋਲ ਤੇ ਹੈ ਹੀ ਕੁਝ ਨਹੀਂ ਹੁਣ ਗਰੀਬ ਹੈ ਸ਼ਰਧਾ ਬਹੁਤ ਹੈ ਦਿਲ ਬੜਾ ਵੱਡਾ ਹੈ ਦਿਲ ਵੱਡਾ ਹੈ ਕਹਿੰਦਾ ਹੈ ਹੀ ਕੱਖ ਨਹੀਂ ਜੀ ਮੇਰੇ ਕੋਲ ਨਾਲੇ ਰੋਵੇ ਮਾਰੇ ਕਹਿੰਦੇ ਚੰਗਾ ਜਿਉਣਿਆ ਤੁਰਨ ਲੱਗੇ ਖੂ ਲਾਉਣ ਵਾਸਤੇ ਟਿੰਡਾਂ ਪਈਆਂ ਸੀ ਘਰ ਖੂ ਲਾਉਣਾ ਹੈ ਅਜੇ ਟਿੰਡਾਂ ਲਿਆਂਦੀਆਂ ਨੇ ਇੱਕ ਟਿੰਡ ਚੁੱਕੀ ਉਹ ਪੀਪੇ ਵਰਗੀ ਹੁੰਦੀ ਹੈ ਖੁੱਲਾ ਮੂੰਹ ਹੁੰਦਾ ਹੈ ਉਹਦੇ ਆਲੇ ਦੁਆਲੇ ਰੱਸੀ ਬੰਨਤੀ ਵਿੱਚ ਅੱਗ ਪਾਤੀ ਅੱਗ ਲੱਕੜ ਪਾਤੀ ਕਹਿੰਦਾ ਜੀ ਸੇਕ ਹੈ ਇਹਨੂੰ ਫੜ ਕੇ ਨਾਲ ਲੈ ਜਾਓ ਜਿੱਥੇ ਕਿ ਤੱਕ ਜਾਂਦੀ ਹੈ ਚਲੋ ਸੇਕ ਤੇ ਮਿਲਦਾ ਰਹੂ ਠੰਡ ਬਹੁਤ ਉਹ ਜਿਉਣੇ ਦੀ ਦਿੱਤੀ ਹੋਈ ਲੱਕੜ ਮਰਦ ਨੇ ਮੋੜਿਆ ਨਹੀਂ ਟਿੰਡ ਹੱਥ 'ਚ ਫੜ ਕੇ ਹੀ ਲੈ ਗਏ ਚਲ ਜਿਉਣੇ ਨੇ ਪਿਆਰ ਨਾਲ ਉਹੀ ਉਸ ਤੋਂ ਬਾਅਦ ਫਿਰ ਮਾਛੀ ਵੜ ਦੇ ਜੰਗਲ 'ਚ ਜਾਂਦੇ ਨੇ ਅੱਗ ਬੁਝ ਗਈ ਸੀ ਕੰਡਿਆਂ ਦੀ ਸੇਜ ਸੀ ਉਸੇ ਟਿੰਡ ਨੂੰ ਮਰਦ ਨੇ ਸਰਾਣੇ ਥੱਲੇ ਰੱਖ ਲਿਆ ਜਿਹੜੀ ਜਿਉਣੇ ਦੀ ਦਿੱਤੀ ਹੋਈ ਸੀ ਉਸੇ ਟਿੰਡ ਨੂੰ ਸਰਾਣੇ ਥੱਲੇ ਰੱਖ ਲਿਆ ਫਿਰ ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ ਸਾਰਾ ਪਰਿਵਾਰ ਫਿਰ ਮਹਾਰਾਜ ਸਰਸਾਦ ਉੱਥੇ ਵਾਹਿਗੁਰੂ ਮਾਚੀ ਬਾੜੇ ਦੇ ਕੰਡਿਆਂ ਦੀ ਸੇਜ ਵਿਛਾ ਕੇ ਹੁਣ ਬੇਨਤੀ ਕੀ ਕਰਦਾ ਸੀ ਜਦੋਂ ਅਸੀਂ ਗੁਰਬਾਣੀ ਨਾਲ ਜੁੜ ਜਾਂਦੇ ਆ ਨਾ ਜੀ ਫਿਰ ਬਾਹਰਲੇ ਦੁੱਖ ਸੁੱਖ ਤੇ ਚੱਲਦੇ ਰਹਿਣਗੇ ਪਰ ਮਨ ਇੰਨਾ ਆਨੰਦ ਚ ਰਹੇਗਾ ਮੁੜ ਕੇ ਮਾੜਾ ਦਿਨ ਨਹੀਂ ਆਉਂਦਾ ਕੀ ਸਾਡੀ ਜ਼ਿੰਦਗੀ 'ਚ ਗੁਰਬਾਣੀ ਨਾਲ ਜੁੜ ਕੇ ਉਸ ਤੋਂ ਬਾਅਦ ਕੋਈ ਮਾੜਾ ਦਿਨ ਆਊ ਨਾ ਜਿਹੋ ਜਿਹਾ ਮਰਜ਼ੀ ਸਮਾਂ ਆਵੇ ਅੰਦਰ ਚੜ੍ਹਦੀ ਕਲਾ 'ਚ ਰਹੇਗਾ ਤੈਨੂੰ ਮਾੜਾ ਦਿਨ ਨਹੀਂ ਲੱਗਣਾ ਅੰਦਰ ਵਾਲੀ ਚੜ੍ਹਦੀ ਕਲਾ ਕੋਈ ਖੋ ਨਹੀਂ ਸਕਦਾ ਅੰਦਰ ਵਾਲਾ ਆਨੰਦ ਕੋਈ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਮਹਾ ਆਨੰਦ ਬਣਿਆ ਰਹਿਣਾ ਕੰਨਿਆਂ ਦੀ ਸੇਜ ਵਿਛਾ ਕੇ ਪਏ ਫਿਰ ਤੁਹਾਨੂੰ ਪਤਾ ਹੀ ਹੈ ਦਇਆ ਸਿੰਘ ਹੋਣੀ ਆਏ ਗੁਰੂ ਗੋਬਿੰਦ ਸਿੰਘ ਦਾ ਹਾਲ ਵੇਖ ਕੇ ਫਿਰ ਦਇਆ ਸਿੰਘ ਹੋਣਾ ਨੇ ਭੁੱਬ ਨਿਕਲ ਗਈ ਸੱਚੇ ਪਾਤਸ਼ਾਹ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਬੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪਕੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਰ ਨਾ ਚਾਨਣਾ ਲਲ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾ ਵਿੱਚ ਰਹਿਣ ਵਾਲਿਆ ਪਾਤਸ਼ਾਹ ਕੰਡਿਆਂ ਦੀ ਸੇਜ ਤੇ ਕਿਵੇਂ ਪੈ ਗਏ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾ ਮਿੱਤਰੇ ਕੰਡਿਆਂ ਤੇ ਕਿਵੇਂ ਸੌਂ ਗਏ ਮੈਂ ਵੀ ਸੂਲ ਸਾਂ ਸੂਲਾ ਵਿੱਚ ਸੂਲਾ ਵਾਂਗੂ ਸੂਲਾ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੋਂ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਆਓ ਪੰਜ ਪਿਆਰਿਆਂ ਨੇ ਆਉਣਾ ਸੰਗਤ ਬੈਠੀ ਰਵੇ ਭਾਈ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ 104 ਪ੍ਰਾਨੀ ਗੁਰੂ ਕੇ ਜਹਾਜ਼ੇ ਚੜੇ ਆ ਜਦੋਂ ਜਕਾਰਾ ਲੱਗੇ ਸੰਗਿਓ ਨਾ ਇੱਕੋ ਵਾਰੀ ਬਾਵਾ ਖੜੀਆਂ ਕਰਿਓ ਜ਼ਰੂਰ ਬੋਲੋ ਜਿਹੜੇ ਵੀਰ ਭਰਾ ਭੈਣਾ ਰਹਿੰਦੇ ਨੇ ਹੌਲੀ ਹੌਲੀ ਗੁਰੂ ਵਾਲੇ ਬਣ ਜਾਣ ਜਿਹੜੇ ਬਣੇ ਹੋਏ ਹੋ ਭਾਈ ਬਾਣੀ ਪੜ੍ਹਨੀ ਸ਼ੁਰੂ ਕਰੋ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰੋ ਘਰਾਂ ਦੇ ਵਿੱਚ ਸਹਿਜ ਪਾਠ ਰੱਖੋ ਗੂੰਜਾਂ ਪੈਣ ਖੰਡੇ ਖੜਕਾਓ ਗੁਰਬਾਣੀ ਦਾ ਹੀ ਪ੍ਰਵਾਹ ਚੱਲੇ ਦਿਨ ਰਾਤ ਸੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਧਾਈਆਂ ਵੇਖੋ ਹੁਣ ਅੰਮ੍ਰਿਤ ਸੰਚਾਰ ਕੱਲ ਡਬਲ ਮਾਈਂਡਡ ਜੇ ਹੋਏ ਨਾਲੇ ਪ੍ਰਬੰਧਕ ਵੀ ਵਿੱਚ ਹੀ ਵੀ ਆਪਾਂ ਰਹਿਣੀ ਜੋ ਉੱਥੇ ਹੀ ਲੈ ਆਵਾਂਗੇ ਸਦੇ ਉਸ ਪਰਮੇਸ਼ਰ ਦੁਆਰੀ ਆ ਜਾਣਗੇ ਨਾਮ ਹੀ ਕੋਈ ਨਹੀਂ ਆਇਆ ਤੇ ਵੇਖੋ ਰੱਖ ਲਿਆ ਤੇ ਆਪੇ ਹੀ ਹੋ ਵੀ ਗਏ 113 104 ਪ੍ਰਾਨੀ ਹੋ ਗਏ ਵੇਖੋ ਐਦਾਂ ਹੀ ਹੌਲੀ ਹੌਲੀ ਪ੍ਰੇਰਣਾ ਨਾਲ ਜੇ ਦੀਵਾਨ 2 ਲੱਗ ਜਾਂਦੇ 200 ਤੱਕ ਪਹੁੰਚ ਜਾਣੇ ਸੀ ਜੇ ਅੱਜ ਵਾਲਾ ਦੀਵਾਨ ਦੂਜਾ ਹੁੰਦਾ ਕੱਲ ਨੂੰ ਲਾਸਟ ਹੁੰਦਾ ਕੱਲ ਤੱਕ 200 ਹੋ ਜਾਣੇ ਸੀ ਐਦਾਂ ਹੀ ਲੱਗਣ ਲੱਗਦੀ ਹੈ ਭਾਈ ਸੋ ਬਹੁਤ ਬਹੁਤ ਵਧਾਈਆਂ ਹੋਣ ਅੰਮ੍ਰਿਤ ਛਕਣ ਵਾਲਿਓ ਚੜ੍ਹਦੀ ਕਲਾ ਵਿੱਚ ਜੀਵਨ ਬਣਾ ਕੇ ਰੱਖਿਓ ਪਿੰਡ ਵਾਲਿਆਂ ਨੂੰ ਵੀ ਕਹਾਂਗਾ ਵੀ 2 ਮਹੀਨਿਆਂ ਬਾਅਦ ਉੱਥੋਂ ਪਰਮੇਸ਼ਰ ਦਵਾਰ ਤੋਂ ਜਥਾ ਲੈ ਆਇਆ ਕਰੋ ਗੁਰਦੁਆਰਾ ਤੁਹਾਡਾ ਦਰਬਾਰ ਵੱਡਾ ਥੱਲੇ ਹਾਲ ਬਣਿਆ ਇਹਦੇ ਵਿੱਚ ਜਥੇ ਤੋਂ 2 ਮਹੀਨਿਆਂ ਬਾਅਦ ਕੀਰਤਨ ਕਰਾਇਆ ਰਾਤ ਦਾ ਪ੍ਰੋਗਰਾਮ ਕੋਈ ਰੱਖ ਲਿਆ ਕਰੋ ਸ਼ਨੀ ਐਤਵਾਰ ਨਾ ਹੋਵੇ ਕਿਉਂਕਿ ਜਥੇ ਸਾਰੇ ਪਾਸੇ ਜਾਂਦੇ ਨੇ ਤੇ 2 ਕੁ ਮਹੀਨਿਆਂ ਬਾਅਦ ਪ੍ਰੋਗਰਾਮ ਕਰਾਇਆ ਕਰੋ 2 ਘੰਟੇ ਕਥਾ ਵੀ ਕਰਨ ਕੀਰਤਨ ਵੀ ਕਰਨ ਤਾਂ ਜੋ ਲਗਨ ਲੱਗੀ ਰਵੇ ਆ ਜਿਹੜੇ ਅੰਮ੍ਰਿਤ ਛਕਦੇ ਨੇ ਕਾਇਮ ਰਹਿਣ ਉਹਦਾ ਕੋਈ ਖਰਚਾ ਨਹੀਂ ਤੁਸੀਂ ਬਸ ਜਥਾ ਮੰਗਾ ਲਿਆ ਕਰੋ ਖਰਚਾ ਕੋਈ ਨਹੀਂ ਪ੍ਰੋਗਰਾਮ ਕਰਾਇਆ ਕਰੋ 2 ਘੰਟੇ ਬਹਿ ਕੇ ਦਰਬਾਰ ਦੇ ਵਿੱਚ ਹੀ ਸਾਰਾ ਪਿੰਡ ਇਕੱਠਾ ਹੋਵੇ 2 ਘੰਟੇ ਕਥਾ ਕੀਰਤਨ ਕਰਨ 2 ਮਹੀਨਿਆਂ ਬਾਅਦ ਵਾਰੀ ਨਾਲ ਜਥਾ ਲੈ ਕੇ ਆਇਆ ਕਰੋ ਇਹ ਸਾਡੇ ਮੀ 2 ਮਹੀਨਿਆਂ ਬਾਅਦ ਬਦਲ ਬਦਲ ਕੇ ਜਥੇ ਉੱਥੋਂ ਭੇਜਾਂਗੇ ਇਹ ਜ਼ਰੂਰ ਪ੍ਰਵਾਹ ਚਲਾਓ ਭਾਈ ਲਗਨ ਲੱਗੀ ਰਵੇ ਇਹ ਰੰਗ ਲੱਗਿਆ ਰਵੇ ਅੱਜ ਇਹਦੀ ਬਹੁਤ ਲੋੜ ਹੈ ਅੱਜ ਇਹਦੀ ਬਹੁਤ ਲੋੜ ਹੈ ਸੋ ਸਤਿਗੁਰ ਨਾਲ ਜੁੜ ਕੇ ਐਸੇ ਭਲੇ ਦਿਨ ਆਉਂਦੇ ਨੇ ਕਿ ਮੁੜ ਕੇ ਕੋਈ ਦੁੱਖ ਨੇੜੇ ਹੀ ਨਹੀਂ ਆਉਂਦਾ ਦੁੱਖ ਆਉਣਗੇ ਜਾਣਦਾ ਹੀ ਨਹੀਂ ਬੰਦਾ ਦੁੱਖ ਆਇਆ ਸਰੀਰ ਤੇ ਸੁਰਤ ਦੇ ਨੇੜੇ ਨਹੀਂ ਜਾਂਦਾ ਦੁੱਖ ਸੁਰਤ ਤੇ ਸ਼ਬਦ ਨਾਲ ਜੁੜੀ ਹੈ ਸੁਰਤ ਤੱਕ ਤੇ ਪਹੁੰਚਦਾ ਹੀ ਨਹੀਂ ਸਰੀਰ ਨੂੰ ਦੁੱਖ ਆਈ ਜਾਂਦੇ ਨੇ ਘਰ ਵਿੱਚ ਆਈ ਜਾਂਦੇ ਨੇ ਪਰ ਸੁਰਤ ਤੱਕ ਕੋਈ ਚੀਜ਼ ਨਹੀਂ ਪਹੁੰਚਦੀ ਕਿਉਂਕਿ ਅੰਦਰ ਤੇ ਥਾਂ ਗੁਰੂ ਨੂੰ ਦਿੱਤਾ ਹੋਇਆ ਹੈ ਸੁਰਤ ਤੇ ਸ਼ਬਦ ਨਾਲ ਜੁੜੀ ਹੋਈ ਹੁੰਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਕੰਡਿਆਂ ਦੀ ਸੇਜ ਵਿਛਾ ਕੇ ਵੀ ਕਹਿੰਦੇ ਨੇ ਇੱਥੇ ਹੀ ਆਨੰਦ ਹੈ ਸਿੰਘ ਪਹੁੰਚੇ ਸੱਚੇ ਪਾਤਸ਼ਾਹ ਹੁਕਮ ਕੀ ਹੈ ਸਾਡੇ ਲਈ ਮਾਰ ਕਹਿੰਦੇ ਇਸ਼ਨਾਨ ਕਰਨਾ ਫਿਰ ਸਾਡੇ ਲਈ ਕਹਿੰਦੇ ਮਹਾਰਾਜ ਹੁਕਮ ਕੀ ਹੈ ਸੱਚੇ ਪਾਤਸ਼ਾਹ ਕਹਿੰਦੇ ਇਸ਼ਨਾਨ ਕਰਨਾ ਫਿਰ ਗੁਲਾਬੇ ਪੰਜਾਬੇ ਦੇ ਖੂਹ ਤੇ ਨਹਾਉਣ ਵਾਸਤੇ ਇਸ਼ਨਾਨ ਕਰਨ ਲਈ ਲੈ ਕੇ ਗਏ ਜਦੋਂ ਸਤਿਗੁਰੂ ਇਸ਼ਨਾਨ ਕਰਨ ਵਾਸਤੇ ਜਾ ਰਹੇ ਨੇ ਤੁਰਨ ਲੱਗੇ ਮਾਨ ਸਿੰਘ ਤੁਰਿਆ ਨਹੀਂ ਗੁਰੂ ਸਾਹਿਬ ਤੋਂ ਗਿਆ ਚਰਨਾਂ 'ਚ ਕੰਡੇ ਵੱਜੇ ਹੋਣ ਕਰਕੇ ਸਰੀਰ ਕਮਜ਼ੋਰ ਹੋ ਗਿਆ ਤੁਰਿਆ ਨਹੀਂ ਗਿਆ ਫਿਰ ਮਾਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੋਢਿਆਂ ਤੇ ਚੁੱਕਿਆ ਕੰਧਾੜੇ ਚੁੱਕ ਲਿਆ ਮੋਢਿਆਂ ਤੇ ਜਦੋਂ ਮੋਢਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੁੱਕ ਲਿਆ ਚੁੱਕ ਕੇ ਲੈ ਕੇ ਜਦੋਂ ਖੂਹ ਤੇ ਪਹੁੰਚਿਆ ਤੇ ਰੋਵੇ ਕਹਿੰਦਾ ਮਹਾਰਾਜ ਆ ਹਾਲ ਗੁਰੂ ਗੋਬਿੰਦ ਸਿੰਘ ਕਹਿੰਦੇ ਮਾਨ ਸਿਆ ਧੰਨੋ ਭਾਈ ਅੱਜ ਤੈਨੂੰ ਮੈਨੂੰ ਮੋਢਿਆਂ ਤੇ ਚੁੱਕਣਾ ਪਿਆ ਧੰਨੋ ਕਿੱਡੇ ਜਿਗਰੇ ਨੇ ਤੁਹਾਡੇ ਤੁਹਾਨੂੰ ਵੀ ਕਿੰਨੇ ਕਿੰਨੇ ਦੁੱਖ ਝੱਲਣੇ ਪੈਂਦੇ ਆ ਤੇ ਮਾਨ ਸਿੰਘ ਹੱਥ ਜੋੜ ਕੇ ਖੜ ਗਿਆ ਕਹਿੰਦਾ ਸੱਚੇ ਪਾਤਸ਼ਾਹ ਜਿੱਦਣ ਦੇ ਤੇਰੇ ਦਰ ਤੇ ਆਏ ਆ ਬੈ ਹੋ ਗਏ ਆ ਬੈ ਆਪਣੇ ਤਨ ਮਨ ਕਰਕੇ ਤੁਹਾਨੂੰ ਬੈ ਕਰਤਾ ਆਪਣੇ ਆਪ ਨੂੰ ਬੈ ਕਰਤਾ ਕਬਜ਼ਾ ਹੀ ਲੈਣਾ ਜਿੱਦਣ ਮਰਜ਼ੀ ਲੈ ਲਿਓ ਆਖੋ ਸਤਨਾਮ ਬਸ ਸਰੀਰ ਤੁਹਾਡਾ ਹੈ ਇਹ ਤੇ ਜਿੱਦਣ ਜੀ ਕਰੇ ਤੁਸੀਂ ਹੁਕਮ ਕਰ ਦਿੰਦੇ ਆਨੰਦਪੁਰ ਸਾਹਿਬ ਖਾਓ ਗੋਲੀ ਅਸੀਂ ਉੱਥੇ ਵੀ ਤਿਆਰ ਸੀ ਤੁਸੀਂ ਸਰਸਾ ਦੇ ਕੰਢੇ ਕਹਿ ਦਿੰਦੇ ਜੰਗ ਕਰਦੇ ਉੱਥੇ ਵੀ ਤਿਆਰ ਸੀ ਚਮਕੌਰ ਦੀ ਗੜੀ 'ਚ ਕਹਿੰਦੇ ਚਲੋ ਬਈ ਅਸੀਂ ਉੱਥੇ ਵੀ ਤਿਆਰ ਸੀ ਚਲੋ ਅੱਜ ਤੱਕ ਤੁਸੀਂ ਸਾਨੂੰ ਨਾਲ ਲੈ ਲਿਆ ਜਿੱਦਣ ਜੀ ਕਰੇਗਾ ਜਿੱਦਣ ਦਿਲ ਕਰੇ ਉਦੋਂ ਇਸ਼ਾਰਾ ਕਰ ਦਿਓ ਚੱਲ ਬਈ ਟੁਕੜੇ ਟੁਕੜੇ ਹੋ ਜਾਾਂਗੇ ਤੁਹਾਡੇ ਲਈ ਅਸੀਂ ਤੇ ਬੈ ਹੋ ਗਏ ਬੈ ਇਦਾਂ ਦੇ ਸਿੰਘ ਸੀ ਗੁਰੂ ਗੋਬਿੰਦ ਸਿੰਘ ਦੇ ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਨੂੰ ਕਰਦੇ ਸੀ ਵੇਖੋ ਫਿਰ ਗੁਲਾਬੇ ਪੰਜਾਬੇ ਹੋਣੀ ਖੂਹ ਤੋਂ ਘਰ ਲੈ ਗਏ ਮਹਾਰਾਜ ਨੂੰ ਇੱਕ ਦਿਨ ਰੱਖਿਆ ਅਗਲੇ ਦਿਨ ਹੀ ਥਾਲ ਲੈ ਆਂਦਾ ਖੇਸ ਰੱਖ ਕੇ ਪੈਸੇ ਉੱਤੇ ਤੇ ਕਹਿੰਦੇ ਲਓ ਸੱਚੇ ਪਾਤਸ਼ਾਹ ਮਾਰ ਕਹਿੰਦੇ ਇਹਦਾ ਅਰਥ ਤੇ ਇਹ ਹੈ ਵੀ ਚੱਲ ਜੀਏ ਤੁਹਾਡੇ ਘਰ ਆਉਣ ਅਰਥ ਤੇ ਦਾ ਇਹੀ ਹੈ ਵੀ ਤੁਹਾਡੇ ਘਰੋਂ ਚਲੇ ਜਾਈਏ ਕਹਿੰਦੇ ਜੀ ਜੋ ਮਰਜ਼ੀ ਸਮਝ ਲਓ ਕੰਮ ਬਹੁਤ ਔਖਾ ਹੈ ਬਾਹਰ ਤੁਹਾਨੂੰ ਲੱਭਦੇ ਫਿਰਦੇ ਨੇ ਫਿਰ ਗਨੀ ਖਾਨ ਤੇ ਨਬੀ ਖਾਨ ਮੁਸਲਮਾਨ ਨੇ ਇਹ ਆ ਗਏ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਕੋਲ ਘੋੜੇ ਖਰੀਦਣ ਵੇਚਣ ਵਾਸਤੇ ਜਾਂਦੇ ਰਹੇ ਆ ਵਪਾਰੀ ਸੀ ਬਹਾਨੇ ਨਾਲ ਅਸੀਂ ਆਨੰਦਪੁਰ ਸਾਹਿਬ ਜਾਂਦੇ ਵੀ ਰਹੇ ਆ ਦਰਸ਼ਨ ਵੀ ਕਰਦੇ ਰਹੇ ਆ ਗੁਲਾਬਾ ਪੰਜਾਬਾ ਤੁਹਾਡੇ ਮਸੰਦ ਸੇਵਾਦਾਰ ਰਹੇ ਨੇ ਪਰ ਅਸੀਂ ਤੇ ਉਦਾਂ ਜਦੋਂ ਘੋੜੇ ਖਰੀਦਣ ਵੇਚਣ ਜਾਂਦੇ ਸੀ ਸੰਗਤ ਵਿੱਚ ਵੀ ਬਹਿ ਜਾਂਦੇ ਸੀ ਜਾ ਕੇ ਸੱਚੇ ਪਾਤਸ਼ਾਹ ਸਾਨੂੰ ਪਤਾ ਹੈ ਤੁਸੀਂ ਕੀ ਹੋ ਸਾਨੂੰ ਤੁਹਾਡੇ ਨਾਲ ਪਿਆਰ ਹੈ ਟੁਕੜੇ ਟੁਕੜੇ ਭਾਵੇਂ ਹੋ ਜਾਈਏ ਤੁਹਾਡੇ ਤੱਕ ਦੁਸ਼ਮਣ ਨੂੰ ਨਹੀਂ ਪਹੁੰਚਣ ਦਿੰਦੇ ਸਾਡੇ ਘਰ ਚਲੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਭਾਈ ਜਿਨ੍ਹਾਂ ਨੂੰ ਭਾਵਨਾ ਬਖਸ਼ਣੀ ਗੁਰੂ ਸਾਹਿਬ ਐਸੀ ਕਿਰਪਾ ਉਹਨਾਂ ਉੱਤੇ ਗੁਰੂ ਸਾਹਿਬ ਨੇ ਕੀਤੀ ਰੰਗ ਲਾ ਦਿੱਤੇ ਕਿਰਪਾ ਕੀਤੀ ਆ ਉਹਨਾਂ ਦਾ ਨਾਮ ਹੈ ਇਤਿਹਾਸ ਵਿੱਚ ਉਹਦੇ ਘਰ ਗੁਰੂ ਸਾਹਿਬ ਰਹੇ ਬਾਹਰ ਪਹਿਰੇ ਤੇ ਬੈਠੇ ਰਹੇ ਤੇ ਕਹਿੰਦੇ ਨੇ ਜਦੋਂ ਗੁਲਾਬਾ ਵਾਹਿਗੁਰੂ ਗਨੀ ਖਾਂ ਤੇ ਨਬੀ ਖਾਂ ਚੜਾਈ ਕਰਕੇ ਨਾ ਇਹ ਦਫਨਾਉਂਦੇ ਨੇ ਮੁਸਲਮਾਨ ਇਹਨਾਂ ਨੇ ਪਤਾ ਕੀ ਕਿਹਾ ਕਹਿੰਦੇ ਸਾਨੂੰ ਸਾਡੇ ਘਰ 'ਚ ਹੀ ਦਫਨਾ ਦਿਓ ਕਹਿੰਦੇ ਕਿਉਂ ਕਹਿੰਦੇ ਇੱਥੇ ਗੁਰੂ ਗੋਬਿੰਦ ਸਿੰਘ ਦੇ ਚਰਨ ਪਏ ਸੀ ਅਸੀਂ ਜਿਉਂਦੇ ਇੱਥੇ ਪਹਿਰੇ ਤੇ ਬੈਠੇ ਸੀ ਵੀ ਮਹਾਰਾਜ ਸਾਡੇ ਘਰ ਨੇ ਅੰਦਰ ਅਸੀਂ ਗੇਟ ਅੱਗੇ ਬੈਠੇ ਆ ਕਹਿੰਦੇ ਮਰਨ ਤੋਂ ਬਾਅਦ ਸਾਨੂੰ ਇੱਥੇ ਗੇਟ ਅੱਗੇ ਹੀ ਦੱਬ ਦਿਓ ਸਾਨੂੰ ਇਦਾਂ ਹੀ ਲੱਗੇਗਾ ਵੀ ਅਸੀਂ ਇੱਥੇ ਹੀ ਬੈਠੇ ਆ ਗੁਰੂ ਦੇ ਪਹਿਰੇ ਵਿੱਚ ਐਸੇ ਐਸੇ ਪਿਆਰ ਵਾਲੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਜਿਨ੍ਹਾਂ ਤੇ ਬਖਸ਼ਿਸ਼ ਹੋਣੀ ਹੈ ਇਦਾਂ ਹੋ ਜਾ ਤਾਂ ਕਰਕੇ ਭਾਈ ਇਹ ਸਾਨੂੰ ਸਿਖਾਇਆ ਹੈ ਕੰਡਿਆਂ ਦੀਆਂ ਸੇਜਾਂ ਤੇ ਪੈ ਕੇ ਵੀ ਮਾਰ ਕਹਿੰਦੇ ਆਨੰਦ ਚ ਪਰ ਨਿਤਨੇਮ ਨਹੀਂ ਛੱਡਣਾ ਗੁਰਬਾਣੀ ਨਹੀਂ ਪੜ੍ਹਨੀ ਛੱਡਣੀ ਇਸ ਕਰਕੇ ਭਾਈ ਜਦੋਂ ਤੋਂ ਗੁਰੂ ਨਾਲ ਜੁੜੇ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਹੁਣ ਕਹਿੰਦੇ ਬੇਫਿਕਰੀਆਂ ਹੋ ਗਈਆਂ ਹਾਂਜੀ ਅਬ ਮੋਹੇ ਰਾਮ ਜਸੋ ਮਨ ਗਾਇਓ ਪਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਗੁਰ ਪੂਰਾ ਪਾਇਓ ਪ੍ਰਕਾਸ਼ ਹੋ ਗਿਆ ਅੰਦਰ ਚਾਨਣ ਹੋ ਗਿਆ ਹਰ ਵੇਲੇ ਮਨ ਉਹਦਾ ਜਸ ਗਾਉਂਦਾ ਰਹਿੰਦਾ ਕਿਉਂ ਕਿਉਂਕਿ ਪੂਰੇ ਸਤਿਗੁਰੂ ਦਾ ਹੁਣ ਮਲਾਪ ਹੋ ਗਿਆ ਹੁਣ ਅਕਲ ਆ ਗਈ ਭਲੇ ਦੇ ਨਾਲ ਹਾਂਜੀ ਗੁਣ ਨਿਦਾਨ ਰਿਤ ਪੀਤਰ ਵਸਿਆ ਤਾਂ ਦੁਖ ਪਰਮ ਤੋਂ ਭਾਗਾ ਗੁਣਾ ਦਾ ਖਜ਼ਾਨਾ ਉਹ ਗੁਣੀ ਨਿਧਾਨ ਮੇਰੇ ਹਿਰਦੇ ਦੇ ਵਿੱਚ ਵਸ ਗਿਆ ਹੁਣ ਕੋਈ ਦੁੱਖ ਭਰਮ ਸਭ ਨਿਕਲ ਗਏ ਭੱਜ ਗਏ ਐਵੇਂ ਹੁਣ ਵਹਿਮ ਭਰਮ ਨਹੀਂ ਕਰਦੇ ਵੀ ਉੱਥੇ ਮੱਥਾ ਟੇਕ ਲੋ ਉੱਥੇ ਮੱਥਾ ਟੇਕ ਲੋ ਨਗ ਪਾ ਲੋ ਧਾਗੇ ਪਾ ਲੋ ਸੱਪਾਂ ਨੂੰ ਜਾ ਜਾ ਕੇ ਬਾਬੇ ਬਣਾਓ ਕਹਿੰਦੇ ਹੁਣ ਕੋਈ ਦੁੱਖ ਨਹੀਂ ਸਭ ਨਿਕਲ ਗਏ ਸੁਰਤ ਸ਼ਬਦ ਨਾਲ ਜੁੜ ਗਈ ਸੁਰਤ ਗਿਆਨ ਨਾਲ ਜੁੜ ਗਈ ਸਭ ਭਰਮ ਮਨ ਦੇ ਖਤਮ ਹੋ ਗਏ ਹਾਂਜੀ ਭਈ ਪ੍ਰਾਪਤ ਵਸਤੂ ਅਗੋਚਰ RAM ਨਾਮ ਰੰਗ ਲਾਗਾ ਪਰਮਾਤਮਾ ਨਾਲ ਮਨ ਲੱਗ ਗਿਆ ਉਹ ਅਗੋਚਰ ਵਸਤੂ ਹੈ ਜਿਹੜੀ ਇੰਦਰੀਆਂ ਤੋਂ ਪਰੇ ਆ ਪਰਮਾਤਮਾ ਉਹ ਫੀਲ ਹੋਣ ਲੱਗ ਪਿਆ ਉਹਦੇ ਨਾਲ ਸਾਂਝ ਬਣ ਗਈ ਪਰਮਾਤਮਾ ਨਾਲ ਪਿਆਰ ਪੈ ਗਿਆ ਰੰਗ ਲੱਗ ਗਿਆ ਕਿਉਂਕਿ ਪੂਰਾ ਸਤਿਗੁਰੂ ਮਿਲ ਪਿਆ ਹਾਂਜੀ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਸੋਗ ਲੋਭ ਮੋਹ ਥਾਕਾ ਖਤਮ ਹੋ ਗਏ ਚਿੰਤਾ ਚਿੰਤ ਅਚਿੰਤਾ ਸੋਚ ਅਸੋਚਾ ਬੇਫਿਕਰੀਆਂ ਹੋ ਗਈਆਂ ਬਸ ਕੋਈ ਸੋਚ ਨਹੀਂ ਰਹੀ ਹੁਣ ਕੋਈ ਚਿੰਤਾ ਨਹੀਂ ਰਹੀ ਬੇਫਿਕਰੀ ਹੋ ਗਈ ਚਿੰਤ ਅਚਿੰਤਾ ਸੋਚ ਅਸੋਚਾ ਕੋਈ ਸੋਚ ਨਹੀਂ ਕੋਈ ਚਿੰਤਾ ਨਹੀਂ ਸਭ ਬੇਫਿਕਰੀ ਹੋ ਗਈ ਲੋਭ ਮੋਹ ਸਭ ਕੁਝ ਖਤਮ ਹੋ ਗਿਆ ਜਦੋਂ ਤੋਂ ਗੁਰੂ ਦੇ ਗਿਆਨ ਨਾਲ ਜੁੜੇ ਬਾਣੀ ਨਾਲ ਜੁੜੇ ਹਾਂਜੀ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪੈ ਬਿਬਾਕਾ ਹਉਮੈ ਦਾ ਰੋਗ ਵੀ ਖਤਮ ਹੋ ਗਿਆ ਤੇ ਜਮਾ ਵਾਲੇ ਪਾਸੋਂ ਅਸੀਂ ਬਿਬਾਕ ਹੋ ਗਏ ਨਿਡਰ ਹੋ ਗਏ ਹੁਣ ਨਹੀਂ ਡਰ ਲੱਗਦਾ ਜਮ ਆ ਜਾਣਗੇ ਐ ਹੋ ਜੂ ਆ ਹੋ ਜੂ ਨਾ ਮਰਨ ਵਾਲੇ ਜਮਾਂ ਦੀ ਤੇ ਗੱਲ ਹੀ ਛੱਡੋ ਜਿਉਂਦਿਆਂ ਦੇ ਜਿਹੜੇ ਜੰਮ ਚਿੰਬੜੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਇਹਦੇ ਵੱਲੋਂ ਵੀ ਬੇਬਾਕ ਹੋ ਗਏ ਹਾਂਜੀ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਗੁਰੂ ਦੀ ਟਹਿਲ ਗੁਰੂ ਦੀ ਸੇਵਾ ਵਿੱਚ ਲੱਗ ਗਏ ਆ ਤੇ ਗੁਰੂ ਦੇ ਭਾਣੇ ਵਿੱਚ ਚੱਲਦੇ ਆ ਹੁਣ ਹੁਣ ਮਿਹਰ ਹੋਈ ਏ ਗੁਰੂ ਦੇ ਭਾਣੇ ਵਿੱਚ ਉਹਦੀ ਆਗਿਆ ਮਿੱਠੀ ਲੱਗਣ ਲੱਗ ਪਈ ਹਾਂਜੀ ਕੋਹ ਨਾਨਕ ਜਿਨ ਤੇ ਕਾਟੇ ਤਿਸ ਗੁਰ ਕੈ ਕੁਰਬਾਨੀ ਉਸ ਗੁਰੂ ਤੋਂ ਕੁਰਬਾਨ ਜਾਈਏ ਕੁਰਬਾਨ ਹੋਈਏ ਜਿਹਦੇ ਕਰਕੇ ਅਸੀਂ ਜਮਾਂ ਦੀਆਂ ਫਾਈਆਂ ਸਾਡੀਆਂ ਕੱਟੀਆਂ ਗਈਆਂ ਐਵੇਂ ਧੱਕੇ ਖਾਂਦੇ ਦਰਦਰ ਤੇ ਭਟਕਦੇ ਫਿਰਦੇ ਸੀ ਐਸੀ ਅਕਲ ਆਈ ਜਬ ਤੇ ਦਰਸ਼ਨ ਪੇਟੇ ਸਾਧੂ ਭਲੇ ਦੇ ਭਲੇ ਦੇ ਨਾਲ ਇਸ ਕਰਕੇ ਭਾਈ ਸੰਗਤ ਨੂੰ ਬੇਨਤੀ ਹੈ ਵੀ ਗੁਰਬਾਣੀ ਨਾਲ ਜੁੜੋ ਗੁਰਮਖੋ ਸੱਪਾਂ ਨੂੰ ਬਾਬੇ ਨਾ ਬਣਾਓ ਕਦੇ ਕਿਸੇ ਨੂੰ ਮੱਥਾ ਟੇਕਦੇ ਫਿਰਦੇ ਆ ਕਦੇ ਕਿਤੇ ਸਾਡਾ ਬਾਬਾ ਕੌਣ ਹੈ ਜੀ ਕਿੰਨਾ ਚਾਜ ਆ ਚੜਦਾ ਮਨ ਨੂੰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਦੀਪ ਸਿੰਘ ਬਾਬਾ ਜਰਨੈਲ ਸਿੰਘ ਕਿੰਨਾ ਸੋਹਣਾ ਲੱਗਦਾ ਬਾਬਾ ਕਹਿਣ ਨੂੰ ਵੀ ਕੀ ਕਰਦਾ ਸਵਾਦ ਜਿਹਾ ਹੁੰਦਾ ਬਾਬਾ ਕਹਿਣ ਤੇ ਜੇ ਆਪਾਂ ਕਹੀਏ ਸੱਪ ਸਾਡਾ ਬਾਬਾ ਮੱਥਾ ਟੇਕੀਏ ਜਾ ਕੇ ਵੀ ਸੱਪ ਬਾਬਾ ਬੀਬੀਆਂ ਬਹੁਤੇ ਮੱਥੇ ਟੇਕਦੀਆਂ ਨੇ ਤੇ ਜੇ ਸੱਪ ਬਾਬਾ ਜੀ ਦਰਸ਼ਨ ਦੇ ਜਾਣ ਫੇਰ ਫਿਰ ਬੀਬੀਆਂ ਖੜੀਆਂ ਹੁੰਦੀਆਂ ਨੇ ਉੱਤੇ ਡਾਂਗ ਉਹ ਮੁੰਡਾ ਮਾਰਦਾ ਹੁੰਦਾ ਉਹਨੂੰ ਆ ਹਿੱਲਦਾ ਹੈ ਜੇ ਥੋੜਾ ਜਿਹਾ ਚੰਗੀ ਤਰ੍ਹਾਂ ਫੇਰ ਦੀ ਸਿਰੀ ਤੇ ਨਾਲੇ ਦੇਖੋ ਬਾਬੇ ਨੂੰ ਮੱਥਾ ਵੀ ਬੀਬੀਆਂ ਹੀ ਟੇਕਦੀਆਂ ਨੇ ਇਹੋ ਜਿਹਾ ਨੂੰ ਬਾਬਾ ਕਿਉਂ ਕਹਿਣਾ ਭਾਈ ਸਾਡੇ ਬਾਬੇ ਇਹ ਨਹੀਂ ਇਸ ਕਰਕੇ ਆ ਸਾਡੇ ਬਾਬੇ ਹੀ ਨੇ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਇਹਨਾਂ ਦੇ ਬਚਨ ਮੰਨੋ ਇਹਨਾਂ ਦੇ ਬਚਨ ਮੰਨ ਕੇ ਹੀ ਸਾਡਾ ਭਲਾ ਹੋਣਾ ਸਭ ਵਹਿਮ ਭਰਮ ਘਰਾਂ ਚੋਂ ਕੱਢ ਦੋ ਘਰ ਘਰ ਸਹਿਜ ਪਾਠ ਕਰੋ ਭਾਈ ਘਰ ਘਰ ਸਹਿਜ ਪਾਠ ਕਰੋ ਪੋਥੀਆਂ ਲਿਆਓ ਗੁਰਬਾਣੀ ਦਾ ਪਹਿਰਾ ਲਾ ਦਿਓ ਘਰਾਂ ਦੇ ਵਿੱਚ ਖੰਡੇ ਖੜਕਾਇਆ ਕਰੋ ਪੂਰੇ ਬੀਬੀਓ ਜਿੰਨੀਆਂ ਪੜੀਆਂ ਲਿਖੀਆਂ ਦੋ ਭਾਗ ਲਿਓ ਦੋ ਭਾਗ ਮਿਲਦੇ ਨੇ ਗੁਰਦੁਆਰੇ ਉਹ ਦੋ ਭਾਗ ਦੁਖਨਵਾਰਨ ਤੋਂ ਖਰੀਦ ਲਿਓ ਮੰਗਾਓ ਪਹਿਲਾ ਭਾਗ ਦੂਜਾ ਭਾਗ ਚਾਰ ਭਾਗ ਵੀ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਗੁਰਦੁਆਰਾ ਸਾਹਿਬ ਜਾ ਕੇ ਕੜਾ ਪ੍ਰਸ਼ਾਦ ਕਰਾ ਕੇ ਅਰਦਾਸ ਕਰਾਓ ਸੱਚੇ ਪਾਤਸ਼ਾਹ ਸਹਿਜ ਪਾਠ ਆਰੰਭ ਕਰਨ ਲੱਗੇ ਆ ਕਿਰਪਾ ਰੱਖਿਓ ਫਿਰ ਜਿੱਥੇ ਕਿਤੇ ਪੰਜ ਅੰਗ ਪੜ ਲਏ 10 ਪੜ ਲਏ ਫਿਰ ਨਿਸ਼ਾਨੀ ਲਾਤੀ ਜੇ 10 ਅੰਗ ਪੜਨੇ ਹੋਣ ਨਾ ਤੇ ਜ਼ਿਆਦਾ ਤੋਂ ਜ਼ਿਆਦਾ 20 ਮਿੰਟ ਚਾਹੀਦੇ ਚਲੋ ਬਹੁਤ ਪਿਆਰ ਨਾਲ ਪੜ ਇੱਕ ਘੰਟੇ 'ਚ ਪੜ ਦੇਗਾ ਅੱਧਾ ਘੰਟਾ ਕੱਢ ਲੈ ਪੰਜ ਅੰਗ ਪੜ ਬਸ ਪੰਜ ਪੰਜ ਹੀ ਬਹੁਤ ਨੇ ਤੂੰ ਦੋ ਹੀ ਪੜਦੇ ਛੱਡ ਤੂੰ ਦੋ ਪੜਦਿਆ ਕਰ ਆਰਾਮ ਨਾਲ ਪੜਿਆ ਕਰ ਦੋ ਅੰਗ ਪੜੋ ਫਿਰ ਲਿਖ ਦੋ ਵੀ ਮੈਂ ਹੁਣ ਕਾਪੀ ਲਾ ਲੈ ਕੋਲ ਉਹਦੇ ਵਿੱਚ ਨਹੀਂ ਰੱਖਣਾ ਕੁਝ ਪੋਤੀ ਦੇ ਵਿੱਚ ਨਹੀਂ ਨਿਸ਼ਾਨੀ ਲਾਉਣੀ ਉਹਦੇ ਲਿਖ ਲਿਆ ਕਰੋ ਵੀ ਦੋ ਅੰਗ ਹੋ ਗਏ ਫਿਰ ਚਾਰ ਹੋ ਗਏ ਫਿਰ ਨਿਸ਼ਾਨੀ ਲਾਤੀ ਫਿਰ ਜਿੱਦਣ ਭੋਗ ਪਾਉਣਾ ਹੈ ਉਦੋਂ ਫੇਰ ਗੁਰਦੁਆਰੇ ਜਾਓ ਭਾਈ ਖਾਨ ਸਹਿਜ ਪਾਠ ਪੂਰਾ ਕਰ ਲਿਆ ਹੁਣ ਭੋਗ ਪਾ ਕੇ ਉੱਥੇ ਗ੍ਰੰਥੀ ਸਿੰਘ ਨੂੰ ਕਹੋ ਅਰਦਾਸ ਕਰ ਦਵੇ ਜਾਂ ਆਪ ਹੀ ਕਰ ਦਿਓ ਅਰਦਾਸ ਆਪ ਹੀ ਕਰ ਗੁਰਦੁਆਰੇ ਉਦੋਂ ਹੀ ਅਰਦਾਸ ਕਰਕੇ ਪਹਿਲੇ ਸਹਿਜ ਪਾਠ ਦਾ ਭੋਗ ਪਵਾ ਦਿਆ ਕਰੋ ਅਗਲਾ ਆਰੰਭ ਕਰ ਦਿਆ ਕਰੋ ਨਾਲ ਦੀ ਨਾਲ ਹੀ ਅਗਲਾ ਆਰੰਭ ਕਰ ਸਾਲ ਵਿੱਚ ਫੇਰ ਭੋਗ ਪਾਓ ਅਗਲੇ ਸਾਲ ਫੇਰ ਜੇ ਤੁਹਾਡੇ ਜਿਵੇਂ ਬੱਚਿਆਂ ਦੇ ਜਨਮ ਦਿਨ ਨੇ ਆਪਣੇ ਬੱਚੇ ਦੇ ਜਨਮ ਦਿਨ ਵਾਲੇ ਦਿਨ ਭੋਗ ਪਾ ਲੈ ਉਦੋਂ ਹੀ ਆਰੰਭ ਕਰਦੇ ਅਗਲੇ ਸਾਲ ਫੇਰ ਪਾ ਲੈ ਨਾਲੇ ਜਨਮ ਦਿਨ ਮਨਾ ਆ ਆ ਤੇ ਗੱਲ ਹੈ ਨਾ ਕੋਈ ਅਰਦਾਸ ਕਰ ਖੁਸ਼ੀ ਖੁਸ਼ੀ ਆਪਣੇ ਬੱਚਿਆਂ ਦੇ ਜਨਮ ਦਿਨ ਦੇ ਸਹਿਜ ਪਾਠ ਆਪ ਕਰਿਆ ਕਰੋ ਜਿੰਨੀਆਂ ਬੀਬੀਆਂ ਪੜੀਆਂ ਲਿਖੀਆਂ ਨੇ ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ ਸਾਲ ਲਾ ਦਿਆ ਕਰੋ ਕੋਈ ਗੱਲ ਨਹੀਂ ਇੱਕ ਸਾਲ ਚ ਭੋਗ ਪਾਇਆ ਕਰੋ ਤੇ ਜਿਹੜੇ ਬਹੁਤ ਵਧੀਆ ਤੇਜ਼ ਕਰ ਸਕਦੇ ਨੇ ਉਹ ਭਾਵੇਂ ਹਰ ਮਹੀਨੇ ਭੋਗ ਪਾਇਆ ਕਰੋ ਪਰ ਘਰਾਂ 'ਚ ਦੋ ਪੋਥੀਆਂ ਲੈ ਆਓ ਦੋ ਭਾਗ ਲੈ ਆਓ ਭਾਈ ਬਾਣੀ ਦਾ ਪਹਿਰਾ ਲਾਓ ਹੋਰ ਅਪੀ ਕੋਈ ਸੱਪਾਂ ਨੂੰ ਕੋਈ ਮੜੀਆਂ ਨੂੰ ਕੋਈ ਕਬਰਾਂ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ ਕਿਸੇ ਨੂੰ ਨਹੀਂ ਮੰਨਣਾ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਿਸੇ ਨੂੰ ਨਹੀਂ ਮੰਨਣਾ ਬਸ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਲੜ ਲੱਗਣਾ ਹੈ ਇਹ ਧਿਆਨ ਰੱਖਣਾ ਸੋ ਸਾਰੀ ਸੰਗਤ ਨੇ ਦੂਰੋਂ ਨੇੜੋਂ ਪਹੁੰਚ ਕੇ ਹਾਜ਼ਰੀਆਂ ਭਰੀਆਂ 4 ਹੀ ਵਜੇ ਨੇ ਅੱਜ ਵੈਸੇ ਹੀ ਹਨੇਰਾ ਜਾ ਹੋ ਗਿਆ ਵਜੇ ਅਜੇ 4 ਹੀ ਨੇ ਗਾਲ ਨਾ ਕਰੋ 4 ਕੀ ਵਜੇ ਨੇ ਭਾਈ ਹੁਣ ਅੱਜ ਵੇਖੋ ਠੰਡ ਹੋ ਗਈ ਕਈ ਅੱਜ ਔਖੇ ਨੇ ਠੰਡ ਹੋ ਗਈ ਕੱਲ ਗਰਮੀ ਸੀ ਕਈ ਕੱਲ ਔਖੇ ਸੀ ਕੱਲ ਛਾਂ ਲੱਭਦੇ ਫਿਰਦੇ ਸੀ ਆਪਾਂ ਤੇ ਔਖੇ ਹੀ ਰਹਿਣਾ ਮੈਨੂੰ ਲੱਗਦਾ ਹੈ ਲੱਛਣ ਸਾਡੇ ਹੈ ਹੀ ਇਦਾਂ ਦੇ ਮਾੜੀ ਜੀ ਗਰਮੀ ਹੋ ਜਾਂਦੀ ਹੈ ਤਾਂ ਔਖੇ ਮਾੜੀ ਜੀ ਠੰਡ ਹੋ ਜਾਂਦੀ ਤਾਂ ਔਖੇ ਮਨ ਥੋੜਾ ਜਿਹਾ ਕਾਇਮ ਹੀ ਰੱਖੋ ਬਸ ਕਾਇਮ ਸਹਿਜ ਪਾਠ ਕਰੋਗੇ ਭਾਈ ਪੜੇ ਲਿਖਿਓ ਜਿੰਨੇ ਕਿਉਂ ਪੜਾਇਆ ਤੈਨੂੰ ਮਾਪਿਆਂ ਨੇ ਇੰਨੇ ਸਾਲ ਗਾਲ ਤੇ ਇੰਨੀਆਂ ਕਿਤਾਬਾਂ ਪੜ੍ਹ ਗਿਆ ਤੂੰ ਇੱਕ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਾਰੀ ਤੇ ਦਰਸ਼ਨ ਕਰ ਲੈ ਜਿੰਨੇ ਪੜ੍ਹੇ ਲਿਖਿਓ ਵੀਰੋ ਭਰਾਵੋ ਨੌਜਵਾਨੋ ਪੜੋ ਬੀਬੀਓ ਤੁਸੀਂ ਵੀ ਸ਼ੁਰੂ ਕਰੋ ਸਹਿਜ ਪਾਠ ਕਰਿਆ ਕਰੋ ਘਰਾਂ 'ਚ ਬਾਣੀ ਦਾ ਪਹਿਰਾ ਲਾਓ ਬਾਣੀ ਦਾ ਬਸ ਜਿਹੜੇ ਸ਼ਬਦ ਹੋਣਾ ਸ਼ਬਦ ਪੜਿਆ ਮੈਂ ਦੱਸੋ ਮੈਂ ਤੁਹਾਨੂੰ ਫੇਰ ਉਹੀ ਪਹਿਲਾਂ ਵਾਲੀ ਗੱਲ ਕਹਿੰਦਾ ਵੀ ਇਹ ਮੈਂ ਪਰਮੇਸ਼ਰ ਦਵਾਰ ਤੋਂ ਲੈ ਕੇ ਆਇਆ ਇਹ ਤੁਹਾਡੇ ਪਿੰਡ 'ਚ ਹੀ ਹੈ ਤੁਹਾਡੇ ਘਰਾਂ 'ਚ ਹੈ ਗੁਰੂ ਸਾਡਾ ਹੈ ਕਿਹਦੀ ਬਾਣੀ ਹੈ ਤੁਹਾਡੇ ਗੁਰੂ ਦੀ ਹੈ ਤੁਹਾਡਾ ਹੈ ਬਾਪੂ ਸਾਡਾ ਸਾਰਿਆਂ ਦਾ ਸਾਂਝਾ ਹੀ ਹੈ ਜਾਇਦਾਦ ਇਹੋ ਜੀ ਹੈ ਜਿਹੜੀ ਆਪ ਜਿਹਦੇ ਹਿੱਸੇਦਾਰ ਆਪਾਂ ਸਾਰੇ ਹੀ ਆਂ ਆਖੋ ਸਤਨਾਮ ਇਹ ਐਸੀ ਜਾਇਦਾਦ ਹੈ ਐਸੀ ਪ੍ਰਾਪਰਟੀ ਦੇ ਕੇ ਗਏ ਨੇ ਆਪਾਂ ਸਾਰੇ ਹੀ ਹਿੱਸੇਦਾਰ ਆ ਇਸ ਪ੍ਰਾਪਰਟੀ ਦੇ ਸਾਰੇ ਹਿੱਸੇਦਾਰ ਆ ਕਈਆਂ ਨੇ ਆਪਣਾ ਹਿੱਸਾ ਲੈ ਲਿਆ ਕਈਆਂ ਨੇ ਲਿਆ ਹੀ ਨਹੀਂ ਆਖੋ ਸਤਨਾਮ ਕਈਆਂ ਦਾ ਕਈ ਲਿਆ ਹੀ ਨਹੀਂ ਹਿੱਸਾ ਆਪਣਾ ਉਹ ਤੇਰਾ ਤੂੰ ਲੜਦਾ ਫਿਰਦਾ ਮੇਰੀ ਮਿੱਟੀ ਮੇਰੀ ਮਿੱਟੀ ਮੇਰੀ ਮੇਰੀ ਪ੍ਰਾਪਰਟੀ ਮੇਰਾ ਮਿੱਟੀ ਨੂੰ ਆਪਣੀ ਬਣਾਉਣਾ ਹੈ ਲੜਦਾ ਹੈ ਜਾ ਜਾ ਕੇ ਵੱਟ ਇੱਥੇ ਪਾਉਣੀ ਹੈ ਇਹ ਮੇਰੀ ਇੰਨਾ ਹਿੱਸਾ ਹੈ ਇੱਥੇ ਹੈ ਮੇਰਾ ਹਿੱਸਾ ਇੱਥੇ ਹੈ ਮੇਰਾ ਹਿੱਸਾ ਇੱਥੇ ਕਿਉਂ ਨਹੀਂ ਕਹਿੰਦਾ ਵੀ ਸਾਡੀ ਪ੍ਰਾਪਰਟੀ ਗੁਰੂ ਗ੍ਰੰਥ ਸਾਹਿਬ ਇੱਥੇ ਵੀ ਕਹੇ ਵੀ ਸਾਡੇ ਲਈ ਹੈ ਆ ਖਜ਼ਾਨਾ ਇਹਨੂੰ ਕਦੇ ਵੇਖਿਆ ਹੀ ਨਹੀਂ ਪੜ ਕੇ ਵੇਖੋ ਅਕਲ ਆਵੇ ਸਮਝ ਆਵੇ ਸਾਨੂੰ ਫਿਰ ਪਤਾ ਜਿਹੜੀ ਆ ਮਿੱਟੀ ਆ ਇਹ ਗੁਰੂ ਗ੍ਰੰਥ ਸਾਹਿਬ ਦੱਸਣਗੇ ਇਹ ਪਤਾ ਕੀ ਕਹਿਣਗੇ ਖਸਮ ਮਰੈ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਕਹਿੰਦੇ ਖਸਮ ਮਰ ਜੇ ਨਾਰ ਨਹੀਂ ਰੋਂਦੀ ਕਿਉਂ ਨਹੀਂ ਰੋਂਦੀ ਕਹਿੰਦੀ ਹੋਰ ਹੈ ਅਰਥ ਵੇਖੋ ਜੇ ਬਾਹਰੋਂ ਕਰੀਏ ਪਰ ਅਸਲ ਅਰਥ ਸੁਣੋ ਕਹਿੰਦੇ ਖਸਮ ਬਣਿਆ ਹੋਇਆ ਨਾ ਤੂੰ ਜ਼ਮੀਨ ਦਾ ਵੀ 10 ਕਿੱਲੇ ਮੇਰੀ ਹੈ 5 ਕਿੱਲੇ ਮੇਰੀ ਹੈ ਆਪ ਹੀ ਖਸਮ ਬਣਿਆ ਫਿਰਦਾ ਮਾਲਕ ਕਹਿੰਦੇ ਤੂੰ ਬਣਿਆ ਫਿਰ ਉਹ ਨਹੀਂ ਤੈਨੂੰ ਮੰਨਦੀ ਮਾਲਕ ਪੰਜ ਕਿੱਲੇ ਨਹੀਂ ਤੈਨੂੰ ਮਾਲਕ ਮੰਨਦੇ ਨਾ ਨਾ 10 ਕਿੱਲੇ ਮੰਨਣ ਉਹ ਕਹਿੰਦੇ ਤੂੰ ਮਰ ਸਹੀ ਜ਼ਮੀਨ ਨਹੀਂ ਰੋਂਦੀ ਕਹਿੰਦੇ ਤੂੰ ਮਰ ਦੂਜਾ ਤਿਆਰ ਹੈ ਆਖੋ ਸਤਨਾਮ ਵਾਹ ਤੂੰ ਮਰ ਤੇ ਸਹੀ ਤੂੰ ਤੈਨੂੰ ਮਾਲਕ ਨਹੀਂ ਮੰਨਦੀ ਕਹਿੰਦੀ ਮਾਲਕ ਤੇ ਮੈਂ ਬਥੇਰੇ ਬਦਲੇ ਨੇ ਜਦੋਂ ਆਪਾਂ ਖੇਤ 'ਚ ਖੜ ਕੇ ਇਦਾਂ ਕਹਿੰਦੇ ਆ ਨਾ ਮੇਰੀ ਜ਼ਮੀਨ ਹੈ ਉਹ ਚੱਲ ਤੂੰ ਤੇਰੇ ਵਰਗੇ ਬਥੇਰੇ ਬਦਲੇ ਨੇ ਮੈਂ ਬਥੇਰੇ ਬਦਲੇ ਨੇ ਤੇਰੇ ਵਰਗੇ ਬਥੇਰੇ ਆਏ ਤੇ ਬਥੇਰੇ ਗਏ ਤੇਰੇ ਵਰਗੇ ਬਥੇਰੇ ਆਏ ਬਥੇਰੇ ਗਏ ਦੱਬੇ ਪਏ ਨੇ ਧਰਤੀ 'ਚ ਜਿੱਥੇ ਇੱਕ ਬੰਦਾ ਲੰਮਾ ਪੈਂਦਾ ਹੈ ਸਾਇੰਸਦਾਨ ਕਹਿੰਦੇ ਨੇ 14 ਬੰਦੇ ਤੇਰੇ ਥੱਲੇ ਅੱਜ ਤੱਕ ਦੀ ਹਿਸਟਰੀ ਮੁਤਾਬਕ ਥੱਲੇ ਤੇਰੇ ਦੱਬੇ ਪਏ ਨੇ ਇੰਨੇ ਹੋ ਹੋ ਕੇ ਚਲੇ ਗਏ ਇੱਥੇ ਜਿਹੜੀ ਮਰਜ਼ੀ ਥਾਂ ਤੇ ਪੈ ਜਾ ਲੰਮਾ ਨਾਲੇ ਜੋ ਮਰਜ਼ੀ ਕਰ ਲੋ ਸੌਣਾ ਤੇ 3.5 ਹੱਥ ਤੇਰੀ ਸੀਮਾ 3.5 ਹੱਥ ਦਾ ਹੁੰਦਾ ਬੰਦਾ ਬੰਦਾ ਆਪਣੇ ਜਿਹੜੇ ਇਹ ਇੱਥੇ ਤੱਕ ਕੂਣੀ ਤੱਕ ਆ ਇੱਕ ਹੱਥ ਹੈ ਇਹਨੂੰ ਇੱਕ ਹੱਥ ਇੱਥੇ ਤੱਕ ਹੱਥ ਨਹੀਂ ਸਣੇ ਮਾਂ ਇੱਥੇ ਤੱਕ ਇੱਕ ਹੱਥ ਹੈ ਤੇ ਜੇ ਤੁਸੀਂ ਮਿਣਤੀ ਕਰ ਲਓ ਐਦਾਂ ਇੱਥੇ ਤੱਕ ਆ ਗਿਆ ਇੱਕ ਹੱਥ ਦੂਜਾ ਇੱਥੇ ਤੱਕ ਚੱਲ ਜੂ ਤੀਜਾ ਅੱਗੇ ਅੱਧਾ ਕੁੱਪਰ ਵੱਜ ਜਾਂਦਾ ਹੈ ਹਰੇਕ ਬੰਦਾ ਆਪਣੇ 3.5 ਹੱਥ ਦਾ ਆਪਣੇ ਆਪਣੇ ਜਿਵੇਂ ਮੈਂ ਆਪਣੇ 3.5 ਹੱਥ ਦਾ ਤੁਸੀਂ ਆਪਣੇ 3.5 ਹੱਥ ਦੇ ਉਹ ਕਹਿੰਦੇ ਸੌਣਾ ਤੇ ਤੂੰ 3.5 ਹੱਥ ਧਰਤੀ ਤੇ ਹੀ ਹੈ ਕਮਰੇ ਭਾਵੇਂ ਪੰਜਾਬ ਨਾਲ ਹੈ ਸਾਰਿਆਂ 'ਚ ਤੂੰ ਫੈਲ ਕੇ ਸੌ ਨਹੀਂ ਸਕਦਾ ਆਖੋ ਸਤਨਾਮ ਤੂੰ 10 ਕਮਰੇ ਵਾਲਾ ਹੈ ਕੋਠੀ ਦੇ 10 ਕਮਰੇ ਬਣਾ ਵੀ ਮੇਰੀ ਕੋਠੀ 10 ਕਮਰੇ 10 ਬੈੱਡਰੂਮ ਤੂੰ 10 ਚ ਤੇ ਨਹੀਂ ਸੌ ਸਕਦਾ ਸੌਏਗਾ ਤੇ 3.5 ਹੱਥ ਧਰਤੀ ਤੇ ਹੀ ਜਗ੍ਹਾ ਤੇ ਤੈਨੂੰ ਇੰਨੀ ਹੀ ਚਾਹੀਦੀ ਹੈ ਸੌਣ ਲਈ ਤੂੰ ਕਹਿੰਦਾ ਮੇਰੀ ਜਗ੍ਹਾ ਹੈ ਤੇ ਫਿਰ 3.5 ਤੂੰ ਐ ਕਰ ਫਿਰ ਤੂੰ ਸਾਰੇ ਕਮਰਿਆਂ 'ਚ ਸੌਂ ਕੇ ਵਿਖਾ ਫੈਲ ਜਾਏਗਾ ਇਹਨਾਂ ਹਾਂ ਪਖੰਡੀਆਂ ਬਾਬਿਆਂ ਦੇ ਚੇਲੇ ਜ਼ਰੂਰ ਕਹਿਣਗੇ ਅਸੀਂ ਗਏ ਬਾਬਾ ਜੀ ਦੀ ਲੱਤ ਕਿਤੇ ਪਈ ਗੋਡਾ ਕਿਤੇ ਪਿਆ ਸਿਰ ਕਿਤੇ ਪਿਆ ਰਾਤ ਨੂੰ ਗਏ ਕਹਿੰਦੇ ਫੈਲ ਗਏ ਸਾਰੇ ਉਹ ਉਹ ਇਹੋ ਜੀਆਂ ਭਾਵੇਂ ਗੱਲਾਂ ਬਣਾ ਕੇ ਸੁਣਾ ਦੇਣ ਸੁਣਾਉਂਦੇ ਨੇ ਇਦਾਂ ਦੀਆਂ ਵੀ ਲੱਤ ਅੱਡ ਹੋ ਜਾਂਦੀ ਸੀ ਰਾਤ ਨੂੰ ਸਿਰ ਅੱਡ ਹੋ ਜਾਂਦਾ ਸੀ ਇਹੋ ਜੀਆਂ ਜਿੰਨੀ ਮਰਜ਼ੀ ਛੱਡੀ ਜਾਓ ਪਰ ਹੁੰਦਾ ਨਹੀਂ ਇਦਾਂ ਨਾਲੇ ਕੋਈ ਇਹਦੇ ਵਿੱਚ ਕਿਹੜੀ ਕਰਾਮਾਤ ਹੈ ਬੋਟੀਆਂ ਬੋਟੀਆਂ ਹੋ ਗਈਆਂ ਸਵੇਰੇ ਫੇਰ ਜੁੜ ਗਈਆਂ ਇਹ ਕੀ ਗੱਲ ਹੈ ਆਪਣੇ ਵਰਗਾ ਉਹਦੇ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ ਕਮਾਈ ਸੋ ਇਸ ਕਰਕੇ ਕਮਾਈ ਤੇ ਆਪਾਂ ਗੁਰੂ ਦੇ ਬਚਨਾਂ ਦੀ ਕਰੋ ਜਿਹੜੇ ਬੰਦੇ ਨੇ ਜਿੰਨਾ ਕੁ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਇਆ ਹੈ ਉੱਥੋਂ ਹੀ ਪਤਾ ਲੱਗਦਾ ਹੈ ਵੀ ਇਹਦੀ ਕਿੰਨੀ ਕੁ ਕਮਾਈ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਵੇਖੋ ਐਦਾਂ ਭਈ ਇਹਨੇ ਗੁਰੂ ਸਾਹਿਬ ਦਾ ਆ ਬਚਨ ਵੀ ਕਮਾਇਆ ਹੈ ਇਹਨੇ ਆ ਬਚਨ ਵੀ ਨਹੀਂ ਕਮਾਇਆ ਇਹਨੇ ਆ ਬਚਨ ਵੀ ਕਮਾਇਆ ਵੀ ਸਿੱਖ ਦੀ ਬੜੀ ਕਮਾਈ ਹੈ ਇਹ ਹੈ ਕਮਾਈ ਕੀ ਹੈ ਐਦਾਂ ਕਮਾਈ ਹੈ ਵੀ ਬੜੀ ਕਮਾਈ ਕੀਤੀ ਮਿਹਨਤ ਕੀਤੀ ਮਹਾਰਾਜ ਦੇ ਬਚਨਾਂ ਨੂੰ ਕਮਾਣਾ ਕਿਤੇ ਮਿਹਨਤ ਘੱਟ ਹੈ ਬੜੀ ਮਿਹਨਤ ਕਰਨੀ ਪੈਣੀ ਹੈ ਕਮਾਣ ਲਈ ਤਾਂ ਕਰਕੇ ਘਰ ਘਰ ਬਾਣੀ ਦੇ ਪਹਿਰੇ ਲਾ ਦਿਓ ਕੋਈ ਲੋੜ ਨਹੀਂ ਥਾਂ ਥਾਂ ਤੇ ਧੱਕੇ ਖਾਣ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ 2 ਮਹੀਨਿਆਂ ਬਾਅਦ ਪਿੰਡ 'ਚ ਪ੍ਰੋਗਰਾਮ ਕਰਾਇਆ ਕਰੋ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਸਾਰੇ ਬਹਿ ਕੇ ਸੁਣਿਆ ਕਰੋ ਕਥਾ ਵਾਚਕ ਭੇਜ ਦਿਆ ਕਰਾਂਗੇ ਦੋ ਘੰਟੇ ਸੁਣਿਆ ਕਰੋ ਬਹਿ ਕੇ ਟਿਕ ਕੇ ਇੱਕ ਪੈਸਾ ਨਾ ਦਿਆ ਕਰੋ ਤਾਂ ਵੀ ਕੋਈ ਨਹੀਂ ਪਰ ਸੁਣਿਆ ਕਰੋ ਸੁਣਨ ਦਾ ਤੇ ਕੋਈ ਮੁੱਲ ਨਹੀਂ ਇਹੀ ਔਖਾ ਹੈ ਜਦੋਂ ਆਪਾਂ ਗੁਰਬਾਣੀ ਨੂੰ ਟਿਕ ਕੇ ਸੁਣਦੇ ਆ ਨਾ ਜੀ ਸੁਣੋ ਗੁਰੂ ਗ੍ਰੰਥ ਸਾਹਿਬ ਨੂੰ ਟਿਕ ਕੇ ਜਦੋਂ ਸੁਣਦੇ ਆ 68 ਤੀਰਥਾਂ ਦਾ ਨਹਾਉਣ ਇਹਨੂੰ ਮੰਨਿਆ ਹੈ ਸੁਣਿਐ 68 ਕਾ ਇਸ਼ਨਾਨ ਆ ਹੈ ਨਾ ਇੱਥੇ ਮਨ ਦੀ ਫਿਰ ਮੈਲ ਲੈ ਜਾਂਦੀ ਏ ਤੇ ਜੇ ਕਿਸੇ ਦਾ ਅੱਜ ਮਨ ਮੰਨਿਆ ਹੋਵੇ ਅੰਮ੍ਰਿਤ ਛਕਣ ਵਾਸਤੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਖੇ ਅਮਰ ਸੰਚਾਰ ਹੋਏਗਾ 6 ਦਾ ਹੋਣਾ ਰਹਿ ਗਏ 5-4 ਦਿਨ 6 ਫਰਵਰੀ ਦਾ ਦੀਵਾਨ ਲੱਗਣਾ ਹੈ ਦੁਪਹਿਰ ਦਾ ਹੀ ਲੱਗਣਾ ਹੈ ਐਦਾਂ ਹੀ ਦੁਪਹਿਰ ਦਾ ਲੱਗਣਾ ਹੈ 6 ਫਰਵਰੀ ਨੂੰ ਜਿਨ੍ਹਾਂ ਦਾ ਮਨ ਮੰਨਿਆ ਹੋਵੇ 10 ਵਜੇ ਆ ਜਾਓ ਅਮਰ ਸੰਚਾਰ ਹੋਏਗਾ ਮਾਰਚ ਦਾ ਵੀ ਸ਼ਨੀਵਾਰ ਦਾ ਦੀਵਾਨ ਲੱਗੇਗਾ ਪਹਿਲੇ ਸ਼ਨੀਵਾਰ ਦਾ ਮਾਰਚ ਦਾ ਤੇ ਵਿਸਾਖੀ ਦਾ ਆਪਾਂ ਕੋਸ਼ਿਸ਼ ਕਰਾਂਗੇ ਵੀ ਵਿਸਾਖੀ ਦਾ ਦੀਵਾਨ ਜਿਹੜਾ ਹੈ ਉਹ ਸੰਗਰਾਮ ਦਾ ਹੀ ਲਾਈਏ ਸ਼ਨੀਵਾਰ ਦਾ ਫਿਰ ਨਹੀਂ ਲਾਵਾਂਗੇ ਵਿਸਾਖੀ ਦਾ ਦੀਵਾਨ ਫਿਰ ਸੰਗਰਾਂਦ ਦਾ ਲਾਵਾਂਗੇ ਵਿਸਾਖੀ ਵਾਲੇ ਦਿਨ ਰਾਤ ਦਾ ਦੀਵਾਨ ਹੋਏਗਾ ਵਿਸਾਖੀ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਹਾਜ਼ਰੀ ਭਰੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਬਾਕੀ ਭਾਈ ਕੁਲਾਰਾ ਪਿੰਡ ਆਪਣੇ ਨੇੜੇ ਹੀ ਹੈ ਬਿਲਕੁਲ ਇੱਥੇ ਨੇੜੇ ਹੀ ਹੈ ਕੁਲਾਰਾ ਉਥੇ ਦੀਵਾਨ ਨੇ ਤਿੰਨ ਦੀਵਾਨ ਨੇ ਦੁਪਹਿਰ ਦੇ 24 25 26 ਸੋ 24 ਨੂੰ ਜਥੇ ਨੇ ਆਉਣਾ 25 ਤੇ 26 ਦੋ ਦਿਨ ਦਾ ਟਾਈਮ ਮੈਂ ਦਿੱਤਾ ਦੁਪਹਿਰ ਦੇ ਦੀਵਾਨ ਇੱਥੇ ਨੇ ਰਾਤ ਦੇ ਫਿਰ ਉਦੋਂ ਭੁੱਲਰ ਹੇੜੀ ਪਿੰਡ ਹੈ ਧੂਰੀ ਦੇ ਕੋਲ ਰਾਤ ਦੇ ਦੀਵਾਨ ਉੱਥੇ ਹੋਣਗੇ ਤੇ ਬਾਕੀ ਭਾਈ ਭਵਾਨੀਗੜ੍ਹ ਸ਼ਹਿਰ ਦੇ ਵੀ ਦੀਵਾਨ ਨੇ ਉੱਥੇ ਤਿੰਨੇ ਦਿਨ ਆਉਣਾ 11 12 13 ਫਰਵਰੀ ਦੇ ਮੈਂ ਤਾਂ ਬੇਨਤੀ ਕਰਦੀ ਜਿਵੇਂ ਪਹਿਲਾਂ ਦੱਸਿਆ ਹੁੰਦਾ ਹੈ ਇਥੋਂ ਦੀ ਸੰਗਤ ਨੂੰ ਦੋ ਦੀਵਾਨ ਦਿੱਤੇ ਸੀ ਇੱਕ ਦੀਵਾਨ 'ਚ ਜਥੇ ਨੇ ਆਉਣਾ ਸੀ ਪਹਿਲਾਂ ਦੱਸਤਾ ਸੀ ਬੁਲਾਰਾ ਤਿੰਨ ਦੀਵਾਨ ਦਿੱਤੇ ਨੇ ਇੱਕ ਦੀਵਾਨ ਜਥੇ ਨੇ ਉਹਨਾਂ ਦੋ ਦਿਨ ਦਾਸ ਨੇ ਹਾਜ਼ਰੀ ਭਰਨੀ ਇਸੇ ਤਰ੍ਹਾਂ ਭਵਾਨੀਗੜ ਤਿੰਨ ਦੀਵਾਨ ਨੇ ਉੱਥੇ ਤਿੰਨੇ ਦਿਨ ਹਾਜ਼ਰੀ ਭਰਨੀ ਕਿਉਂਕਿ ਪ੍ਰਬੰਧਕਾਂ ਨੂੰ ਪਹਿਲਾਂ ਬੇਨਤੀ ਕੀਤੀ ਹੁੰਦੀ ਹੈ ਤਾਂ ਕਰਕੇ ਬੇਨਤੀ ਹੈ ਵੀ ਵੱਧ ਚੜ ਕੇ ਪਹੁੰਚ ਕੇ ਨੇੜੇ ਤੇੜੇ ਲਾਹਾ ਲੈਣਾ ਹੈ ਇੱਕ ਪ੍ਰਬੰਧਕਾਂ ਵੱਲੋਂ ਬੇਨਤੀ ਵੀ ਆਈ ਹੈ ਕਿ ਸਾਡੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲਦੀ ਹੈ ਬਹੁਤ ਸੋਹਣਾ ਦਰਬਾਰ ਬਣਾ ਰਹੇ ਨੇ ਥੱਲੇ ਲੰਗਰ ਹਾਲ ਬਣਾਇਆ ਹੈ ਉੱਪਰ ਦਰਬਾਰ ਸਾਹਿਬ ਬਣਾਇਆ ਤੇ ਪਿੰਡ ਵਾਲਿਆਂ ਵੱਲੋਂ ਬੇਨਤੀ ਹੈ ਵੀ ਥੋੜਾ ਬਹੁਤ ਹਿੱਸਾ ਬਾਹਰੋਂ ਆਈ ਸੰਗਤ ਸਾਡੇ ਗੁਰਦੁਆਰਾ ਸਾਹਿਬ ਦੇ ਵਾਸਤੇ ਯੋਗਦਾਨ ਪਾਵੇ ਇਹਦੇ ਵਾਸਤੇ ਹੈ ਤੇ ਔਖਾ ਜਿਹਾ ਕੰਮ ਹੈ ਇਦਾਂ ਦੀ ਪਰਚੀ ਤੇ ਮੈਨੂੰ ਹੁਣ ਦਿੱਤੀ ਹੈ ਨਾ ਨਹੀਂ ਕਹਿਣਾ ਔਖਾ ਲੱਗਦਾ ਹੈ ਪਰ ਚਲੋ ਗੁਰੂ ਘਰ ਦੀ ਸੇਵਾ ਵਾਸਤੇ ਕੋਈ ਗੱਲ ਨਹੀਂ ਮੈਂ ਸਭ ਵੀਰਾਂ ਨੂੰ ਬੇਨਤੀ ਕਰੂੰ ਭੈਣਾਂ ਨੂੰ ਵੀ ਬੇਨਤੀ ਕਰਾਂਗਾ ਕਿ ਭਾਈ ਦਰਬਾਰ ਸਾਹਿਬ ਦੀ ਸੇਵਾ ਵਾਸਤੇ ਸੰਗਤ ਯੋਗਦਾਨ ਪਾਓ ਥੋੜਾ ਥੋੜਾ ਜਿਨ੍ਹਾਂ ਨੇ ਮੱਥਾ ਭਾਵੇਂ ਪਹਿਲਾਂ ਟੇਕ ਲਿਆ ਸੀ ਉਹ ਵੀ ਟੇਕੋ ਆ ਕੇ ਆ ਜਿਹੜੇ ਬਾਕੀ ਥੋੜਾ ਥੋੜਾ 100 100 2 200 5 500 ਜਿਹੜੇ ਪਾ ਸਕਦੇ ਨੇ ਇਹ ਪਿੰਡ ਵਾਲਿਆਂ ਵੱਲੋਂ ਬੇਨਤੀ ਹੈ ਉਹ ਭਾਵੇਂ ਆ ਸਟੇਜ ਤੇ ਰੱਖ ਦਿਓ ਭਾਵੇਂ ਉਧਰ ਚੜਾਵੇ 'ਚ ਰੱਖ ਦਿਓ ਜਿੱਥੇ ਮਰਜ਼ੀ ਥੋੜਾ ਥੋੜਾ ਉੱਠ ਕੇ ਜਿਹੜਾ ਉਹ ਸਾਹਮਣੇ ਦਰਬਾਰ ਕਿੰਨਾ ਸੋਹਣਾ ਬਣ ਰਿਹਾ ਹੈ ਉਹਦੇ 'ਚ ਸਾਡਾ ਤਿਲ ਫੁੱਲ ਜਿਹੜਾ ਹੈ ਇੱਟਾਂ ਇਹੀ ਨੇ ਠੇਕੇ ਤੇ ਵੀ ਇਦਾਂ ਦੀ ਲੱਗੀਆਂ ਹੁੰਦੀਆਂ ਨੇ ਗੁਰਦੁਆਰੇ ਆਉਂਦੀਆਂ ਦੋਵੇਂ ਪੱਠੇ ਤੋਂ ਹੀ ਨੇ ਆਉਂਦੀਆਂ ਦੋਵੇਂ ਪੱਠੇ ਤੋਂ ਨੇ ਉਹ ਵੀ ਠੇਕੇ ਵਾਲੀਆਂ ਵੀ ਇਹ ਵੀ ਤੇ ਜਿਹੜੀਆਂ ਠੇਕੇ ਤੇ ਲੱਗਦੀਆਂ ਨੇ ਹਰੇਕ ਬੀਬੀ ਗਾਲਾਂ ਕੱਢਦੀ ਏ ਲੰਘਦੀ ਏ ਜਦੋਂ ਠੇਕੇ ਖੋਲਦੀ ਆ ਕਦੋਂ ਮਰਨਗੇ ਆ ਇਹਨਾਂ ਨੇ ਜੱਪ ਛੇੜਿਆ ਪਿੰਡ ਤੇ ਜਿਹੜਾ ਗੁਰਦੁਆਰਾ ਹੈ ਗੁਰਦੁਆਰੇ ਦੀਆਂ ਇੱਟਾਂ ਨੂੰ ਵੇਖ ਕੇ ਦੂਰੋਂ ਹੀ ਮੱਥਾ ਟੇਕ ਜਾਂਦਾ ਇੱਟਾਂ ਹੀ ਇੱਟਾਂ ਹੀ ਨੇ ਵੀ ਮਿੱਟੀ ਹੈ ਉਹ ਠੇਕੇ ਤੇ ਚਲੇਗੀ ਉੱਥੇ ਲਾਂਤਾਂ ਹੀ ਪੈਣੀਆਂ ਨੇ ਇਹ ਗੁਰਦੁਆਰੇ ਆ ਕੇ ਲੱਗ ਗਈ ਵੇਖੋ ਮਿੱਟੀ ਨੂੰ ਵੀ ਮੱਥੇ ਤੇ ਸੋ ਇਹ ਮਾਇਆ ਇੱਕੋ ਹੀ ਹੈ ਭਾਈ ਮਾਇਆ ਉਹੀ ਹੈ ਠੇਕੇ ਤੇ ਵੀ ਲੱਗਣੀ ਹੈ ਗੁਰਦੁਆਰੇ ਵੀ ਲੱਗਣੀ ਹੁੰਦੀ ਸੋ ਆਓ ਬੇਨਤੀ ਕਰਾਂਗਾ ਸਾਰਿਆਂ ਸਿੰਘਾਂ ਨੂੰ ਬੇਨਤੀ ਹੈ ਥੋੜਾ ਥੋੜਾ ਯੋਗਦਾਨ ਪਾਓ ਸਾਰੇ ਧੰਨਵਾਦ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਬੀਬੀਓ ਤੁਸੀਂ ਵੀ ਲੁਕੋ ਕੇ ਰੱਖੇ ਹੁੰਦੇ ਨੇ ਥੋੜੇ ਬਹੁਤ ਹੋਣਗੇ ਤੁਸੀਂ ਵੀ ਪਾ ਦਿਓ ਹਿੱਸਾ ਸਾਰੀਆਂ ਬੀਬੀਆਂ ਵੀ ਪਾਓ ਦੋ ਜੋਗ ਦਾ ਅੱਛਾ ਇੱਕ ਗੱਲ ਹੋਰ ਸੁਣੋ ਚੋਰ ਵਿੱਚ ਫਿਰਦੇ ਨੇ ਫੋਨ ਤੇ ਆਪਣੇ ਪਰਸ ਸਾਹਮ ਕੇ ਰੱਖਿਓ ਹਰੇਕ ਦੁਕਾਨ ਵਿੱਚ ਚੋਰੀ ਹੋਈ ਹੈ 15 ਦਿਨਾਂ ਤੋਂ ਪੱਕੇ ਚੋਰ ਹਰੇਕ ਦੁਕਾਨ ਚ ਆਉਂਦੇ ਨੇ ਫੋਨਾਂ ਦੀ ਚੋਰੀ ਹੋ ਰਹੀ ਹੈ ਪਰਸ ਕੱਢ ਲੈਂਦੇ ਨੇ ਆ ਜਦੋਂ ਹੁਣ ਰਸ਼ ਪੈ ਜਾਣਾ ਫਿਰ ਇਹਨਾਂ ਨੇ ਧਿਆਨ ਰੱਖਿਓ ਆਪਣੇ ਫੋਨ ਤੇ ਪਰਸ ਸਾਹਮ ਲਿਓ ਪੂਰਾ ਖਿਆਲ ਰੱਖਿਓ ਸਾਰੀ ਸੰਗਤ ਬੋਲੋ ਹੁਣ ਆਨੰਦ ਸਾਹਿਬ ਵਿੱਚ ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਫਿਰ ਸਾਰੀਆਂ ਸੰਗਤਾਂ ਨੇ ਚੱਲ ਲੱਗਾ ਪਹਿਲਾਂ ਜਾਣ ਦੀ ਖੇਚਲ ਆਰਾਮ ਨਾਲ ਭਾਈ ਫੋਨ ਸੰਭਾਲ ਕੇ ਰੱਖਿਓ ਪਰਸ ਸੰਭਾਲ ਕੇ ਰੱਖਿਓ ਗੁਰੂ ਸਾਹਿਬ ਜਾਣਗੇ ਫਿਰ ਆਪਾਂ ਚਾਲਾ ਪਾਵਾਂਗੇ ਭਾਈ ਆਓ ਆਰਾਮ ਨਾਲ ਵਾਰੀ-ਵਾਰੀ ਆਪਣਾ ਯੋਗਦਾਨ ਪਾ ਦਿਓ ਰਾਮਕਲੀ ਮਹੱਲਾ ਤੀਜਾ ਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਅਨੰਦ ਭਇ ਮੇਰੀ ਮਾਏ